ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਮਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਮੁਖ ਨਿੰਦਕ ਤਿਲਕ ਕੈ ਸ਼ਾਹੀ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਮਾਲਕ ਜੀ ਮਿਹਰ ਕਰੋ ਕੋਈ ਢੋ ਟਕਾਓ ਇਦਾਂ ਦਾ ਵਿਦ ਬਣਾਓ ਜਿਸ ਕਰਕੇ ਮੇਰਾ ਮਨ ਆਪ ਜੀ ਦੇ ਗੁਣ ਗਾਉਂਦਾ ਰਹੇ ਮੇਰੀ ਰਸਨਾ ਆਪ ਜੀ ਦੀ ਸਿਫਤ ਕਰਦੀ ਰਹੇ ਸੇ ਸੰਜੋਗ ਜੀ ਸੇ ਸੰਜੋਗ ਕਰੋ ਮੇਰੇ ਪਿਆਰ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਦੀ ਵਿਧ ਬਣਾਓ ਕਰੋ ਮੇਰੇ ਪਿਆਰੇ ਸੇ ਸੰਜੋ ਜਿਤ ਰਸਨਾ ਹਰ ਨਾਮ ਉਚਾਰੇ ਜਿਤ ਰਸਤਾ ਹਰ ਨਾਮ ਜਿਤ ਰਸਨਾ ਜਿਤ ਰਸਨਾ ਪੁਛਾਨੇ ਕੀ ਤੇ ਰਸਨਾ ਤੇ ਸੰਜੋ ਨਾ का ਚਿਤ ਰਸਨਾ ਜਿਸ ਕਿਰਪਾ ਕਰਨਾ ਹਰ ਨਾਮ ਉਚਾਰੇ ਜਿਤ ਰਸਨਾ ਹਰ ਨਾਮ ਉਚਾਰੇ ਜਿਤ ਰਸਨਾ ਨਾਮ ਉਚਾਰੇ ਜੇ ਤੁਰਸਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਭਾਈ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜਪੋ ਜਪੋ ਲਵਾਓ ਹਾਜ਼ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਗੁਰੂ ਗੁਰ ਕਰ ਮਨ ਮੋ ਗੁਰੂ ਗੁਰੂ ਗੁਰ ਕਰ ਮਨ ਮੋ ਗੁਰੂ ਗੁਰੂ ਗੁਰ ਕਰ ਮਨ ਮੋ ਗੁਰੂ ਬਿਨਾ ਮੈਂ ਨਹੀਂ ਹੋ ਗੁਰੂ ਬਿਨਾ ਮੈਂ ਨਹੀਂ ਹੋ ਗੁਰੂ ਬਿਨਾ ਮੈਂ ਨਹੀਂ ਹੋ ਗੁਰੂ ਬਿਨਾ ਸਤਨਾਮ ਜਪੋ ਸੰਗਤੇ ਪਿਆਰੀਏ ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ ਸਤਨਾਮ ਜਪੋ ਸੰਗਤੇ ਪਿਆਰੀਏ ਵਾਹਿਗੁਰੂ ਦਾ ਨਾਮ ਮਨੋ ਨਾ ਵਿਸਾਰੀਏ ਅਸੀਂ ਸਦਾ ਅਸੀਂ ਸਦਾ ਭੁੱਲਣ ਹਾਰ ਜੀ ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ ਸੀ ਸਦਾ ਅਸੀ ਸਦਾ ਉਲਨ ਹਾਰ ਜੀ ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ ਸਤਨਾਮ ਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਬੋਲੋ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਮਨ ਕਹਦੇ ਬਾਬਲੇ ਏ ਮਨ ਕਹਲੇ ਬਾਬਲੇ ਏ ਮਨ ਕਹਲੇ ਬਾਬਲੇ ਪੜੋ ਏ ਮਨ ਅੱਜ ਕੇ ਰੇ ਮਨ ਕਹਲੇ ਬਾਬਲੇ ਰੇ ਮਨ ਕਹਲੇ ਬਾਬਲੇ ਕਹਲੇ ਬਾਬਲੇ ਮਨ ਪਹਿਲੇ ਵਾਰ ਮਨ ਪਹਿਲੇ ਵਾਰ ਰੇ ਮਨ ਪਹਿਲੇ ਵਾਰ ਰੇ ਮਨ ਪਹਿਲੇ ਵਾਰ ਰੇ ਮਨ ਪਹਿਲੇ ਬਾਬਲੇ ਰੇ ਮਨ ਪਹਿਲੇ ਬਾਬਲੇ ਰੇ ਮਨ ਗਹਿਲੇ ਬਾਬਲੇ ਰੇ ਮਨ ਗਹਿਲੇ ਬਾਬਲੇ ਰੇ ਮਨ ਗਹਿਲੇ ਬਾਬਲੇ ਮਣ ਕਿਆ ਰਲੀਆਂ ਮਣ ਕਿਆ ਰਲੀਆਂ ਮਣ ਕਿਆ ਰਲੀਆਂ ਮਣ ਕਿਆ ਰਲੀਆਂ ਮਣ ਕਿਆ ਰਲੀਆਂ ਮਣ ਕਿਆ ਰਲੀਆਂ ਮਣ ਕਿਆ ਰਲੀਆਂ ਮਣ ਕਿਆ ਰਲੀਆਂ ਗਹਿਲੇ ਬਾਬ ਅਰੇ ਮਨ ਗਹਿਲੇ ਬਾਬ ਏ ਅਰੇ ਮਨ ਗਹਿਲੇ ਬਾਬ ਏ ਅਰੇ ਮਨ ਗਹਿਲੇ ਬਾਬ ਸਿਰ ਪਲਿਆ ਤੋੜੀ ਪਲੀ ਸਿਰ ਮੁੱਛਾਂ ਵੀ ਪਲੀਆਂ ਮੁੱਛਾਂ ਵੀ ਪਲੀਆਂ ਮੁੱਛਾਂ ਵੀ ਪਲੀਆਂ ਮੁੱਛਾਂ ਵੀ ਪਲੀਆਂ ਮੁੱਛਾਂ ਵੀ ਪਲੀਆਂ ਮੁੱਛਾਂ ਵੀ ਪਲੀਆਂ ਏ ਮਨ ਲੈ ਬਾਵਲੇ ਏ ਮਨ ਲੈ ਬਾਵਲੇ ਏ ਮਨ ਲੈ ਬਾਗ ਮਨ ਰੇ ਮਨ ਜੀ ਗੱਜ ਕੇ ਫਿਰ ਕੋ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਕਹਿਲੇ ਬਾਬਲੇ ਧੀਰੇ ਮਨ ਰੇ ਮਨ ਮਨ ਕਹਿਲੇ ਬਾਬ ਪਰਮ ਸਤਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਕੋਈ ਦਸਨਾ ਵਾਂਝੀ ਨਾ ਰਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜੋਂ ਚੱਲ ਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਜਦੇ ਜਾਈਏ ਹਜ਼ੂਰੀ ਵਿੱਚ ਬੈਠਦੇ ਜਾਈਏ ਧਿਆਨ ਲਾ ਕੇ ਸੁਣੀਏ ਸਮਝੀਏ ਤੇ ਮੰਨਣ ਦੀ ਕੋਸ਼ਿਸ਼ ਕਰੀਏ ਸਤਿਗੁਰ ਜੀ ਦਾ ਸੱਚਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਵਾਂਗੇ ਉਹਦੇ ਮੁਤਾਬਕ ਫਿਰ ਸਾਰੀ ਜ਼ਿੰਦਗੀ ਚੱਲਦੇ ਰਾਂਗੇ ਇਹ ਸਿਰਫ ਇੰਨਾ ਨਹੀਂ ਕਿ ਕੰਨਾਂ ਨਾਲ ਆਪਾਂ 2 ਘੰਟੇ ਸੁਣ ਲਿਆ ਅੱਜ ਆਪਾਂ ਪੈਰਾਂ ਨਾਲ ਚੱਲ ਕੇ ਆ ਗਏ ਪੈਰ ਸਫਲ ਹੋ ਗਏ ਕਈ ਵਾਰੀ ਕਹਿੰਦੇ ਨਹੀਂ ਕਈ ਮੇਰੇ ਵਰਗੇ ਸਟੇਜ ਤੇ ਸਿੱਧੀ ਭਾਸ਼ਾ ਵਿੱਚ ਜੇ ਕਹਾਂ ਵੀ ਪੰਪ ਮਾਰਨ ਵਾਲੇ ਲੋਕ ਹੁੰਦੇ ਐ ਇਦਾਂ ਦੇ ਪੰਪ ਮਾਰਨ ਵਾਲੇ ਉਹ ਫਿਰ ਇਦਾਂ ਦੀਆਂ ਗੱਲਾਂ ਕਰਨਗੇ ਭਾਈ ਤੁਸੀਂ ਆਏ ਹੋ ਅੱਜ ਤੁਹਾਡੇ ਪੁੰਨਾਂ ਵਿੱਚ ਵਾਧਾ ਹੋ ਗਿਆ ਅੱਜ ਤੁਹਾਡੇ ਪੈਰ ਸਫਲ ਹੋ ਗਏ ਪਰ ਚੇਤਾ ਰੱਖਿਓ ਜੀ ਇਹ ਸਫਲ ਇੱਥੇ ਆਉਣ ਤੱਕ ਤਾਂ ਨੇ ਪਹਿਲੀ ਗੱਲ ਤੇ ਸਾਡੇ ਅੰਦਰ ਭਾਵਨਾ ਕੀ ਹੈ ਪਾਪ ਪੁੰਨ ਜਿਹੜਾ ਹੈ ਜਿਵੇਂ ਕਈ ਕਹਿੰਦੇ ਆ ਪੁੰਨਾਂ 'ਚ ਵਾਧਾ ਹੋ ਜਾਂਦਾ ਹੈ ਅੱਗੇ ਵੀ ਬੇਨਤੀ ਕਰੀ ਦੀ ਹੈ ਵੀ ਪਾਪ ਪੁੰਨ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਹੈ ਫਿਜ਼ੀਕਲੀ ਪਾਪ ਪੁੰਨ ਨਹੀਂ ਹੁੰਦਾ ਸਾਡੇ ਅੰਦਰ ਕੀ ਚੱਲਦਾ ਪਾਪ ਪੁੰਨ ਆਉਣ ਇਹ ਨਹੀਂ ਵੇਖਿਆ ਜਾਣਾ ਵੀ ਇੱਥੇ ਆਇਆ ਬੜਾ ਪੁੰਨ ਹੈ ਇਹ ਵੇਖਿਆ ਜਾਣਾ ਕਿ ਮਨ ਵਿੱਚ ਕੀ ਸੋਚ ਕੇ ਆਇਆ ਉੱਥੇ ਵੇਖਣਾ ਪਾਪ ਪੁੰਨ ਪਾਪ ਪੁੰਨ ਅਸੀਂ ਫਿਜ਼ੀਕਲ ਬਣਾਇਆ ਹੋਇਆ ਹੈ ਪਾਪ ਪੁੰਨ ਨੂੰ ਸਰੀਰ ਦੇ ਤਲ ਤੇ ਬਣਾਇਆ ਹੋਇਆ ਜਿਵੇਂ ਹੁਣ ਮੰਨ ਲਓ ਕੋਈ ਜੀਵ ਹੱਤਿਆ ਹੋ ਗਈ ਇਹ ਕੀ ਹੋ ਗਿਆ ਪਾਪ ਹੋ ਗਿਆ ਕਿਸੇ ਜੀਵ ਨੂੰ ਬਚਾ ਲਿਆ ਇਹ ਕੀ ਹੋ ਗਿਆ ਬਈ ਬੋਲੋ ਇਹ ਕੀ ਹੋ ਗਿਆ ਪੁੰਨ ਹੋ ਗਿਆ ਮਾਰਨਾ ਪਾਪ ਤੇ ਬਚਾਉਣਾ ਪੁੰਨ ਹੁਣ ਸਾਰੇ ਬੋਲ ਕੇ ਦੱਸੋ ਮਾਰਨਾ ਪਾਪ ਮੰਨਦੇ ਹੋ ਬਈ ਮਾਰਨਾ ਫਿਰ ਜਿਹੜੇ ਤੁਹਾਡੀ ਫਸਲ ਨੂੰ ਕੀੜੇ ਪੈ ਜਾਂਦੇ ਨੇ ਸਪਰੇਅ ਕਰਦੇ ਹੋ ਕਿ ਨਹੀਂ ਹੁਣ ਬੋਲੋ ਘਰ 'ਚ ਜਦੋਂ ਚੂਹੇ ਪੈ ਜਾਂਦੇ ਨੇ ਫਿਰ ਕੀ ਕਰਦੇ ਹੋ ਦਵਾਈ ਪਾਉਂਦੇ ਹੋ ਕਿ ਨਹੀਂ ਬੋਲੋ ਪਾਉਂਦੇ ਹੋ ਫਿਰ ਉਦੋਂ ਜਦੋਂ ਸਪਰੇਅ ਕਰਦੇ ਹੋ ਉਦੋਂ ਕੀ ਬਣਦਾ ਆਪੇ ਕਹਿੰਦੇ ਹੋ ਵੀ ਪਾਪ ਮਾਰਤਾ ਪਾਪ ਬਚਾ ਲਿਆ ਪੁੰਨ ਆਪੇ ਕਹਿੰਦੇ ਹੋ ਭਾਈ ਭੈਣਾਂ ਨੂੰ ਬੇਨਤੀ ਹੈ ਵੀ ਬਿਠਾਓ ਸਾਰੇ ਵੀਰਾਂ ਨੂੰ ਬਿਠਾ ਹੀ ਦਿਓ ਸਾਰੀ ਸੰਗਤ ਨੂੰ ਆ ਵੀ ਭਾ ਦਿਓ ਰਾਜ ਜਿਹੜੇ ਖੜੇ ਵੀਰ ਰਾਜ ਹੀ ਭਾ ਦਿਓ ਭੈਣਾਂ ਸਾਰੀਆਂ ਬਹਿ ਜਾਓ ਵੀ ਸਾਰੀਆਂ ਜਿੱਥੇ ਖੜੇ ਹੋ ਰਾਜ ਹੀ ਬਹਿ ਜਾਓ ਦੂਰ ਹੀ ਇੱਥੇ ਬਹਿ ਜਾਓ ਪਹਿਰੇਦਾਰ ਤਕੜੇ ਹੋ ਕੇ ਬਾ ਦਿਓ ਲੋ ਹੁਣ ਆਪਾਂ ਫਿਰ ਗੱਲ ਸ਼ੁਰੂ ਕਰੀਏ 9 ਵਜੇ ਅੱਗੇ ਅੱਗੇ ਉੱਠ ਉੱਠ ਕੇ ਨਾ ਉਹ ਸਿੰਘੋ ਇੱਥੇ ਹੀ ਬਾ ਦਿਓ ਬਸ ਰਾਹ 'ਚ ਹੀ ਬਾ ਦਿਓ ਜਿੱਥੇ ਖੜੇ ਹੋ ਬਿਠਾ ਦਿਓ ਉੱਠ ਉੱਠ ਕੇ ਅੱਗੇ ਨਾ ਉਹ ਜਿਹੜੇ ਆਉਣ ਵਾਲੇ ਨੇ ਜਿੱਥੇ ਜਿੱਥੇ ਜਗ੍ਹਾ ਪਿੱਛੇ ਮਿਲਦੀ ਜਾਏ ਉੱਥੇ ਉੱਥੇ ਹੀ ਬਹਿ ਜਾਓ ਭੈਣਾ ਵੀ ਸਾਰੀਆਂ ਸੱਜ ਜਾਓ ਜੀ ਇਕਾਗਰਤਾ ਬਣਾਓ ਪਹਿਰੇਦਾਰ ਪੰਜ ਚਾਰ ਹੋਰ ਕਾਇਮ ਹੋ ਜਾਓ ਮਾੜਾ ਜਿਹਾ ਉੱਥੇ ਜਿਹੜੀਆਂ ਬੀਬੀਆਂ ਉੱਠ ਉੱਠ ਕੇ ਇਹਨਾਂ ਨੂੰ ਬਾਹ ਦਿਓ ਸਾਰੀਆਂ ਭੈਣਾਂ ਨੂੰ ਉੱਠ ਕੇ ਕੋਈ ਅੱਗੇ ਨਾ ਆਵੇ ਸਾਰੇ ਵੀਰਾਂ ਨੂੰ ਭਾਓ ਖੁੱਲੇ ਖੁੱਲੇ ਬੈਠੋ ਸਿੰਘੋ ਖੁੱਲੇ ਖੁੱਲੇ ਬੈਠੋ ਸਾਊਂਡ ਸਿਸਟਮ ਠੀਕ ਹੈ ਸਾਰੇ ਪਾਸੇ ਆਵਾਜ਼ ਸੁਣਦੀ ਹੈ ਵੇਖਣਾ ਕੋਈ ਮਹਿਣਾ ਨਹੀਂ ਰਖਾਉਂਦਾ ਸੁਣਨਾ ਮਹਿਣਾ ਰਖਾਉਂਦਾ ਹੈ ਅਸੀਂ ਜੇ ਐਂ ਵੇਖੀ ਨਾ ਵੀ ਮੈਨੂੰ ਸਰੀਰ ਦਿਸਣਾ ਚਾਹੀਦਾ ਵੀ ਕਥਾ ਕਰਨ ਵਾਲਾ ਦਿਸੇ ਕੀਰਤਨ ਕਰਨ ਵਾਲਾ ਦਿਸੇ ਉਤੋਂ ਕੀ ਕੱਢੋਗੇ ਤੁਸੀਂ ਆ ਹੱਡ ਜੰਮ ਚੋਂ ਕੀ ਨਿਕਲੂ ਇਹਦੇ ਚੋਂ ਕੀ ਕੱਢ ਲੋਗੇ ਕਿੰਨਾ ਚਿਰ ਇਹਦੇ ਨਾਲ ਸੰਬੰਧ ਰੱਖ ਸਕਦੇ ਆ ਅਸੀਂ ਅਸਲ ਗੱਲ ਸੁਣਨੀ ਹੈ ਸੁਣਨਾ ਤੇ ਸਮਝਣਾ ਧਰਮ ਜਗਤ ਵਿੱਚ ਸੁਣਨਾ ਹੀ ਦਰਸ਼ਨ ਹੁੰਦਾ ਹੈ ਸਮਝਣਾ ਹੀ ਦਰਸ਼ਨ ਹੁੰਦਾ ਹੈ ਵੇਖਣਾ ਦਰਸ਼ਨ ਨਹੀਂ ਹੁੰਦਾ ਇੱਥੇ ਤੇ ਅਸੀਂ ਪ੍ਰਚਾਰਕਾਂ ਕਥਾਵਾਚਕ ਹੁੰਦੇ ਨੇ ਕੀਰਤਨੀਏ ਹੁੰਦੇ ਨੇ ਸਾਨੂੰ ਕੀ ਵੇਖਣਾ ਹੈ ਸਾਹਮਣੇ ਗੁਰੂ ਸਾਹਿਬ ਵੀ ਹੋਣ ਨਾ ਗੁਰੂ ਸਾਹਿਬ ਵੀ ਵੇਖ ਕੇ ਭਲਾ ਨਹੀਂ ਹੁੰਦਾ ਸੁਣ ਸਮਝ ਕੇ ਭਲਾ ਹੁੰਦਾ ਗੁਰੂ ਸਾਹਿਬ ਵੀ ਹੋਣ ਭਾਵੇਂ ਤਾਂ ਵੀ ਵੇਖ ਕੇ ਭਲਾ ਹੁਣ ਇੱਧਰ ਵੇਖੋ ਵੀ ਸਿੰਘੋ ਇੱਧਰ ਧਿਆਨ ਦਿਓ ਜਰਾ ਕਿ ਧਿਆਨ ਨਾਲ ਸੁਣਿਓ ਗੁਰੂ ਗ੍ਰੰਥ ਸਾਹਿਬ ਪੂਰੇ ਨੇ ਨਾ ਸਤਿਗੁਰੂ ਬੋਲੋ ਬੋਲੋ ਜੀ ਗੁਰੂ ਗ੍ਰੰਥ ਸਾਹਿਬ ਪੂਰੇ ਸਤਿਗੁਰੂ ਨੇ ਲੋ ਹੁਣ ਵੇਖਿਓ ਗੁਰੂ ਗ੍ਰੰਥ ਸਾਹਿਬ ਕੰਨੀ ਸਾਰੇ ਨਿਗਾ ਮਾਰਿਓ ਮਾੜਾ ਜਿਹਾ ਦੇਖਿਓ ਵੇਖ ਲਿਆ ਹੋ ਗਿਆ ਭਲਾ ਨਾ ਸਤਿਗੁਰ ਨੂੰ ਸਭ ਕੋ ਵੇਖਦਾ ਗੁਰੂ ਗ੍ਰੰਥ ਸਾਹਿਬ ਇਸ ਫੈਸਲਾ ਦਿੰਦੇ ਆ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਵੇਖ ਕੇ ਮੁਕਤੀ ਨਹੀਂ ਹੁੰਦੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜੇ ਸਮਝਿਆ ਨਹੀਂ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਐ ਤੇ ਵੇਖੀ ਜਾ ਭਾਵੇਂ ਸਾਰਾ ਦਿਨ ਖੜਾ ਰਹਿ ਇੱਥੇ ਇੱਥੇ ਖੜ ਜਾ ਜਿਹੜੇ ਬੱਚੇ ਰੋਣ ਭਾਈ ਭੈਣਾਂ ਨੂੰ ਬੇਨਤੀ ਐ ਵੀ ਟਿਕਾ ਬਣਾਓ ਪਹਿਰੇਦਾਰੋ ਬੀਬੀਆਂ ਰੁਕਦੇ ਰਹੀਆਂ ਨਹੀਂ ਤੁਹਾਡੇ ਤੋਂ ਖੜੇ ਕਾਹਦੇ ਲਈ ਤੁਸੀਂ ਪਹਿਰੇਦਾਰ ਸਾਰੇ ਉਹਨਾਂ ਭੈਣਾਂ ਨੂੰ ਬਿਠਾ ਦਿਓ ਕਿਰਪਾ ਕਰਕੇ ਬਾਰ-ਬਾਰ ਫਿਰ ਧਿਆਨ ਉਧਰ ਜਾਂਦਾ ਬੇਨਤੀ ਕਰਨੀ ਪੈਂਦੀ ਹਾਲਾਂਕਿ ਮੈਂ ਕੱਲ ਕਿਹਾ ਸੀ ਵੀ 8 ਵਜੇ ਆ ਜਿਓ ਵੇਲੇ ਨਾਲ ਬਹਿ ਜਿਓ ਪਰ ਫਿਰ ਵੀ ਅੱਜ 9 ਹੀ ਵੱਜ ਗਏ ਜਿਹੜੀਆਂ ਬੀਬੀਆਂ ਕੋਲ ਬੱਚੇ ਰੋਣ ਉਹ ਨਾਲ ਦੀ ਨਾਲ ਉਧਰਲੇ ਪਾਸੇ ਲੈ ਜਾਣ ਰੌਲਾ ਨਾ ਪਵੇ ਹੁਣ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਕੋਈ ਭੈਣ ਆਵੇ ਉੱਥੇ ਹੀ ਭਾਈ ਜਾਇਓ ਪਿੱਛੇ ਹੀ ਹੁਣ ਟਿਕਾ ਬਣਾ ਲਓ ਬਸ ਸਾਰੇ ਵੀਰ ਪਹਿਰੇਦਾਰ ਵੀ ਬਹਿ ਜਾਓ ਲਓ ਹੁਣ ਇੱਧਰ ਧਿਆਨ ਰੱਖੋ ਹੁਣ ਗੱਲ ਪਹਿਲਾਂ ਇਹ ਸਮਝੋ ਹਰ ਸਟੇਜ ਤੇ ਹੀ ਕਰਦੇ ਆ ਪਰ ਜੇ ਇਹ ਨੁਕਤਾ ਇੱਕ ਸਮਝ ਚ ਆਵੇ ਨਾ ਜੀ ਜੇ ਤੁਸੀਂ ਇੱਕ ਗੱਲ ਪਕੜ ਚ ਆ ਜੇ ਸਾਰੀਆਂ ਸਮਝ ਚ ਆ ਜਾਣਗੀਆਂ ਜਿਵੇਂ ਨਾ ਆਪਾਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਸਵਾਲ ਹੱਲ ਕਰਦੇ ਸੀ ਉਦੋਂ ਟੀਚਰ ਕਹਿੰਦੇ ਸੀ ਫਾਰਮੂਲਾ ਸਮਝ ਲਓ ਜੇ ਫਾਰਮੂਲਾ ਸਮਝ ਚ ਆ ਜੇ ਸਾਰਾ ਸਵਾਲ ਹੱਲ ਕਰ ਸਕਦਾ ਬੰਦਾ ਇੱਕ ਗੱਲ ਦਿਮਾਗ 'ਚ ਆ ਜੇ ਬਾਕੀ ਤੇ ਸਾਰੀਆਂ ਗੱਲਾਂ ਆਪਣੇ ਆਪ ਹੀ ਪਕੜ 'ਚ ਆਉਣ ਲੱਗ ਜਾਂਦੀਆਂ ਇੱਕ ਨੁਕਤਾ ਜੇ ਸਮਝ 'ਚ ਆ ਜੇ ਇੱਕ ਨੁਕਤਾ ਸਭ ਤੋਂ ਵਧੀਆ ਗੱਲ ਇਹ ਕਿਰਪਾ ਕਰਕੇ ਸਮਝੋ ਵੀ ਗੁਰੂ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਤੇ ਸਮਝਣ ਦਾ ਵਿਸ਼ਾ ਹੈ ਇਹ ਗੱਲ ਪੱਕੀ ਦਿਮਾਗ 'ਚ ਰੱਖੋ ਹੁਣ ਮੈਂ ਬੇਨਤੀ ਇਹ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਲੋ ਹੁਣ ਆ ਪੰਕਤੀ ਗਾਓ ਆਪਾਂ ਹਰ ਜਗ੍ਹਾ ਹੀ ਗਾਈਦੀ ਹੈ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਵੇਖ ਕੇ ਮੁਕਤੀ ਨਹੀਂ ਹੁੰਦੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਕੀ ਹੈ ਜੇ ਅਸੀਂ ਸਮਝਦੇ ਨਹੀਂ ਉਹਨਾਂ ਚਿਰ ਕੱਲਾ ਵੇਖ ਕੇ ਮੁਕਤੀ ਨਹੀਂ ਹੁੰਦੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਸੁਣੋ ਜਵਾਬ ਦਿਓ ਵੀ ਸਿੰਘੋ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਇਸੇ ਮੰਜੀ ਸਾਹਿਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਹੋਣ ਤੇ ਆਪਾਂ ਉਹਨਾਂ ਕੰਨੀ ਵੇਖੀਏ ਫਿਰ ਮੁਕਤੀ ਹੋ ਜੂ ਹੁਣ ਬੋਲੋ ਜੇ ਮੰਨ ਲਓ ਸਾਹਮਣੇ ਬੈਠੇ ਹੋਣ ਇਸੇ ਜਗ੍ਹਾ ਤੇ ਇਸੇ ਤਖਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਗੁਰੂ ਗੋਬਿੰਦ ਸਿੰਘ ਬੈਠੇ ਹੋਣ ਫਿਰ ਹੋ ਜੂ ਮੁਕਤੀ ਵੇਖ ਕੇ ਇਦਾਂ ਕਿਉਂ ਭਲਾ ਸੋਚਿਓ ਜਿਨ੍ਹਾਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਪਰ ਵੇਖ ਕੇ ਭਲਾ ਨਹੀਂ ਹੋਇਆ ਕਾਸ਼ ਕਿਤੇ ਉਹ ਜਲਾਦ ਗੁਰੂ ਅਰਜਨ ਦੇਵ ਜੀ ਨੂੰ ਸੁਣ ਲੈਂਦੇ ਜੇ ਗੁਰੂ ਅਰਜਨ ਦੇਵ ਜੀ ਨੂੰ ਜਲਾਦਾਂ ਨੇ ਸੁਣਿਆ ਹੁੰਦਾ ਉਹਨਾਂ ਨੇ ਸਤਿਗੁਰੂ ਜੀ ਦੇ ਸੀਸ 'ਚ ਰੇਤਾ ਨਹੀਂ ਸੀ ਪਾ ਸਕਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰਨ ਵਾਲਿਆਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖਿਆ ਸੀ ਸੁਣਿਆ ਨਹੀਂ ਸੀ ਵੇਖਿਆ ਸੀ ਨਾ ਸੀਸ ਧੜ ਤੋਂ ਜੁਦਾ ਕੀਤਾ ਜਿਨ੍ਹਾਂ ਨੇ ਵੇਖਿਆ ਹੀ ਸੀ ਜਾਦਿਆਂ ਨੂੰ ਨੀਹਾਂ 'ਚ ਚਿੰਨ ਵਾਲੇ ਜਲਾਦਾਂ ਨੇ ਜਾਦਿਆਂ ਨੂੰ ਵੇਖਿਆ ਸੀ ਨਾ ਸਾਰਿਆਂ ਨੇ ਵੇਖਿਆ ਪਰ ਵੇਖ ਕੇ ਉਹਨਾਂ ਲੋਕਾਂ ਦਾ ਭਲਾ ਨਹੀਂ ਹੋਇਆ ਆਪਾਂ ਵੀ ਇੱਥੇ ਖੜੇ ਆ ਵੀ ਗੁਰੂ ਸਾਹਿਬ ਨੂੰ ਵੇਖ ਲਿਆ ਬਸ ਗੱਲ ਖਤਮ ਹੈ ਵੇਖ ਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਲਾ ਨਹੀਂ ਹੁੰਦਾ ਹੁਣ ਗੱਲ ਸੁਣੋ ਭਲਾ ਤੇ ਗੁਰੂ ਨੂੰ ਵੇਖ ਕੇ ਵੀ ਨਹੀਂ ਹੋਣਾ ਸੁਣ ਕੇ ਹੋਣਾ ਹੈ ਸਮਝ ਕੇ ਹੋਣਾ ਹੈ ਤੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਵੇਖ ਕੇ ਕੀ ਕੱਢ ਲੇਗਾ ਉਹਦੇ ਚੋਂ ਕੀ ਕੱਢ ਲੇਗਾ ਜਿਹੜਾ ਹੁਣ ਮੰਨ ਲਓ ਅਗਲਾ ਕਹਿੰਦਾ ਮੈਨੂੰ ਦਿਸਦੇ ਨਹੀਂ ਜੀ ਬਾਬਾ ਜੀ ਕਿੱਥੇ ਕੁ ਬੈਠੇ ਉਹ ਪ੍ਰਚਾਰਕ ਕਿੱਥੇ ਮੈਂ ਤੇ ਵੇਖਣਾ ਹੈ ਵੇਖ ਕੇ ਕੀ ਕੱਢੇਗਾ ਵੇਖ ਵੀ ਲਏਗਾ ਕੀ ਹੋ ਜਾਏਗਾ ਵੇਖ ਕੇ ਤੇ ਗੁਰੂ ਸਾਹਿਬ ਨੂੰ ਵੇਖ ਕੇ ਭਲਾ ਨਹੀਂ ਹੁੰਦਾ ਸਾਹਮਣੇ ਹੀ ਹੈ ਆ ਮੈਂ ਮੈਂ ਇੱਥੇ ਬੈਠਾ ਲੈ ਤੁਸੀਂ ਮੈਨੂੰ ਵੇਖ ਲਓ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਨੇ ਸਾਡਾ ਤੇ ਰੱਬ ਹੈ ਪਰ ਵੇਖ ਕੇ ਭਲਾ ਨਹੀਂ ਹੁੰਦਾ ਸੁਣ ਕੇ ਸਮਝ ਕੇ ਭਲਾ ਹੁੰਦਾ ਫਿਰ ਹੁਣ ਆਪਣਾ ਭਲਾ ਹੋਇਆ ਵੀ ਤਾਂ ਹੀ ਨਹੀਂ ਨਾ ਇਹ ਗੱਲ ਵੀ ਸੱਚ ਹੋ ਗਈ ਵੀ ਸਾਡਾ ਤਾਂ ਹੀ ਨਹੀਂ ਭਲਾ ਹੋਇਆ ਸੀ ਤੇ ਵੇਖ ਕੇ ਮੁੜਾਏ ਇਹ ਤੇ ਸਮਝੇ ਹੀ ਨਹੀਂ ਅੱਛਾ ਹੁਣ ਅਗਲੀ ਗੱਲ ਸੁਣੋ ਫਿਰ ਕਸੂਰ ਕਿਹਦਾ ਹੋਇਆ ਬੋਲੋ ਬੋਲੋ ਜੀ ਕਾਇਮ ਜੇ ਹੋ ਕੇ ਦੱਸੋ ਕਸੂਰ ਕਿਹਦਾ ਹੋਇਆ ਸਾਡਾ ਗੁਰੂ ਸਾਹਿਬ ਦਾ ਤੇ ਕੋਈ ਕਸੂਰ ਨਹੀਂ ਅਸੀਂ ਵੇਖਣ ਨੂੰ ਹੀ ਸਭ ਕੁਝ ਮੰਨੀ ਜਾਂਦੇ ਆ ਸਮਝਿਆ ਤੇ ਹੈ ਹੀ ਸਾਡੇ ਵਰਗਾ ਤੇ ਦਰਬਾਰ ਸਾਹਿਬ ਵੀ ਜਾਂਦਾ ਹੈ ਸੇਵਾਦਾਰ ਖੜਾ ਹੁੰਦੇ ਨੇ ਫਟਾਫਟ ਐ ਮਾੜਾ ਜਿਹਾ ਬਸ ਐ ਐ ਐ ਐ 100 ਰੁਪਿਆ ਰੱਖਿਆ ਐ ਮੱਥਾ ਟੇਕਿਆ ਲੰਘ ਜਾਓ ਲੰਘ ਜਾਓ ਮਾਰਿਆ ਧੱਕਾ ਉਹ ਲੰਘ ਗਿਆ ਘੁੰਮ ਗਿਆ ਬਸ ਉਹ ਗਿਆ 5 ਮਿੰਟ ਵਿੱਚ ਬਾਅਦ ਕਹਿੰਦੇ ਜੀ ਵੇਖ ਲਿਆ ਵੇਖ ਲਿਆ ਜੀ ਵੇਖ ਲਿਆ ਕੀ ਵੇਖ ਲਿਆ ਆ ਹੁਣ ਨਹੀਂ ਵੇਖ ਰਹੇ ਗੁਰੂ ਗ੍ਰੰਥ ਸਾਹਿਬ ਹੋਰ ਨੇ ਕਿ ਇਹੋ ਹੀ ਨੇ ਉੱਥੇ ਵੀ ਬੋਲੋ ਇਹੋ ਹੀ ਨੇ ਇਹੋ ਹੀ ਨੇ ਤੂੰ ਗੱਲ ਕਰਦਾ ਵੇਖਣ ਦੀ ਦੱਸਿਓ ਜੀ ਕਿੰਨੇ ਬੰਦੇ ਨੇ ਤੁਹਾਡੇ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਤੇ ਚੁੱਕਿਆ ਹੋਵੇਗਾ ਜਿੱਦੇ ਪਾਠ ਕਰਾਇਆ ਹੋਣਾ ਕਿੰਨੇ ਨੇ ਵੇਖੋ ਚੁੱਕਿਆ ਨੇ ਜੀ ਕਈਆਂ ਨੇ ਸਰੂਪ ਸੀਸ ਤੇ ਹੱਥ ਲੱਗਿਆ ਸੀ ਕਿ ਨਹੀਂ ਬੋਲੋ ਗੁਰੂ ਗ੍ਰੰਥ ਸਾਹਿਬ ਨੂੰ ਟੱਚ ਕੀਤਾ ਸੀ ਹੋ ਗਿਆ ਭਲਾ ਸਾਡੇ ਵਰਗੇ ਰਹਿੰਦੇ ਗੁਰਦੁਆਰਿਆਂ 'ਚ ਨੇ ਗ੍ਰੰਥੀ ਰੋਜ਼ ਹੀ ਹੱਥ ਲਾਉਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਆ ਹੁਕਮਨਾਮਾ ਲੈਨੇ ਆ ਟੱਚ ਵੀ ਕਰਦੇ ਤੇਰੇ ਸਰੀਰ ਦੇ ਨਾਲ ਦੇ ਨਾਲ ਦੇਹ ਵੀ ਲੱਗ ਜੇ ਤਾਂ ਵੀ ਭਲਾ ਨਹੀਂ ਹੁੰਦਾ ਜਿੰਨਾ ਚਿਰ ਗੁਰੂ ਗਿਆਨ ਸੁਰਤ ਤੱਕ ਨਹੀਂ ਆਇਆ ਸੁਰਤ ਸਿੱਖ ਹੈ ਦੇਹ ਸਿੱਖ ਨਹੀਂ ਗਿਆਨ ਗੁਰੂ ਹੈ ਦੇ ਗੁਰੂ ਨਹੀਂ ਦੇ ਗੁਰੂ ਨਹੀਂ ਗਿਆਨ ਗੁਰੂ ਹੈ ਬੋਲੋ ਜੀ ਦੇ ਗੁਰੂ ਹੈ ਕਿ ਗਿਆਨ ਗੁਰੂ ਹੈ ਤੇ ਦਰਸ਼ਨ ਕਿਹਦੇ ਕਰਨੇ ਨੇ ਹੁਣ ਬੋਲੋ ਦੇ ਦੇ ਕੇ ਗਿਆਨ ਦੇ ਸੁਰਤ ਨੇ ਕਰਨੇ ਨੇ ਕਿ ਬਾਹਰ ਦੀਆਂ ਅੱਖਾਂ ਨੇ ਸੁਰਤ ਨੇ ਇੱਥੇ ਭਲੇਖਾ ਪੈ ਗਿਆ ਇੱਥੇ ਅਸੀਂ ਉਲਝ ਗਏ ਡਬਲ ਮਾਈਂਡਡ ਹੋ ਗਏ ਕਦੇ ਤੇ ਦੇ ਆਈ ਜਾਂਦੀ ਦਿਮਾਗ 'ਚ ਕਦੇ ਗਿਆਨ ਆਈ ਜਾਂਦਾ ਲੈ ਇਦਾਂ ਡਬਲ ਮਾਈਂਡਡ ਹੋਏ ਪਏ ਆ ਇੱਕ ਚਿੱਤ ਰੱਖੋ ਜੇ ਭਲਾ ਚਾਹੁੰਦੇ ਹੋ ਇਹ ਪੱਕੀ ਗੱਲ ਦਿਮਾਗ 'ਚ ਭਾਓ ਵੀ ਜੇ ਮੈਂ ਗੁਰੂ ਜੀ ਨੂੰ ਸੁਣਿਆ ਨਹੀਂ ਇਹਦਾ ਮਤਲਬ ਅਜੇ ਤੱਕ ਮੈਂ ਗੁਰੂ ਜੀ ਨੂੰ ਵੇਖਿਆ ਨਹੀਂ ਜਿਨ੍ਹਾਂ ਨੇ ਸੁਣ ਲਿਆ ਉਹਨਾਂ ਨੇ ਵੇਖ ਲਿਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਵੇਖਿਆ ਪੜੋ ਮੈਂ ਮੂਰਖ ਕੀ ਕੇਤਕ ਬਾਤ ਹੈ ਵੇਖੋ मैं मूर्ख की केतक बात है कोट पराधी तरिया रे ਮੇਰੀ ਕਿਹੜੀ ਗੱਲ ਹੈ ਕਰੋੜਾਂ ਹੀ ਤਰ ਗਏ ਇੱਥੇ ਕਰੋੜਾਂ ਹੀ ਪਰ ਕੌਣ ਤਰੇ ਵੇਖਿਆ ਦਾ ਮਤਲਬ ਹੈ ਵੇਖਿਆ ਜਿਨ੍ਹਾਂ ਨੇ ਸੁਣ ਕੇ ਵੇਖਿਆ ਸੁਣ ਕੇ ਵੇਖਿਆ ਗੁਰੂ ਨੂੰ ਸੁਣਨਾ ਪੈਂਦਾ ਫਿਰ ਦਿਸਦਾ ਜੇ ਸੁਣਿਆ ਨਹੀਂ ਤੇ ਵੇਖਿਆ ਫਿਰ ਸੁਣੋ ਮੈਂ ਮੂਰਖ ਕੀ ਕੇ ਤਕਬਾਤ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰ ਨਾਨਕ ਜਨ ਸੁਣਿਆ ਪਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਲਓ ਜੀ ਹੋ ਗਈ ਨਾ ਮੁਕਤੀ ਉਹਦੀ ਜਿਨੇ ਗੁਰੂ ਜੀ ਨੂੰ ਸੁਣਿਆ ਤੇ ਸੁਣ ਕੇ ਵੇ ਸੁਣੇ ਬਿਨਾ ਗੁਰੂ ਦਿਸਦਾ ਹੀ ਨਹੀਂ ਗੁਰੂ ਸੁਣਨ ਦਾ ਵਿਸ਼ਾ ਹੈ ਗੁਰੂ ਗਿਆਨ ਸਰੂਪ ਹੈ ਦੇਹ ਗੁਰੂ ਨੇ ਗਿਆਨ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਸਤਗੁਰ ਬਚਨ ਬਚਨ ਹੈ ਸਤਗੁਰ ਸਤਗੁਰੂ ਦਾ ਬਚਨ ਸਤਗੁਰੂ ਹੈ ਇਹ ਕਿਰਪਾ ਕਰਕੇ ਦਿਮਾਗ 'ਚ ਰੱਖਿਓ ਗੱਲ ਤਾਂ ਕਰਕੇ ਅਸੀਂ ਖਾਲੀ ਰਹਿ ਗਏ ਕਿੰਨੇ ਸਾਲ ਹੋ ਗਏ ਇੱਥੇ ਭਟਕਦਿਆਂ ਨੂੰ ਮੈਨੂੰ ਤੇ ਜੀ 20 ਸਾਲ ਹੋ ਗਏ ਮੈਂ ਨਾਗਾ ਨਹੀਂ ਜੀ ਪਾਇਆ ਮੈਂ ਹਰ ਰੋਜ਼ ਗੁਰਦੁਆਰੇ ਮੱਥਾ ਟੇਕਣ ਜਾਂਦਾ ਮੈਂ ਰੋਜ਼ ਦਰਸ਼ਨ ਕਰਦਾ ਭਾਈ ਜੇ ਬਹਿ ਕੇ ਸੁਣਦਾ ਤਾਂ ਫਾਇਦਾ ਹੋਣਾ ਹੈ ਇੱਕ ਗੇੜੇ ਦੀ ਕਿਹੜੀ ਗੱਲ ਕਰਦਾ ਆਪਾਂ ਪੜਦੇ ਹੀ ਆ ਭਾਵੇਂ 100 ਗੇੜਾ 100 ਗੇੜਾ ਲਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਜੇ ਮਨ ਵਿੱਚ ਪ੍ਰਤੀਤ ਹੀ ਨਹੀਂ ਆਈ ਗੁਰੂ ਸਾਹਿਬ ਕਹਿੰਦੇ ਕੀ ਹੈ ਸਤਗੁਰ ਕੀ ਨਾ ਆਇਆ ਸ਼ਬਦ ਨਾ ਲਾਗੋ ਭਾਉ ਓ ਸਨੋ ਸੁਖ ਨਾ ਉਪਜੈ ਭਾਵੇ ਸੋ ਗੇੜਾ ਆਵੋ ਜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਕੀ ਭਾਵੇਂ 100 ਵੇੜਾ ਤੂੰ ਕਹਿੰਦਾ ਮੈਂ ਗੁਰਦੁਆਰੇ ਰੋਜ਼ ਜਾਂਦਾ ਤੂੰ 100 ਵਾਰੀ ਜਾ 100 ਵਾਰੀ ਆ ਪਰ ਜੇ ਸੁਣਿਆ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਤੂੰ 100 ਗੇੜਾ ਵੀ ਲਾ ਦੇ ਭਾਵੇਂ ਇੱਕ ਗੇੜਾ ਛੱਡੋ ਭਾਵੇਂ 100 ਗੇੜਾ ਲਾ ਦਿਓ 100 ਗੇੜਾ ਤਾਂ ਵੀ ਕੋਈ ਫਾਇਦਾ ਨਹੀਂ ਲੋ ਇੱਧਰ ਸੁਣੋ ਬਈ ਭੈਣਾ ਖਿਆਲ ਰੱਖਿਓ ਜਿਹੜਾ ਬੱਚਾ ਰੋਵੇ ਆਪ ਹੀ ਹਾਂਜੀ ਇੱਧਰ ਸੁਣੋ ਧਿਆਨ ਦਿਓ ਬਈ ਸਿੱਖੋ ਇਕਾਗਰਤਾ ਬਖਸ਼ੋ ਫਿਰ ਭਾਵੇਂ 100 ਗੇੜਾ ਵੀ ਲਾ ਦਿਓ ਇੱਕ ਗੇੜਾ ਕਿਹੜਾ 100 ਗੇੜਾ ਲਾਓ 100 ਗੇੜਾ ਹੋ ਜਾਓ ਉਸ ਨੂੰ ਸੁੱਖ ਨਾ ਉਪਜੈ ਫਿਰ ਇੱਥੇ ਗੱਲ ਕਲੀਅਰ ਹੋ ਗਈ ਵੀ ਅਸੀਂ ਸੁਣਿਆ ਨਹੀਂ ਤਾਂ ਸਾਡਾ ਬੁਰਾ ਹਾਲ ਹੈ ਅਸੀਂ ਜੇ ਸੁਣਦੇ ਫਿਰ ਗੱਲ ਬਣਦੀ ਸੁਣਨ ਦੀ ਇੱਥੇ ਗੱਲ ਹੀ ਨਹੀਂ ਇੱਥੇ ਤੇ ਐਦਾਂ ਕਹਿ ਦੇਣਗੇ ਭਾਈ ਗੁਰਦੁਆਰੇ ਆ ਗਿਆ ਬਸ ਲੈ ਭਾਈ ਸੰਗਤ ਵਿੱਚ ਆ ਗਏ ਲੈ ਤੁਹਾਡੇ ਪੁੰਨਾਂ 'ਚ ਵਾਧਾ ਹੋ ਗਿਆ ਤੁਹਾਡੇ ਪੁੰਨ ਬਣ ਗਏ ਨਾ ਜੀ ਨਾ ਪਹਿਲਾਂ ਜਦੋਂ ਤੁਸੀਂ ਘਰੋਂ ਤੁਰਦੇ ਹੋ ਇਹ ਸੋਚ ਕੇ ਤੁਰਿਆ ਕਰੋ ਵੀ ਸੁਣਨ ਚੱਲੇ ਆ ਦਰਸ਼ਨ ਕਰਨਾ ਕੀ ਹੈ ਗੁਰੂ ਜੀ ਨੂੰ ਸੁਣਨਾ ਦਰਸ਼ਨ ਕਰਨ ਚੱਲੇ ਵੀ ਸੁਣਨ ਚੱਲੇ ਫੇਰ ਤੇ ਪੁੰਨ ਹੈ ਤੇ ਜੇ ਲੋਕਾਂ ਨੂੰ ਚਿਹਰਾ ਵਿਖਾਉਣ ਆਉਣਾ ਵੀ ਪਤਾ ਲੱਗ ਜੇ ਸਹੀ ਵੀ ਰੋਜ਼ ਆਉਂਦਾ ਯਾਰ ਆ ਨਾਗਾ ਨਹੀਂ ਪਾਉਂਦਾ ਬੰਦੇ 20 50 ਰੋਜ਼ ਵੇਖਦੇ ਆ ਵੀ ਇਹ ਨਾਗਾ ਨਹੀਂ ਜੀ ਪਾਉਂਦਾ ਇਹ ਨਹੀਂ ਜੀ ਮਿਸ ਕਰਦਾ ਇਹ ਜ਼ਰੂਰ ਜਾਂਦਾ ਫਿਰ ਤੇ ਕੋਈ ਪੁੰਨ ਨਹੀਂ ਇਰਾਦਾ ਕੀ ਹੈ ਤੇਰਾ ਪਾਪ ਪੁੰਨ ਇਹਦੇ ਤੇ ਡਿਪੈਂਡ ਕਰਦਾ ਹੈ ਫਿਜ਼ੀਕਲੀ ਕੀ ਕਰਦਾ ਇਹਦੇ ਤੇ ਪਾਪ ਪੁੰਨ ਡਿਪੈਂਡ ਨਹੀਂ ਕਰਦਾ ਵੇਖੋ ਜੀ ਆਇਆ ਬੰਦਾ ਸਾਡੇ ਵਿੱਚ ਇੱਥੇ ਬੈਠਾ ਵਿੱਚ ਬੈਠਾ ਲੈ ਇੱਥੇ ਬੈਠਾ ਸੰਗਤ 'ਚ ਬੈਠਾ ਹੈ ਤੇ ਮਨ ਵਿੱਚ ਕੀ ਚੱਲਦਾ ਵੀ ਜਰ ਜੇ ਅੱਜ ਮੌਕਾ ਜਾਂ ਲੱਗ ਗਿਆ ਨਾ ਫੋਨ ਕੱਢ ਲੈਣਾ ਹੈ ਇਰਾਦਾ ਕੀ ਹੈ ਫੋਨ ਕੱਢਣਾ ਹੈ ਇਰਾਦਾ ਕੀ ਹੈ ਚੋਰੀ ਦਾ ਪਰਸ ਬਟੂਆ ਕੱਢ ਲੈਣਾ ਹੈ ਫੋਨ ਕੱਢ ਲੈਣਾ ਹੈ ਇਰਾਦਾ ਲੈ ਕੇ ਆਇਆ ਇਹ 3 ਘੰਟੇ ਦੀਵਾਨ ਸੁਣ ਲਿਆ ਦੱਸੋ ਪਾਪ ਹੈ ਕਿ ਪੁੰਨ ਹੈ ਬੋਲੋ ਗੱਜ ਕੇ ਕਹੋ ਜਦੋਂ ਜਵਾਬ ਦਿਆ ਕਰੋ ਸਿੰਘੋ ਪਾਪ ਹੈ ਕਿ ਪੁੰਨ ਹੈ ਪਾਪ ਹੈ ਨਾ ਪਾਪ ਪੁੰਨ ਇਰਾਦਿਆਂ ਤੇ ਖੜਾ ਹੈ ਫਿਜ਼ੀਕਲੀ ਨਹੀਂ ਹੁਣ ਤੁਸੀਂ ਜਵਾਬ ਦਿਓ ਹੁਣ ਜਵਾਬ ਦਿਓ ਹਲਕਾ ਕੁੱਤਾ ਪਿੰਡ ਵਿੱਚ ਆ ਗਿਆ ਉਹਨੂੰ ਮਾਰਨਾ ਪਾਪ ਹੈ ਕਿ ਪੁੰਨ ਹੈ ਹਲਕਾ ਕੁੱਤਾ ਫਿਜ਼ੀਕਲੀ ਤੇ ਪਾਪ ਹੈ ਆਪਾਂ ਆਪਾਂ ਕੁੱਤਾ ਮਾਰਤਾ ਪਰ ਇਰਾਦਾ ਕੀ ਹੈ ਵੀ ਸਾਰਾ ਪਿੰਡ ਬਚਾਉਣਾ ਹੈ ਇੱਕ ਕੁੱਤਾ ਮਾਰ ਦਈਏ ਇਰਾਦਾ ਬੜਾ ਚੰਗਾ ਕਿਉਂਕਿ ਸਾਰਾ ਪਿੰਡ ਬਚਾਉਣਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਰਾਦਾ ਕਿੰਨਾ ਚੰਗਾ ਵੇਖੋ ਇਰਾਦਾ ਸਾਰੇ ਪਿੰਡ ਨੂੰ ਬਚਾਉਣ ਦਾ ਹੈ ਇਰਾਦਾ ਜਦੋਂ ਗਾਂ ਨੂੰ ਬਚਾਉਣ ਦਾ ਹੋਵੇ ਫਿਰ ਸਿੰਘਾਂ 'ਚ ਪਏ ਕੀੜਿਆਂ ਨੂੰ ਮਾਰਨਾ ਪੈਂਦਾ ਹੁਣ ਜਦੋਂ ਬੰਦਾ ਗਾਂ ਦੇ ਸਿੰਗਾਂ ਵਿੱਚ ਪਏ ਕੀੜਿਆਂ ਨੂੰ ਮੱਝ ਦੇ ਸਿੰਗਾਂ 'ਚ ਕੀੜੇ ਪੈ ਗਏ ਤੇ ਕੀੜਿਆਂ ਨੂੰ ਮਾਰਨ ਲੱਗੇ ਤੇ ਬਾਅਦ ਬਾਅਦ ਕੀ ਕਹਿਣਗੇ ਸਾਰੇ ਓਏ ਪਾਪ ਨਾ ਕਰੋ ਪਾਪ ਨਾ ਕਰੋ ਗਾਂ ਦੇ ਸਿੰਗਾਂ 'ਚ ਕੀੜੇ ਪੈ ਕੇ ਮਾਰਨੇ ਨਹੀਂ ਇਹ ਕੀ ਹੈ ਬਈ ਸਿੰਘਾਂ 'ਚ ਕੀੜੇ ਪੈ ਗਏ ਉਹ ਕੀੜਿਆਂ ਨੂੰ ਮਾਰਨਾ ਪਾਪ ਹੈ ਨਾਲੇ ਤੁਸੀਂ ਪਹਿਲਾਂ ਤੇ ਕਿਹਾ ਵੀ ਜੀਵ ਹੱਤਿਆ ਕਰਨੀ ਪਾਪ ਹੈ ਪਹਿਲਾਂ ਤੁਸੀਂ ਦੱਸਿਆ ਪਾਪ ਹੈ ਹੁਣ ਕਹਿੰਦੇ ਵੀ ਨਹੀਂ ਐਦਾਂ ਉਲਝੀ ਪਈ ਹੈ ਤਾਣੀ ਸਮਝਣ ਦੀ ਕੋਸ਼ਿਸ਼ ਕਰੋ ਧਰਮ ਮਨ ਦਾ ਵਿਸ਼ਾ ਤਨ ਦਾ ਨਹੀਂ ਲੇਖਾ ਮਨ ਦਾ ਹੁੰਦਾ ਹੈ ਬਾਡੀ ਦਾ ਨਹੀਂ ਤਨ ਤੇਰਾ ਕਿੱਥੇ ਬੈਠਾ ਇਹ ਨਹੀਂ ਵੇਖਿਆ ਜਾਣਾ ਮਨ ਤੇਰਾ ਕੀ ਸੋਚਦਾ ਹੈ ਉਹ ਇਹ ਵੇਖਿਆ ਜਾਂਦਾ ਬੈਠਾ ਤੇ ਗੁਰਦੁਆਰੇ 'ਚ ਮਨ 'ਚ ਸੋਚਦਾ ਮੋਬਾਈਲ ਕੱਢਣਾ ਬਣਾਉਂਦਾ ਤੇ ਗੁਰਦੁਆਰੇ ਰਹੀ ਸੇਵਾ ਤੇ ਗੁਰਦੁਆਰੇ 'ਚ ਕਰਦਾ ਹੈ ਪਰ 50 ਲੱਖ ਗੁਰਦੁਆਰੇ ਲਾਵਾਂਗੇ 5-10 ਲੱਖ ਆਪਾਂ ਵਿੱਚੋਂ ਕੁੰਡੀ ਲਾ ਲਾਂਗੇ ਇਰਾਦਾ ਬੜਾ ਮਾੜਾ ਭਾਵੇਂ ਗੁਰਦੁਆਰੇ ਪੱਕਾ ਹੀ ਰਹਿਣ ਲੱਗ ਜਾ ਇਰਾਦਾ ਨਹੀਂ ਚੰਗਾ ਤੇਰਾ ਪਾਪ ਪੁੰਨ ਇਰਾਦੇ ਤੇ ਖੜਾ ਹੈ ਫਿਜ਼ੀਕਲ ਨਹੀਂ ਹੁੰਦਾ ਜੀਵ ਹੱਤਿਆ ਜਿਹੜੀ ਹੈ ਫਿਜ਼ੀਕਲ ਨਹੀਂ ਮੰਨੀ ਜਾ ਸਕਦੀ ਪਾਪ ਪੁੰਨ ਇਰਾਦਾ ਕੀ ਸੀ ਤੇਰਾ ਤੂੰ ਕੀੜੇ ਲੱਗਿਆ ਮਾਰਨ ਇਰਾਦਾ ਗਾਂ ਨੂੰ ਬਚਾਉਣ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਹਾਂਜੀ ਪਿਆਰਿਓ ਇਰਾਦਾ ਕਾਂ ਨੂੰ ਬਚਾਉਣ ਦਾ ਹੈ ਤਾਂ ਕਰਕੇ ਪਾਪ ਨਹੀਂ ਕੀ ਬਣ ਗਿਆ ਪੁੰਨ ਤੇ ਜੇ ਮੱਝ ਨੂੰ ਕੀੜੇ ਪਏ ਸੀ ਉਦੋਂ ਮੱਝ ਮਾਰਨੀ ਪੈ ਗਈ ਸੀ ਜੇ ਮੱਝ ਹਲਕ ਜੇ ਫੇਰ ਫਿਰ ਮੱਝ ਨੂੰ ਮਾਰਾਂਗੇ ਕਿਉਂਕਿ ਹੁਣ ਇਰਾਦਾ ਸਾਰੇ ਟੱਬਰ ਨੂੰ ਬਚਾਉਣ ਦਾ ਹੈ ਆਪੋ ਸਤਨਾਮ ਵਾਹਿਗੁਰੂ ਹੁਣ ਇਰਾਦਾ ਟੱਬਰ ਨੂੰ ਬਚਾਉਣ ਦਾ ਇਰਾਦਾ ਕੀ ਹੈ ਇਹਨੂੰ ਸਮਝੋ ਇਸੇ ਤਰ੍ਹਾਂ ਫਸਲਾਂ ਨੂੰ ਸਪਰੇਅ ਕਰਦੇ ਆ ਇਰਾਦਾ ਕੀ ਹੈ ਤੇਰਾ ਜਦੋਂ ਸਪਰੇਅ ਕਰਦਾ ਫਿਰਦਾ ਇਦਾਂ ਚੱਕ ਕੇ ਢੋਲੀ ਉਦੋਂ ਇਰਾਦਾ ਕੀ ਹੈ ਇਰਾਦੇ ਤੇ ਪਾਪ ਪੁੰਨ ਖੜਾ ਹੈ ਜੇ ਤੁਸੀਂ ਫਿਜ਼ੀਕਲ ਪਾਪ ਪੁੰਨ ਮੰਨ ਲਿਆ ਵੀ ਜਿਵੇਂ ਐ ਕਹਿਤਾ ਲੋਕਾਂ ਮਗਰ ਲੱਗ ਕੇ ਇੱਥੇ ਨਾ ਕਿਹਾ ਜਾਂਦਾ ਹੈ ਵੀ ਅਹਿੰਸਾ ਕਿਸੇ ਜੀਵ ਨੂੰ ਮਾਰਨਾ ਨਹੀਂ ਜੀਵ ਹੱਤਿਆ ਪਾਪ ਹੈ ਜਦੋਂ ਐਦਾਂ ਕਹਿੰਦੇ ਆਪਾਂ ਵੀ ਮਗਰ ਲੱਗ ਕੇ ਕਹਿ ਦਿੰਦੇ ਆ ਜਿਵੇਂ ਮੇਰੇ ਹੁਣ ਤੁਸੀਂ ਕਿਹਾ ਹੀ ਸੀ ਜੀਵ ਹੱਤਿਆ ਕੀ ਸੀ ਬੋਲੋ ਜੀਵ ਹੱਤਿਆ ਪਾਪ ਹੈ ਤੇ ਢੋਲੀ ਚੁੱਕ ਕੇ ਸਪਰੇਅ ਕਰਨ ਵੀ ਤੁਰ ਪੈਂਦਾ ਚੂਹਿਆਂ ਵਾਲੀ ਦਵਾਈ ਉਹਦੀ ਲੈ ਆਉਂਦਾ ਵੀ ਲੈ ਪਾਓ ਵੀ ਚੂਹੇ ਮਾਰੀਏ ਆ ਮੱਖੀਆਂ ਮਾਰਾਂਗੇ ਰਾਤ ਨੂੰ ਉਹਦੀ ਲਾ ਦਿੰਦਾ ਘਰ ਇਹਨੂੰ ਕਹਿੰਦਾ ਆ ਗੁੱਡ ਨਾਈਟ ਜੀ ਲਾ ਦੇ ਮੱਛਰ ਬਹੁਤ ਹੋ ਗਿਆ ਮਾਰ ਇਹਨੂੰ ਲੈ ਨਾਲੇ ਸਵੇਰੇ ਕਹਿੰਦਾ ਜੀਵ ਹੱਤਿਆ ਪਾਪ ਹੈ ਲੈ ਦੱਸ ਇਰਾਦਾ ਕੀ ਹੈ ਤੇਰਾ ਇਰਾਦੇ ਤੇ ਤੁਹਾਡੇ ਇਰਾਦੇ ਤੇ ਪਾਪ ਪੁੰਨ ਖੜਾ ਹੈ ਪਾਪ ਪੁੰਨ ਫਿਜ਼ੀਕਲੀ ਨਹੀਂ ਹੁੰਦਾ ਇਸ ਕਰਕੇ ਜੇ ਇਰਾਦਾ ਚੰਗਾ ਨਹੀਂ ਤੇ ਗੁਰਦੁਆਰੇ ਜਾਣਾ ਵੀ ਪਾਪ ਬਣ ਜਾਣਾ ਜੇ ਇਰਾਦਾ ਚੰਗਾ ਨਹੀਂ ਦਮਾਲੇ ਦਸਤਾਰਾਂ ਬੰਨਣੀਆਂ ਵੀ ਪਾਪ ਬਣ ਜਾਣਗੀਆਂ ਜੇ ਇਰਾਦੇ ਚੰਗੇ ਨਾ ਹੋਏ ਇਰਾਦੇ ਮਾੜੇ ਨੇ ਤੇ ਚੋਲਾ ਵੀ ਪਾਈ ਫਿਰ ਭਾਵੇਂ ਮੈਂ ਕਹਿੰਦਾ ਇਰਾਦਾ ਮਾੜਾ ਇਰਾਦਾ ਮਾੜਾ ਹੈ ਲੋਕੀ ਪਤਾ ਕੀ ਕਹਿਣਗੇ ਯਾਰ ਕਿੱਡੀ ਵੱਡੀ ਸੇਵਾ ਓਏ ਛਬੀਲ ਲਈ ਬੈਠੇ ਨੇ ਜੇ ਇਰਾਦਾ ਮਾੜਾ ਲੈ ਕੇ ਬੈਠਾ ਤੇ ਪਾਪ ਹੈ ਭਾਵੇਂ ਛਬੀਲ ਲਾ ਲਓ ਤੁਸੀਂ ਜੇ ਇਰਾਦਾ ਮਨ ਵਿੱਚ ਕੀ ਹੈ ਇਰਾਦਾ ਕੀ ਹੈ ਵੀ ਬੰਦਾ ਮਾਰਨਾ ਹੈ ਇਰਾਦਾ ਬੰਦੇ ਨੂੰ ਮਾਰਨ ਦਾ ਤੇ ਲਈ ਬੈਠੇ ਛਬੀਲ ਤੇ ਪੁੰਨ ਹੋਏਗਾ ਫਿਰ ਇਹ ਪਾਪ ਗਿਣਿਆ ਜਾਂਦਾ ਹੈ ਇਰਾਦਿਆਂ ਤੇ ਖੜਾ ਹੈ ਸਾਰਾ ਕੁਝ ਡਾਕਟਰ ਨੂੰ ਕੋਈ ਸਜ਼ਾ ਨਹੀਂ ਬੰਦਾ ਉਹਨੇ ਮਾਰਤਾ ਨਾੜ ਗਲਤ ਗਲਤ ਕੱਟਤੀ ਬੰਦਾ ਆਪਰੇਸ਼ਨ ਵੇਲੇ ਮਰ ਗਿਆ ਤੇ ਜੱਜ ਕਹਿੰਦਾ ਓਏ ਕੋਈ ਗੱਲ ਨਹੀਂ ਇਹਨੂੰ ਸਜ਼ਾ ਨਹੀਂ ਮਿਲਣੀ ਕਿਉਂ ਕਿਉਂਕਿ ਇਹਦਾ ਇਰਾਦਾ ਮਾਰਨ ਦਾ ਨਹੀਂ ਸੀ ਇਰਾਦਾ ਕੀ ਸੀ ਬੰਦੇ ਨੂੰ ਬਚਾਉਣ ਦਾ ਤੇ ਡਾਕੂ ਨੂੰ ਫਿਰ ਵੀ ਸਜ਼ਾ ਮਿਲੇਗੀ ਕਿਉਂਕਿ ਇਹਦਾ ਇਰਾਦਾ ਬੰਦੇ ਨੂੰ ਮਾਰਨ ਦਾ ਸੀ ਉਹ ਗੱਲ ਵੱਖ ਹੈ ਵੀ ਬੰਦਾ ਬਚ ਗਿਆ ਇਰਾਦਿਆਂ ਤੇ ਹੈ ਨਾ ਜੀ ਸਜ਼ਾ ਮਾਲਕ ਵੀ ਸਜ਼ਾ ਇਰਾਦਿਆਂ ਤੇ ਇਰਾਦਾ ਵੇਖੋ ਸਾਡੇ ਵਰਗੇ ਸਾਡੇ ਵਰਗੇ ਐਵੇਂ ਕਈ ਜਾਣਗੇ ਸਾਰੀ ਰਾਤ ਜਾਗੋ ਸਾਰੀ ਰਾਤ ਬੈਠੋ ਪੁੰਨਾ 'ਚ ਵਾਧਾ ਕਰ ਲੋ ਭਾਈ ਪੁੰਨ ਬਣਾਓ ਪਤਾ ਨਹੀਂ ਕਿਹੜੇ ਪੁੰਨ ਦੱਸਦੇ ਇਰਾਦੇ ਦੀ ਗੱਲ ਕਰੋ ਮਨ ਦੀ ਗੱਲ ਕਰੋ ਧਰਮ ਮਨ ਦਾ ਵਿਸ਼ਾ ਫਿਜ਼ੀਕਲ ਨਹੀਂ ਧਰਮ ਤਨ ਦਾ ਵਿਸ਼ਾ ਨਹੀਂ ਇਹ ਨਹੀਂ ਵੇਖਿਆ ਜਾਣਾ ਵੀ ਸਰੀਰ ਕਰਕੇ ਕਿੱਥੇ ਬੈਠਾ ਇਹ ਵੇਖਿਆ ਜਾਣਾ ਵੀ ਮਨ ਕਰਕੇ ਕਿੱਥੇ ਹੈ ਤੇਰੇ ਅੰਦਰ ਕੀ ਚੱਲਦਾ ਹੈ ਅੰਦਰ ਵਿਚਾਰ ਕੀ ਹੈ ਤੇਰੀ ਸੋਚ ਕੀ ਹੈ ਪਾਪ ਪੁੰਨ ਸੋਚ ਤੇ ਖੜਾ ਹੈ ਭਾਈ ਸਰੀਰ ਤੇ ਨਹੀਂ ਖੜਾ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਹਾਲਾਂਕਿ ਅੱਗੇ ਵੀ ਬੇਨਤੀਆਂ ਕਰਦੇ ਰਹੀਦਾ ਫਿਰ ਇੱਥੋਂ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਜੀ ਹਲਕੇ ਕੁੱਤੇ ਨੂੰ ਮਾਰਨਾ ਪਾਪ ਨਹੀਂ ਨਾ ਇਰਾਦਾ ਪਿੰਡ ਨੂੰ ਬਚਾਉਣਾ ਤੇ ਜਿਹੜੀਆਂ ਜੰਗਾਂ ਕੀਤੀਆਂ ਖਾਲਸੇ ਦੇ ਹੱਥੋਂ ਵੀ ਕਈਆਂ ਦਾ ਸੋਧਾ ਲੱਗ ਗਿਆ ਹੋਣਾ ਉਹ ਫਿਰ ਪਾਪ ਹੈ ਕਿ ਪੁੰਨ ਹੈ ਇਰਾਦਾ ਲੋਕਾਂ ਨੂੰ ਬਚਾਉਣ ਦਾ ਹੈ ਇਰਾਦਾ ਹਲਕਾ ਕੁੱਤਾ ਹਲਕ ਗਏ ਸੀ ਜਿਹੜੇ ਹਲਕ ਗਏ ਖਾਲਸੇ ਨੇ ਉਹਨਾਂ ਨੂੰ ਸੋਧਾ ਲਾਇਆ ਜਿਹੜੇ ਹਲਕ ਗਏ ਸੀ ਤੇ ਹਲਕਿਆ ਮਾਰਨਾ ਪੈ ਜਾਂਦਾ ਮਜਬੂਰੀ ਬਣ ਜਾਂਦੀ ਹੈ ਹਲਕੇ ਕੁੱਤੇ ਨੂੰ ਵੇਖ ਕੇ ਡਾਂਗ ਚੁੱਕਣੀ ਪੈ ਜਾਂਦੀ ਹੈ ਜਿੰਨੇ ਹਲਕ ਗਏ ਸੀ ਉਹਨਾਂ ਨੂੰ ਖਾਲਸੇ ਨੇ ਮੌਤ ਦੇ ਘਾਟ ਉਤਾਰਿਆ ਹੈ ਉਹ ਉਹ ਇਰਾਦਾ ਇਰਾਦਾ ਲੋਕਾਂ ਨੂੰ ਬਚਾਉਣ ਦਾ ਹੈ ਹੋਰ ਕੋਈ ਮਾਰਨ ਦਾ ਕੋਈ ਚਾਹ ਨਹੀਂ ਕੋਈ ਕਬਜ਼ੇ ਨਹੀਂ ਕਰਨੇ ਕੋਈ ਜ਼ਮੀਨਾਂ ਨਹੀਂ ਦੱਬਣੀਆਂ ਕੋਈ ਰਾਜ ਨਹੀਂ ਸੀ ਚਾਹੁੰਦੇ ਗੁਰੂ ਸਾਹਿਬ ਉਹਨਾਂ ਦਾ ਇਰਾਦਾ ਨਹੀਂ ਸੀ ਇਹ ਜਦੋਂ ਅਗਲਾ ਘਾਰੀ ਚੜ ਕੇ ਆ ਜਾਂਦਾ ਸੀ ਟਿਕਣ ਹੀ ਨਹੀਂ ਸੀ ਦਿੰਦੇ ਬਹਿਣ ਹੀ ਨਹੀਂ ਸੀ ਦਿੰਦੇ ਧੱਕਾ ਹੀ ਕਰਦੇ ਸੀ ਮੁੜ ਮੁੜ ਕੇ ਮੁੜ ਮੁੜ ਕੇ ਆਉਂਦੇ ਸੀ ਫਿਰ ਕੀ ਕਰਦੇ ਜਿਹੜਾ ਘਰ ਹੀ ਚੱਲ ਕੇ ਆ ਜੇ ਫਿਰ ਤੇ ਸੇਵਾ ਕਰਨੀ ਹੋਈ ਪੈਂਦੀ ਹੈ ਆਖੋ ਸਤਨਾਮ ਸ੍ਰੀ ਵਾਸ ਫਿਰ ਤੇ ਸੇਵਾ ਕਰਨੀ ਹੋਈ ਪੈਂਦੀ ਹੈ ਇਸ ਕਰਕੇ ਗੁਰੂ ਸਾਹਿਬ ਦੇ ਹੱਥਾਂ 'ਚ ਤਲਵਾਰ ਵੇਖਣ ਵਾਲਿਓ ਗੁਰੂ ਸਾਹਿਬ ਦਾ ਇਰਾਦਾ ਜ਼ਰੂਰ ਵੇਖ ਲਿਓ ਕਿਉਂਕਿ ਮੈਂ ਇਦਾਂ ਦੇ ਬੰਦੇ ਇੱਥੇ ਵੇਖੇ ਆ ਜੀ ਸਾਡੇ ਵਰਗੇ ਕਈ ਮਾਫ ਕਰਨਾ ਬਹੁਤਾ ਸੋਚਦੇ ਸਮਝਦੇ ਤੇ ਹੈ ਨਹੀਂ ਨੌਜਵਾਨਾਂ 'ਚ ਵੀ ਕਈ ਬੱਚੇ ਹੁੰਦੇ ਆ ਯਾਰ ਗੁਰੂ ਸਾਹਿਬ ਨੇ ਕਿਉਂ ਜੰਗਾ ਕੀਤੀਆਂ ਲੈ ਗੁਰੂ ਸਾਹਿਬ ਨੇ ਤਲਵਾਰ ਕਿਉਂ ਚੱਕ ਲਈ ਵੀ ਤੈਨੂੰ ਮੈਂ ਪੁੱਛਦਾ ਤੂੰ ਢੋਲੀ ਕਿਉਂ ਚੱਕੀ ਫਿਰਦਾ ਸਪਰੇ ਕਰਨ ਵਾਲੀ ਤੇਰਾ ਇਹ ਤੂੰ ਪਤਾ ਕੋ ਕੀ ਕਹੇਗਾ ਮੇਰਾ ਇਰਾਦਾ ਠੀਕ ਹੈ ਜੀ ਮੈਂ ਇਹ ਮੇਰਾ ਇਰਾਦਾ ਵੇਖੋ ਮੇਰੀ ਢੋਲੀ ਨਾ ਵੇਖੋ ਟੱਬਰ ਪਾਲਣਾ ਆਪਣਾ ਬੱਚੇ ਭੁੱਖੇ ਮਰ ਜਾਣਗੇ ਕਣਕ ਨਹੀਂ ਹੋਣੀ ਆ ਚੂਹੇ ਖਾ ਜਾਣਗੇ ਸੁਸਰੀ ਖਾ ਜੂ ਸਾਰੀ ਇਹ ਸੁਸਰੀ ਨੂੰ ਦਵਾਈ ਪਾਉਣੀ ਪੈਣੀ ਐ ਕਣਕ ਦੇ ਨਾਲ ਹੀ ਦਵਾਈ ਢੋਲਾਂ 'ਚ ਪਾਤੀ ਤੁਸੀਂ ਹੁਣ ਤੇ ਮੈਂ ਤੈਨੂੰ ਕਹਾਂ ਵੀ ਕਿਉਂ ਪਾਣ ਲੱਗਿਆ ਤੂੰ ਸੁਸਰੀ ਮਰ ਜੂ ਤੇ ਤੂੰ ਕਹਿਣਾ ਨਾ ਨਾ ਇਰਾਦਾ ਵੇਖੋ ਮੇਰਾ ਇਰਾਦੇ ਵੇਖੋ ਇਰਾਦੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਤਲਵਾਰ ਵੇਖੋ ਪਰ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦਾ ਇਰਾਦਾ ਇਰਾਦਾ ਕਿਉਂਕਿ ਨਾ ਇੱਥੇ ਧਰਮ ਨੂੰ ਬਸ ਇੱਕ ਫਿਜ਼ੀਕਲ ਬਣਾ ਲਿਆ ਸਭ ਕੁਝ ਸਰੀਰ ਤੇ ਖੜਾ ਹੈ ਧਰਮ ਸੀ ਮਨ ਦਾ ਵਿਸ਼ਾ ਇਸ ਕਰਕੇ ਇਰਾਦਾ ਵੇਖਿਓ ਗੁਰੂ ਗੋਬਿੰਦ ਸਿੰਘ ਦੇ ਹੱਥ 'ਚ ਤਲਵਾਰ ਵੇਖੋ ਉਹਨਾਂ ਦਾ ਇਰਾਦਾ ਵੇਖੋ ਇਸ ਕਰਕੇ ਪਾਪ ਪੁੰਨ ਮਨ ਤੇ ਹੈ ਵੀ ਮਨ ਅੰਦਰ ਕੀ ਚੱਲਦਾ ਤੇਰੇ ਤੇਰੀ ਸੋਚ ਉਸ ਵੇਲੇ ਕੀ ਹੈ ਇਹਦੇ ਤੇ ਪਾਪ ਪੁੰਨ ਖੜਾ ਬਸ ਇਸ ਗੱਲ ਨੂੰ ਕਿਰਪਾ ਕਰਕੇ ਧਿਆਨ ਨਾਲ ਸਮਝ ਲਓ ਇਰਾਦੇ ਸਹੀ ਕਰ ਲਈਏ ਆਪਣੇ ਗੁਰਦੁਆਰੇ ਜਾਣਾ ਤਾਂ ਹੀ ਸਫਲ ਹੋਣਾ ਹੈ ਤੇ ਜੇ ਅੰਦਰ ਪਿਆਰ ਪੈਦਾ ਨਾ ਹੋਇਆ ਫਿਰ ਆਪਾਂ ਫਿਰ ਪੜ ਲਓ ਫਿਰ ਭਾਵੇਂ ਜਿੰਨੇ ਵਾਰੀ ਮਰਜ਼ੀ ਆਈ ਜਾਓ ਜਾਈ ਜਾਓ ਸਤਿਗੁਰ ਕੀ ਪ੍ਰਤੀਤ ਨਾ ਆਈ ਆ ਮਨ ਵਿੱਚ ਪ੍ਰਤੀਤ ਹੀ ਨਹੀਂ ਭਰੋਸਾ ਹੀ ਸਤਿਗੁਰ ਕੀ ਪਰਤੀਤ ਨਾ ਆਇਆ ਸ਼ਬਦ ਨਾ ਲਾਗੋ ਸਨੋ ਸੁਖ ਨਾ ਉਪਜੈ ਭਾਵੇਂ ਸੋ ਗੇੜਾਇਆ ਹੋ ਜਾਓ ਪਰ ਗੁਰੂ ਸਾਹਿਬ ਨੂੰ ਸੁਣਨਾ ਸ਼ੁਰੂ ਕਰ ਦਿਓ ਭਾਈ ਤੇ ਸੁਣਨਾ ਸੌਖਾ ਨਹੀਂ ਇਸੇ ਕਰਕੇ ਫੋਟੋ ਵਾਲਾ ਬਾਬਾ ਲੋਕਾਂ ਨੇ ਰੱਖ ਲਿਆ ਬੜੀਆਂ ਫੋਟੋਆਂ ਲਾਈਆਂ ਨੇ ਨਾ ਘਰਾਂ 'ਚ ਤੇ ਸਾਹਮਣੇ ਫੋਟੋ ਵੀ ਲੱਗੀ ਹੁੰਦੀ ਏ ਸਵੇਰੇ ਧੂਫ ਲਾ ਦਿੰਦਾ ਹੈ ਐਦਾਂ ਧੂਫ ਲਾ ਕੇ ਜੋਤ ਲਾ ਕੇ ਕਈ ਕੁਝ ਕਰਕੇ ਨਾ ਐਦਾਂ ਮੱਥਾ ਟੇਕ ਕੇ ਬਾਬਾ ਸੁਖ ਰੱਖੀਐ ਹੱਥ ਲਾ ਕੇ ਬਾਬਾ ਕਿਰਪਾ ਹੀ ਰੱਖੀ ਤੇ ਸ਼ਾਮ ਨੂੰ ਉਸੇ ਫੋਟੋ ਦੇ ਸਾਹਮਣੇ ਬਹਿ ਕੇ ਸ਼ਰਾਬ ਪੀਂਦਾ ਹੈ ਡਰ ਲੱਗਦਾ ਫੋਟੋ ਤੋਂ ਕਿਤੇ ਫੋਟੋ ਵਾਲਾ ਬਾਬਾ ਤਾਂ ਚੰਗਾ ਬੋਲਦਾ ਹੀ ਨਹੀਂ ਫੋਟੋ ਕਿਹੜਾ ਬੋਲਦੀ ਹੈ ਬੜੀ ਕਮਾਲ ਦੀ ਖੇਡ ਹੈ ਫੋਟੋ ਵਾਲਾ ਬਾਬਾ ਲੋਕਾਂ ਨੇ ਪਸੰਦ ਕਰ ਲਿਆ ਘਰ ਘਰ ਫੋਟੋਆਂ ਲਾਤੀਆਂ ਆ ਸੱਚੇ ਪਾਤਸ਼ਾਹ ਬੋਲਦੇ ਐ ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਐ ਫਿਰ ਅੱਖਾਂ ਖੁੱਲ ਜਾਂਦੀਆਂ ਦਿਮਾਗ ਖੁੱਲਦਾ ਐ ਚਿੱਪ ਕੱਢਦੇ ਐ ਸਾਡੇ ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਐ ਗੁਰੂ ਗ੍ਰੰਥ ਸਾਹਿਬ ਨੂੰ ਸੁਣੋ ਤੇ ਸੁਣਨ ਵਾਸਤੇ ਜਿਗਰਾ ਚਾਹੀਦਾ ਹਰੇਕ ਨਹੀਂ ਸੁਣ ਸਕਦਾ ਕਿਉਂਕਿ ਸੱਚ ਸੁਣਨਾ ਕਿਤੇ ਸੌਖਾ ਹੈ ਨਾ ਸੱਚ ਸੁਣਨਾ ਸੌਖਾ ਹੈ ਤੇ ਨਾ ਸੱਚ ਸੁਣਾਉਣਾ ਸੌਖਾ ਹੈ ਸੱਚ ਸੁਣਨ ਵਾਸਤੇ ਵੀ ਜਿਗਰਾ ਚਾਹੀਦਾ ਹੈ ਤੇ ਸੱਚ ਸੁਣਾਉਣ ਵਾਸਤੇ ਵੀ ਜਿਗਰਾ ਚਾਹੀਦਾ ਭਾਈ ਨਹੀਂ ਤੇ ਹਰੇਕ ਬੰਦਾ ਘੁੰਮ ਘਮਾ ਕੇ ਆਪਣੇ ਨਾਲ ਹੀ ਜੋੜੀ ਜਾਂਦਾ ਹੈ ਮੇਰੇ ਵਰਗਾ ਬੰਦਾ ਸਟੇਜ ਤੇ ਆਈ ਬਾਈ ਸਾਧੂਆਂ ਬਿਨਾ ਭਲਾ ਨਹੀਂ ਹੋਣਾ ਪਿਆਰਿਓ ਸਾਧੂਆਂ ਬਿਨਾ ਆਪ ਵੀ ਸਾਧੂ ਹੀ ਹੁੰਦਾ ਹੈ ਤੇ ਸਾਧੂਆਂ ਦੇ ਗੁਣ ਗਾਈ ਜਾਂਦਾ ਸਾਰੇ ਦੀਵਾਨ 'ਚ ਸਾਧੂਆਂ ਤੋਂ ਬਿਨਾ ਨਹੀਂ ਤੁਹਾਡਾ ਛੁਟਕਾਰਾ ਹੋ ਸਕਦਾ ਭਾਈ ਸਾਧੂ ਹੀ ਬਚਾਣਗੇ ਤੈਨੂੰ ਸਾਧੂ ਹੀ ਅੱਗੇ ਖੜੇ ਮਿਲਣਗੇ ਸਾਧੂ ਹੀ ਸਾਰਾ ਕੁਝ ਕਰਨਗੇ ਇਦਾਂ ਹੀ ਕਹਿੰਦੇ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦੇ ਆਪ ਬਸ ਸਾਧੂ ਹੀ ਐ ਕਰਨਗੇ ਸਾਧੂ ਹੀ ਐ ਕਰਨਗੇ ਇਹੀ ਗੱਲ ਬਾਰ-ਬਾਰ ਬਾਰ-ਬਾਰ ਕਰੀ ਜਾਂਦੇ ਦਿਮਾਗ ਵਿੱਚ ਉਹੀ ਗੱਲਾਂ ਬੈਠੀ ਜਾਂਦੀਆਂ ਸੱਚ ਸੱਚ ਸੁਣਨਾ ਵੀ ਔਖਾ ਹੈ ਤੇ ਸੱਚ ਸੁਣਾਉਣਾ ਵੀ ਔਖਾ ਕਿਉਂਕਿ ਸੁਣਨ ਵਾਸਤੇ ਵੀ ਜਿਵੇਂ ਆਪਾਂ ਪੜ੍ਹਦੇ ਆ ਨਾ ਬਚਨ ਗੁਰੂ ਜੀ ਦਾ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਗੁਰ ਪਾਸ ਲੋ ਇਹ ਪੜੋ ਜਿਨ੍ਹਾਂ ਦਾ ਮਨ ਕਠੋਰ ਹੈ ਚਿੱਤ ਕਠੋਰ ਹੈ ਉਹ ਕਿੱਥੇ ਬੈੰਦੇ ਆ ਜੀ ਸਤਗੁਰ ਦੇ ਕੋਲ ਕਾਲੇ ਪੈ ਜਾਣਗੇ ਆ ਸੱਚ ਸੁਣਨਾ ਸੌਖਾ ਹੈ ਮੈਂ ਇੱਥੇ ਧਾਰਨਾ ਪੜੀ ਜਾਂਦਾ ਗਾਈ ਜਾਂਦਾ ਬੜੇ ਸਿਰ ਮਾਰਨਗੇ ਪਰ ਸੱਚ ਹਰੇਕ ਬੰਦਾ ਸੁਣ ਨਹੀਂ ਸਕਦਾ ਲੋ ਪੜੋ ਜਿਨ ਕੇ ਚਿਤ ਕਠੋਰ ਹੈ ਸੇ ਬਹ ਹੈ ਨਾ ਸਤ ਗੁਰ ਪਾ ਸਤਗੁਰ ਦੇ ਕੋਲ ਨਹੀਂ ਬਹਿ ਸਕਦੇ ਉਹਨਾਂ ਦੀ ਸੁਰਤ ਨਹੀਂ ਜਾਂਦੀ ਗੁਰੂ ਦੇ ਕੋਲ ਉਹਨਾਂ ਨੇ ਮਹਾਰਾਜ ਦੇ ਨੇੜੇ ਨਹੀਂ ਜਾਣਾ ਭਾਈ ਕਠੋਰ ਨੇ ਅੰਦਰੋਂ ਅੰਦਰ ਝੂਠ ਹੈ ਇਸ ਕਰਕੇ ਸੱਚ ਦੇ ਨੇੜੇ ਨਹੀਂ ਜਾਣਗੇ ਮਨ ਹੀ ਨਹੀਂ ਲੱਗਦਾ ਜੀ ਉਹਨਾਂ ਦਾ ਇੱਥੇ ਅੱਗੇ ਵੇਖਿਓ ਉਥੇ ਸੱਚ ਵਰਤਦਾ ਕੂੜਿਆਰਾਂ ਚਿਤ ਉਦਾਸ ਸਾਧ ਸੰਗਤ ਵਿੱਚ ਗੁਰੂ ਜੀ ਦੀ ਹਜ਼ੂਰੀ ਵਿੱਚ ਗੱਲ ਸੱਚ ਦੀ ਹੋਣੀ ਹੈ ਤੇ ਝੂਠਿਆਂ ਦਾ ਚਿੱਤ ਉਦਾਸ ਹੋ ਜਾਣਾ ਉਹਨਾਂ ਦਾ ਜੀ ਨਹੀਂ ਲੱਗਣਾ ਇੱਥੇ ਉਹ ਤੇ ਖਾੜੇ ਖੂੜੇ 'ਚ ਲੱਗਦਾ ਹੈ ਜਿੱਥੇ ਬੋਤਲਾਂ ਦੀ ਗੱਲ ਹੋਵੇ ਡੱਟ ਖੋਲਣ ਦੀ ਗੱਲ ਹੋਵੇ ਨਗੇਜਵਾਦ ਦੀ ਗੱਲ ਹੋਵੇ ਜਲੱਚਰਵਾਦ ਦੀ ਗੱਲ ਹੋਵੇ ਧੀਆਂ ਭੈਣਾਂ ਦੀ ਬਾਹ ਫੜਨ ਦੀ ਗੱਲ ਹੋਵੇ ਉੱਥੇ ਜੀ ਲੱਗਦਾ ਹੈ ਉੱਥੇ ਜੀ ਲੱਗਦਾ ਹੈ ਸਾਹਮਣੇ ਨੱਚਦੀਆਂ ਨੇ ਜਦੋਂ ਆ ਪੈਲਸਾਂ ਦੇ ਵਿੱਚ ਵਿਆਹ ਹੁੰਦੇ ਨੇ ਨਾ ਆ ਤੁਹਾਡੇ ਚੰਡੀਗੜ੍ਹ ਇਲਾਕੇ ਦੇ ਵਿੱਚ ਵੀ ਬੜੇ ਕਈ ਕਈ ਬੰਦੇ ਫੁਕਰੇ ਹੋ ਗਏ ਫੁਕਰੇ ਕਈ ਬੰਦੇ ਬਹੁਤ ਹਵਾ ਵਿੱਚ ਉੱਡਣ ਲੱਗ ਪਏ ਕਈ ਸਿਆਣੇ ਅਕਲ ਵਾਲੇ ਐ ਜਰ ਜੇ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਮਾਲਕ ਦੀ ਮਿਹਰ ਹੋ ਗਈ 4 ਕਿੱਲੇ ਵਿੱਚੋਂ 40 ਲੈ ਲਓ ਮੇਰਾ ਹੋ ਗਈਆਂ ਸੱਚੇ ਪਾਤਸ਼ਾਹ ਦੀਆਂ ਕਈਆਂ ਦਾ ਦਿਮਾਗ ਹੱਲ ਗਿਆ ਪੈਸੇ ਨੂੰ ਦੇਖ ਕੇ 10-10 ਲੱਖ ਵਾਲਾ ਗਾਉਣ ਵਾਲਾ ਲਿਆਵਾਂਗੇ ਵੇਖੇ ਦੁਨੀਆ ਇਦਾਂ ਦਾ ਵਿਆਹ ਕਰਾਂਗੇ ਦਿਖਾਵਿਆਂ ਵਿੱਚ ਰਗੜੇ ਗਏ ਤਰ੍ਹਾਂ ਤਰ੍ਹਾਂ ਦੀਆਂ ਆਰਕੈਸਟਰਾਂ ਵਾਲੀਆਂ ਲੱਗਦੀਆਂ ਭੈੜੇ ਭੈੜੇ ਗੀਤ ਗਾਏ ਜਾਂਦੇ ਐ ਕਿੰਨਾ ਕੁਝ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਨਾਚ ਹੁੰਦੇ ਐ ਪਰ ਗੁਰੂ ਦਾ ਸਿੱਖ ਸਿੱਖ ਦੀ ਧੀ ਭੈਣ ਦੱਸਿਓ ਜੀ ਭਲਾ ਸਿੱਖ ਦੀ ਧੀ ਸਿੱਖ ਦੀ ਧੀ ਲੋਕਾਂ ਸਾਹਮਣੇ ਨੱਚਦੀ ਸੋਹਣੀ ਲੱਗਦੀ ਏ ਬੋਲੋ ਸਿੰਘੋ ਗੱਜ ਕੇ ਬੋਲਿਓ ਸਿੱਖ ਦੀ ਧੀ ਲੋਕਾਂ ਸਾਹਮਣੇ ਨੱਚਦੀ ਸੋਹਣੀ ਲੱਗਦੀ ਐ ਸਿੱਖ ਦੀ ਧੀ ਨੱਚਦੀ ਨਹੀਂ ਹੁੰਦੀ ਇਹ ਗੱਲ ਠੀਕ ਐ ਪਰ ਸਿੱਖ ਲੋਕਾਂ ਦੀਆਂ ਧੀਆਂ ਨੂੰ ਨੱਚਦੀਆਂ ਨੂੰ ਵੇਖਦੇ ਵੀ ਨਹੀਂ ਹੁੰਦੇ ਸ੍ਰੀ ਅਕਾਲ ਜੇ ਸਿੱਖ ਦੀ ਧੀ ਨੱਚਦੀ ਨਹੀਂ ਹੁੰਦੀ ਤੇ ਸਿੱਖ ਲੋਕਾਂ ਦੀਆਂ ਨੱਚਦੀਆਂ ਧੀਆਂ ਨੂੰ ਵੇਖਦਾ ਵੀ ਨਹੀਂ ਹੁੰਦਾ ਤੇ ਜੇ ਅੱਜ ਤੂੰ ਲੋਕਾਂ ਦੀਆਂ ਧੀਆਂ ਨੂੰ ਵੇਖਦਾ ਤੇ ਸਿੱਖ ਦੀ ਧੀ ਨੱਚੇਗੀ ਵੀ ਇਹ ਵੀ ਚੇਤਾ ਰੱਖੀ ਅੱਜ ਵੇਖ ਤੇਰੀ ਪੋਤੀ ਨੱਚੇਗੀ ਫਿਰ ਫਿਰ ਲੋਕੀ ਵੇਖਣਗੇ ਜਿਵੇਂ ਅੱਜ ਤੂੰ ਵੇਖਦਾ ਇਹ ਚੇਤਾ ਰੱਖ ਅੱਜ ਸਵੇਰੇ ਹੀ ਮੈਂ ਪੜਦਾ ਸੀ ਪੈਲਸ ਵਿੱਚ ਗਿਆ ਬੰਦਾ ਪੈਲਸ ਵਿੱਚ ਗਿਆ ਤੇ ਉਹ ਨਾ ਜੀ ਨੱਚਣ ਵਾਲੀਆਂ ਨੱਚ ਰਹੀਆਂ ਸੀ ਤੇ ਉਹ ਸਟੇਜ ਤੇ ਚੜ ਗਿਆ ਸਟੇਜ ਤੇ ਚੜ ਕੇ ਤੇ ਸੈਲਫੀਆਂ ਲੱਗ ਪਿਆ ਲੈਣ ਉਹਨਾਂ ਦੇ ਨਾਲ ਇਦਾਂ ਨਾਲੇ ਨੱਚੇ ਨਾਲੇ ਸੈਲਫੀਆਂ ਲਵੇ ਹੁਣ ਜਿਹੜਾ ਬੰਦਾ ਨੱਚਦਾ ਹੈ ਨਾਲੇ ਸੈਲਫੀਆਂ ਲੈਂਦਾ ਹੈ ਉਹਨੇ ਉਹਨੇ ਲਿਖ ਕੇ ਪਾਇਆ ਆਪ ਵੀ ਐਦਾਂ ਨੱਚ ਰਿਹਾ ਸੀ ਸੈਲਫੀਆਂ ਲਵਾਂ ਉਦੋਂ ਬਾਅਦ ਮੈਂ ਥੱਲੇ ਆਇਆ ਬੜਾ ਭੂਤਰਿਆ ਹੁੰਦਾ ਬੰਦੇ ਨੂੰ ਉਦੋਂ ਕਿਹੜਾ ਪਤਾ ਦਿਮਾਗ ਕਿਹੜਾ ਕੰਮ ਕਰਦਾ ਉਦੋਂ ਪਾਗਲ ਹੋਇਆ ਹੁੰਦਾ ਕਹਿੰਦਾ ਥੋੜਾ ਜਿਹਾ ਪੈਗ ਵੀ ਲਾ ਲਿਆ ਤੇ ਨੱਚਦੇ ਫਿਰੀਏ ਤੇ ਕਹਿੰਦੇ ਥੱਲੇ ਆਇਆ ਨਾ ਮੈਂ ਤੇ ਬੇਟੀ ਸੀ ਉਹਦੀ 6-7 ਸਾਲ ਦੀ 6-7 ਸਾਲ ਦੀ ਬੱਚੀ ਉਹ ਜਦੋਂ ਸੈਲਫੀਆਂ ਲੈ ਕੇ ਥੱਲੇ ਆਇਆ ਤੇ ਉਹਦਾ ਇੱਕ ਯਾਰ ਆ ਗਿਆ ਐਦਾਂ ਬਹਿ ਗਏ ਪੜਦੇ ਪੜਦੀ ਆ ਬੇਟਾ ਹਾਂ ਨੰਬਰ ਕਿੰਨੇ ਆਉਂਦੇ ਆ ਬੜੇ ਉਧਰ A+ ਐਦਾਂ ਗੱਲ ਬੱਚੇ ਨੇ ਦੱਸੀ ਅੱਛਾ ਵੱਡੀ ਹੋ ਕੇ ਕੀ ਬਣੇਗੀ ਕਹਿੰਦਾ ਮੇਰੀ ਧੀ ਨੂੰ ਜਦੋਂ ਪੁੱਛਿਆ ਮੇਰੇ ਦੋਸਤ ਨੇ ਵੀ ਵੱਡੀ ਹੋ ਕੇ ਕੀ ਬਣੇਗੀ ਉਹ ਕਹਿੰਦੀ ਮੈਂ ਜੀ ਅੰਕਲ ਜੀ ਮੈਂ ਵੱਡੀ ਹੋ ਕੇ ਡਾਂਸਰ ਬਣਾਂਗੀ ਉਹ ਨੱਚਦੀ ਹੈ ਜਿਹੜੀ ਮੈਂ ਵੱਡੀ ਹੋ ਕੇ ਡਾਂਸਰ ਬਣਾਂਗੀ ਕਹਿੰਦਾ ਮੇਰਾ ਤਾਂ ਪੀਤੀ ਉੱਥੇ ਲੈ ਗਈ ਵੀ ਆ ਕੀ ਕਹਿੰਦੀ ਮੇਰੀ ਲੜਕੀ ਪੀਤੀ ਲੈ ਗਈ ਵੀ 7 ਸਾਲ ਦੀ ਬੱਚੀ ਮੇਰੀ ਕਹਿੰਦੀ ਹੈ ਵੀ ਮੈਂ ਵੱਡੀ ਹੋ ਕੇ ਡਾਂਸਰ ਬਣਾਂਗੀ ਪੀਤੀ ਲੈ ਗਈ ਮੈਂ ਫਿਰ ਉਹ ਕੀ ਬਣੇਗੀ ਕਹਿੰਦੇ ਬੇਟਾ ਇਹ ਨਹੀਂ ਕਹਿੰਦੇ ਨਾ ਨਾ ਇਹ ਇਹ ਠੀਕ ਨਹੀਂ ਨੱਚਣਾ ਕਹਿੰਦਾ ਜੇ ਧੀ ਮੇਰੀ ਕਹਿੰਦੀ ਹੈ ਜੇ ਠੀਕ ਨਹੀਂ ਤੇ ਤੂੰ ਕਿਉਂ ਸਟੇਜ ਤੇ ਖੜ ਕੇ ਪਿਤਾ ਜੀ ਤੂੰ ਤੇ ਨੱਚਦਾ ਐ ਨਾਲੇ ਸੈਲਫੀਆਂ ਲੈਣਾ ਮਾਂ ਨੂੰ ਵੀ ਇੱਥੇ ਬੈਠੀ ਨੂੰ ਛੱਡ ਗਿਆ ਮੈਨੂੰ ਵੀ ਛੱਡ ਗਿਆ ਆਪ ਤੂੰ ਕਦੋਂ ਦਾ ਸਟੇਜ ਤੇ ਚੜਿਆ ਜੇ ਇੰਨੀਆਂ ਹੀ ਮਾੜੀਆਂ ਨੇ ਤੇ ਸੈਲਫੀਆਂ ਕਿਉਂ ਲੈਣਾ ਆਖੋ ਸਤਨਾਮ ਆਪ ਕਿਉਂ ਨੱਚਦਾ ਚੜ ਕੇ ਆਪ ਕਿਉਂ ਚੜਿਆ ਫਿਰਦਾ ਸਟੇਜ ਤੇ ਕਹਿੰਦਾ ਜਦੋਂ ਨੇ ਐ ਕਿਹਾ ਦਿਮਾਗ ਖੁੱਲ ਗਿਆ ਕਹਿੰਦਾ ਮੈਂ ਛੱਤ ਤੇ ਗਿਆ ਜਿੰਨੀਆਂ ਫੋਟੋਆਂ ਖਿੱਚੀਆਂ ਸੀ ਸਾਰੀਆਂ ਡਿਲੀਟ ਕੀਤੀਆਂ ਇੰਨੀ ਕਹਿੰਦਾ ਮੈਨੂੰ ਸ਼ਰਮ ਆਈ ਅੱਖਾਂ ਖੋਲਤੀਆਂ ਮੇਰੀਆਂ 7 ਸਾਲ ਦੀ ਮੇਰੀ ਬੱਚੀ ਮੈਨੂੰ ਕਹਿੰਦੀ ਐ ਮੈਂ ਡਾਂਸਰ ਬਣਾਂਗਾ ਤੇ ਚਾਹੁੰਦੇ ਹੋ ਕਿਸੇ ਦੀ ਧੀ ਡਾਂਸਰ ਨਾ ਬਣੇ ਤੇ ਡਾਂਸ ਵੇਖਣੇ ਬੰਦ ਕਰ ਦਿਓ ਤੇ ਜੇ ਤੁਸੀਂ ਵੇਖਣੇ ਬੰਦ ਨਹੀਂ ਕਰਨੇ ਫਿਰ ਤਿਆਰੀਆਂ ਕਰ ਲਓ ਪੋਤੀਆਂ ਦੋਤੀਆਂ ਕੋਈ ਵੀ ਬਣ ਜਾਣੀ ਹੈ ਜੀ ਫਿਰ ਤੇ ਪਤਾ ਹੀ ਨਹੀਂ ਲੱਗਣਾ ਫਿਰ ਤੇ ਪਤਾ ਹੀ ਨਹੀਂ ਲੱਗਣਾ ਵੇਖਣੇ ਬੰਦ ਕਰ ਦਿਓ ਲੋਕਾਂ ਦੀਆਂ ਧੀਆਂ ਨੱਚਣਾ ਬੰਦ ਕਰ ਦੇਣਗੀਆਂ ਆਪੇ ਸਿਸਟਮ ਬਣ ਗਿਆ ਜੀ ਅੱਜ ਗੋਲੀਆਂ ਚੱਲਦੀਆਂ ਨੇ ਨੱਚਦੇ ਨੇ ਲੋਕ ਵੇਖੋ ਕੀ ਕੁਝ ਹੋ ਰਿਹਾ ਹੈ ਛੱਡੋ ਸਿਆਣੇ ਬਣੀਏ ਅਕਲ ਲਈਏ ਗੁਰੂ ਸਾਹਿਬ ਸਮਝ ਲਈਏ ਦਿਲ ਨਹੀਂ ਜੀ ਲੱਗਦਾ ਕੂੜਿਆਰਾ ਚਿੱਤ ਉੱਥੇ ਸੱਚ ਵਰਤਦਾ ਸੰਗਤ ਵਿੱਚ ਤੇ ਸੱਚ ਦੀ ਗੱਲ ਹੋਣੀ ਹੈ ਤੇ ਜਿਹੜਾ ਝੂਠਾ ਬੰਦਾ ਉਹਦਾ ਚਿੱਤ ਉਦਾਸ ਹੋ ਜਾਣਾ ਹੁਣ ਇੱਥੇ ਆਪਾਂ ਸ਼ਰਾਬ ਦੀ ਗੱਲ ਤੋਰ ਲਈਏ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਾਬ ਦੇ ਬਾਰੇ ਆ ਕੁਝ ਲਿਖਿਆ ਤੇ ਜਿੰਨੇ ਪੀਣ ਵਾਲੇ ਨੇ ਉਦਾਸ ਤੇ ਹੋ ਜਾਣਗੇ ਲੈ ਯਾਰ ਹੋਰ ਕੋਈ ਗੱਲ ਹੀ ਨਹੀਂ ਸੁਣਾਉਣ ਵਾਲੀ ਲੈ ਲੈ ਫੇਰ ਚੱਕ ਲਿਆ ਤਵਾ ਸ਼ਰਾਬੀਆਂ ਤੇ ਲੈ ਯਾਰ ਇਹਨਾਂ ਦੇ ਘਰੋਂ ਪੀਨੇ ਆ ਐ ਐ ਐ ਐ ਉਸੇ ਵੇਲੇ ਉਦਾਸ ਹੋ ਜਾਣਗੇ ਕਿਉਂਕਿ ਸੱਚ ਸੁਣ ਲਈ ਜਿਗਰਾ ਚਾਹੀਦਾ ਉਹ ਸਾਡੀਆਂ ਗਲਤੀਆਂ ਨੇ ਤੇ ਮੇਰੇ ਵਰਗਾ ਵੀ ਫਿਰ ਪੋਲੀਆਂ ਪੋਲੀਆਂ ਜੀਆਂ ਕਰੀ ਜਾਂਦਾ ਵੀ ਛੱਡ ਪਰੇ ਕੱਲ ਨੂੰ ਕਿਸੇ ਨੂੰ ਨਾਰਾਜ਼ ਕਰਨਾ ਹੈ ਸਾਰਿਆਂ ਨੂੰ ਬਸ ਵੀ ਭਾਈ ਤੁਸੀਂ ਤੇ ਬੜੇ ਹੀ ਭਾਗਾਂ ਵਾਲੇ ਹੋ ਤੁਸੀਂ ਤੇ ਬੜੇ ਹੀ ਕਰਮਾਂ ਵਾਲੇ ਹੋ ਤੁਸੀਂ ਤੇ ਧੰਨ ਭਾਗ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਤੇ ਤੁਸੀਂ ਆ ਗਏ ਸਾਨੂੰ ਦਰਸ਼ਨ ਦੇ ਤੇ ਤੁਹਾਡੇ ਦਰਸ਼ਨ ਕਰ ਐ ਐ ਉਹ ਤੇ ਪੰਪਾਂ ਲਈ ਨੇ ਬਾਬੇ ਬਹੁਤੇ ਉਹਨਾਂ ਨੇ ਸੱਚ ਥੋੜਾ ਦੱਸਣਾ ਹੈ ਉਹਦੀ ਉਹਦੀ ਨਜ਼ਰ ਤੇ ਹੈ ਵੀ ਮੈਂ ਆਨੰਦ ਸਾਹਿਬ ਪੜਾਂ ਤੇ ਤੂੰ 100 ਦਾ ਨੋਟ ਕੱਢ ਕੇ ਇੱਥੇ ਆ ਬਹੁਤ ਇਹ ਸੋਚਦਾ ਵੀ ਗੱਲ ਖਤਮ ਉਹਨੂੰ ਕੀ ਲੱਗੇ ਤੂੰ ਬੀਨਾ ਕੇ ਖਾਣਾ ਚੱਲੀ ਜਾਣ ਦੇ ਜੋ ਚੱਲਦਾ ਉਹਨੂੰ ਕੀ ਲੱਗੇ ਇਸ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਗੁਰੂ ਜੀ ਕਹਿੰਦੇ ਕੀ ਹੈ ਉਦਾਸ ਹੋ ਜਾਂਦਾ ਜੀ ਚਿੱਤ ਜਿੱਥੇ ਸੱਚ ਵਰਤਦਾ ਹੋਵੇ ਸੁੰਨਾ ਸੌਖਾ ਨਹੀਂ ਪਿਆ ਹਾਂਜੀ ਓਏ ਵੱਲ ਛਲ ਕਰ ਚਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ ਇੱਥੇ ਤੇ ਜੀ ਕਹਿੰਦੇ ਵੈਸੇ ਹੈ ਤੇ ਅਟਰਨਲ ਡਾਇਲੌਗ ਨੇ ਜੀ ਇਹ ਅੰਤਰਵਾਰਤਾ ਲਾਪ ਹੈ ਸ਼ਬਦ ਸਾਰੇ ਅੰਤਰਵਾਰਤਾ ਲਾਪ ਨੇ ਪਰ ਇਹਦੇ ਬਾਹਰੀ ਅਰਥ ਇਹ ਇਹ ਇਹ ਬਣ ਜਾਂਦੇ ਨੇ ਕਿਉਂਕਿ ਹੈ ਤੇ ਅੰਦਰ ਦੀ ਗੱਲ ਹੈ ਅਟਰਨਲ ਜੋ ਚੱਲ ਰਿਹਾ ਹੁੰਦਾ ਹੈ ਅੰਦਰ ਅੰਦਰ ਦੀ ਗੱਲ ਚੱਲਦੀ ਹੁੰਦੀ ਹੈ ਪਰ ਜੇ ਸਿੱਧੇ ਅਰਥਾਂ ਵਿੱਚ ਇਹਨੂੰ ਸਮਝਣਾ ਹੋਵੇ ਫਿਰ ਇਹਨੂੰ ਇਦਾਂ ਹੀ ਸਮਝਣਾ ਪੈਂਦਾ ਹੈ ਵੀ ਵਲ ਛਲ ਜਾ ਕਰਕੇ ਟਾਈਮ ਪਾਸ ਕਰਦੇ ਨੇ ਇੱਥੇ ਤੇ ਪਾਸੇ ਜੇ ਮਾਰੀ ਜਾਣਗੇ ਕਦੇ ਐ ਨੂੰ ਕਦੇ ਐ ਨੂੰ ਕਦੇ ਫੋਨ ਜਾਂ ਖੋਲ ਲਿਆ ਕਦੇ WhatsApp ਬੈਠੇ ਬੈਠੇ ਚੈੱਕ ਕਰ ਲਿਆ ਕਦੇ ਵਾਸੀ ਜੀ ਲੈ ਲਈ ਕਦੇ ਐਂ ਜੇ ਕਰ ਲਿਆ ਕਦੇ ਐਂ ਜੇ ਐਂ ਟਾਈਮ ਜਿਆ ਪਾਸ ਕਰਦੇ ਆ ਝੱਟ ਝੱਟ ਲੱਗ ਝੱਟ ਲੰਘਾਉਂਦੇ ਆ ਬਸ ਵੀ ਲੰਘ ਜੇ ਬਸ ਘੰਟਾ ਚੱਲ ਯਾਰ ਹੁਣ ਘੰਟਾ ਬਹਿ ਜੀਏ ਬਸ ਟਾਈਮ ਜਿਆ ਪਾਸ ਕਰ ਅੱਜ ਸਵੇਰੇ ਆਇਆ ਸੀ ਇੱਕ ਗੱਲ ਮੈਂ ਵੇਖੀ ਕਹਿੰਦੇ ਜੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੈ ਨਾ ਕਹਿੰਦੇ ਨੌਜਵਾਨਾਂ ਨੂੰ ਕਹਿੰਦੇ ਗੁਰਦੁਆਰਿਆਂ 'ਚ ਵਾਈਫਾਈ ਲਵਾ ਦਿਓ ਕੋਡ ਬਾਹਰ ਲਿਖ ਦਿਓ ਕਹਿੰਦੇ ਗੁਰਦੁਆਰਿਆਂ 'ਚ ਵਾਈਫਾਈ ਲਵਾ ਦਿਓ ਬਾਹਰ ਲਿਖ ਦਿਓ ਕੋਡ ਤੇ ਚੱਲੇ ਅੰਦਰ ਹੀ ਕਹਿੰਦੇ ਭਾਵੇਂ ਗੁਰਦੁਆਰੇ 'ਚ ਰਾਤ ਰੱਖ ਲਿਆ ਕਰੋ ਆਖੋ ਤਾਂ ਕਹਿੰਦੇ ਫਿਰ ਤੇ ਭਾਵੇਂ ਸਾਰੀ ਰਾਤ ਰੱਖ ਲਓ ਇਹਨਾਂ ਨੂੰ ਗੁਰਦੁਆਰਿਆਂ 'ਚ ਫਿਰ ਨਹੀਂ ਉੱਠਦੇ ਕਹਿੰਦੇ ਵਾਈਫਾਈ ਫ੍ਰੀ ਕਰ ਦਿਓ ਕੋਡ ਬਾਹਰ ਲਿਖ ਦਿਆ ਕਰੋ ਵਿਆਹ ਚੱਕ ਕਹਿੰਦੇ ਫੇਰ ਨਹੀਂ ਹਿੱਲਣਾ ਹੈ ਸੌਖਾ ਹੋ ਗਿਆ ਕੰਮ ਆ ਵੇਖੋ ਕਹਿੰਦੇ ਛਲ ਕਰਕੇ ਟਾਈਮ ਜਾਂ ਪਾਸ ਕਰਦੇ ਐ ਬਸ ਜਦੋਂ ਵਿਹਲੇ ਹੋਏ ਫੇਰ ਉਹਨਾਂ ਵਿੱਚ ਹੀ ਜਾ ਬਹਿਣਾ ਹੈ ਉੱਥੇ ਹੀ ਜਾਣਗੇ ਕਈ ਅੱਜ ਬੈਠੇ ਆ ਉਹਨਾਂ ਨੇ ਕੱਲ ਫੇਰ ਤਾਸ਼ਾ ਵਾਲਿਆਂ 'ਚ ਹੀ ਬਹਿਣਾ ਜਾ ਕੇ ਫੇਰ ਉਹਨਾਂ ਗਲੀ ਆ ਉਹਨਾਂ ਬੰਦਿਆਂ 'ਚ ਗੇੜੀਆਂ ਲਾਉਣ ਵਾਲਿਆਂ 'ਚ ਫੇਰ ਬਹਿਣਾ ਜਾ ਕੇ ਕੱਲ ਨੂੰ ਮੋਟਰਸਾਈਕਲ ਤੇ ਗੇੜੀਆਂ ਫੇਰ ਉਵੇਂ ਹੀ ਚੱਲਣਗੀਆਂ ਸੈਕਟਰ ਕਿਹੜਾ ਉਹ ਜਿੱਥੇ ਗੇੜੀਆਂ ਦੇਣ ਜਾਂਦੇ ਕਿਹੜਾ ਉਹ 17 ਲੈ ਸਾਰੇ 17 ਸੈਕਟਰ ਹੈ ਕਿ ਹੁਣ ਉੱਚੀ ਬੋਲੇ ਪਾਪ ਪੁੰਨ ਵੇਲੇ ਨਹੀਂ ਬੋਲੇ ਹੁਣ ਸਾਰਿਆਂ ਨੂੰ ਪਤਾ 17 ਸੈਕਟਰ ਵੇਖੋ ਫਿਰ ਉੱਥੇ ਉੱਥੇ ਕਹਿੰਦੇ ਫੇਰ ਚਲੇ ਜਾਣਾ ਪਹੁੰਚ ਜਾਣਾ ਸਾਰਿਆਂ ਨੇ ਇੱਥੇ ਕਾਲਾ ਪੈਂਦਾ ਮਨ ਉਦਾਸ ਹੋ ਜਾਂਦਾ ਚਿੱਤ ਲੋ ਫੇਰ ਫੇਰ ਸੁਣੋ ਦੁਬਾਰਾ ਆਪਾਂ ਟਾਈਮ ਜਿਆ ਪਾਸ ਕਰਦੇ ਆ ਕਹਿੰਦੇ ਇੱਥੇ ਓਏ ਵੱਲ ਛਲ ਕਰ ਚੱਤ ਕੱਢ ਦੇ ਫਿਰ ਜਾਹੇ ਬਹਿ ਕੂੜਿਆ ਨਾ ਪਾਸ ਹੁਣ ਅਰਥ ਕਰਨ ਦੀ ਤੇ ਲੋੜ ਹੀ ਨਹੀਂ ਸਮਝ ਨਹੀਂ ਆ ਰਹੀ ਪੰਕਤੀ ਤੇ ਤਾਂ ਸਿੱਧਾ ਸਮਝ ਪੈਂਦਾ ਸਾਡੇ ਵਰਗੇ ਬਾਬਿਆਂ ਨੇ ਤੇ ਐ ਮੂੰਹ ਬੰਨੇ ਹੋਏ ਨੇ ਐ ਪਾਠ ਗੁੰਨ ਗੁੰਨ ਕਰੀ ਜਾਂਦੇ ਨੇ ਪਤਾ ਕੁਝ ਲੱਗਦਾ ਨਹੀਂ ਜਾਣ ਕਿ ਕੱਢੋ ਜੀ 11000 ਰੁਪਇਆ ਭੇਟਾ ਚਲੋ ਜੀ ਉਹ ਗਏ ਪਾਠ ਕਰਾ ਦਿਓ ਭਾਈ ਇੱਕ ਪਾਠ ਤੂੰ ਕਰਾ ਦੀ ਇੱਕ ਤੂੰ ਕਰਾ ਦੀ ਇੱਕ ਤੂੰ ਕਰਾ ਦੀ ਲੜੀ ਚੱਲਦੀ ਹੁੰਦੀ ਐ ਵਧੀਆ ਮौज ਲੱਗੀ ਹੋਈ ਐ ਜਾਂ ਤੇ 100 100 ਇਕੱਠਾ ਹੀ ਰੱਖ ਲੈਂਦੇ ਐ 5-7 ਲੱਖ ਤਿੰਨ ਦਿਨਾਂ 'ਚ ਬਣ ਜਾਂਦਾ ਇਦੋਂ ਵਧੀਆ ਬਿਜ਼ਨਸ ਹੀ ਕੋਈ 11 ਅਗਲੇ ਤੋਂ ਲੈ ਲੈਂਦੇ ਆ 2000 ਪਾਠੀਆਂ ਨੂੰ ਦੇ ਦਿੰਦੇ ਆ 9 ਆਪਣੀ ਜੇਬ 'ਚ ਪਾ ਲੈਂਦੇ ਆ ਆ ਕੋ ਜੀ ਚੱਲਦਾ ਹੈ ਆ ਗੱਲਾਂ ਸਮਝਾ ਸਮਝਾਉਣ ਜੇ ਦਿਮਾਗ 'ਚ ਬਵੇ ਗੁਰਬਾਣੀ 'ਚ ਆ ਕੁਝ ਲਿਖਿਆ ਸਮਝ ਕੇ ਤੇ ਵੇਖੋ ਕਿੰਨਾ ਆਨੰਦ ਆਉਂਦਾ ਬਾਣੀ ਪੜਨ ਦਾ ਇੱਕ ਇੱਕ ਗੱਲ ਦਿਮਾਗ 'ਚ ਬੈਂਦੀ ਹੈ ਕਿ ਨਹੀਂ ਬੈਂਦੀ ਅਰਥ ਕਰਨ ਦੀ ਲੋੜ ਹੀ ਨਹੀਂ ਪੈਂਦੀ ਸਮਝ ਸਮਝ ਆਉਂਦੀ ਸਿੱਧੀ ਹੋਈ ਐਵੇਂ ਉਲਝਾਇਆ ਪਿਆ ਚੱਕਰੀ ਚੱਕਰੀ ਘਮਾਈ ਪਈ ਹੈ ਸਾਰੀ ਕੌਮ ਦੀ ਹੁਣ ਅੱਗੇ ਨਾਲੋਂ ਹੌਲੀ-ਹੌਲੀ ਸ਼ਰਧਾ ਵੱਧ ਰਹੀ ਹੈ ਹੌਲੀ-ਹੌਲੀ ਬਾਣੀ ਵਾਲੇ ਪਾਸੇ ਲੱਗਣ ਲੱਗ ਗਏ ਨਵੇਂ ਬੱਚੇ ਕਈ ਸਮਝਣ ਲੱਗ ਗਏ ਵੀ ਬਾਣੀ 'ਚ ਤੇ ਯਾਰ ਆ ਕੁਝ ਲਿਖਿਆ ਸਾਨੂੰ ਦੱਸਿਆ ਹੀ ਨਹੀਂ ਬਾਬੇ ਅੱਜ ਕੱਲ ਬੜੇ ਰੌਲਾ ਪਾਉਂਦੇ ਨੇ ਕਈਆਂ ਦੇ ਕਲਿੱਪ ਨਹੀਂ ਆਉਂਦੇ ਹੁੰਦੇ ਗੁਣਗਣੇ ਜੇ ਪਤਾ ਨਹੀਂ ਕਹਿਣਾ ਕੀ ਚਾਹੁੰਦੇ ਨੇ ਮੈਂ ਤੇ ਵੇਖਦਾ ਉਹਨਾਂ ਸੁਣਦਾ ਕਈ ਵਾਰੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਬਾਬਾ ਕਹਿਣਾ ਕੀ ਚਾਹੁੰਦਾ ਏ ਗੁਣਗਣੇ ਨੇ ਨੇ ਉਹੀ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਉਹ ਫਿਰ ਸ਼ਰਧਾ ਤੋੜਤੀ ਸ਼ਰਧਾ ਟੁੱਟ ਗਈ ਸ਼ਰਧਾ ਅੱਜ ਲੋਕੀ ਸ਼ਰਧਾ ਟੁੱਟ ਗਈ ਕੋਈ ਸ਼ਰਧਾ ਨਹੀਂ ਟੁੱਟੀ ਤੁਹਾਡੇ ਵਰਗੇ ਪਖੰਡੀਆਂ ਤੋਂ ਜ਼ਰੂਰ ਟੁੱਟ ਗਈ ਗੁਰੂ ਗ੍ਰੰਥ ਸਾਹਿਬ ਵਾਲੇ ਵੱਧ ਰਹੀ ਹੈ ਸ਼ਰਧਾ ਇੱਧਰ ਨੂੰ ਵੱਧ ਰਹੀ ਹੈ ਸ੍ਰੀ ਅਕਾਲ ਇੱਧਰ ਨੂੰ ਵੱਧ ਰਹੀ ਹੈ ਤੇ ਵਧਣੀ ਵੀ ਇੱਧਰ ਨੂੰ ਚਾਹੀਦੀ ਹੈ ਇੱਧਰ ਵਾਲਾ ਕਾਫਲਾ ਵੱਡਾ ਹੋ ਐਡਾ ਵੱਡਾ ਇਹ ਕਾਫਲਾ ਹੋ ਜੇ ਜਿਹੜੇ ਇੱਧਰ ਥੋੜੀਆਂ ਲੈਣਾ ਜੀਆਂ ਰਹਿ ਗਈਆਂ ਨਾ ਪਹਿਲਾਂ ਤੇ ਸਾਰੇ ਇੱਧਰ ਨੂੰ ਤੁਰੇ ਸੀ ਪਖੰਡੀਆਂ ਕੰਨੀ ਹੁਣ ਇੱਧਰ ਥੋੜੀਆਂ ਥੋੜੀਆਂ ਲੈਣਾ ਜੀਆਂ ਹੀ ਰਹਿ ਗਈਆਂ ਹੁਣ ਸਾਰੇ ਇੱਧਰ ਨੂੰ ਆਉਣ ਇਹ ਕਾਫਲਾ ਵੱਡਾ ਹੋਵੇ ਆਪਾਂ ਸਾਰੇ ਇਹਨਾਂ ਦੇ ਮਗਰ ਲੱਗੀਏ ਉਹ ਜਿਨ੍ਹਾਂ ਦੇ ਮਗਰ ਫਿਰ ਉਹ ਸੰਗਤ ਨਹੀਂ ਉਹ ਫਿਰ ਰੌਲਾ ਇਹ ਪਾਉਂਦੇ ਵੀ ਟੁੱਟ ਗਈ ਜੀ ਸ਼ਰਧਾ ਨਾ ਨਾ ਤੁਹਾਡੇ ਤੋਂ ਟੁੱਟੀ ਹੈ ਪਖੰਡ ਤੋਂ ਟੁੱਟੀ ਹੈ ਸ਼ਰਧਾ ਸੱਚ ਵਾਲੇ ਤੇ ਆ ਜੇ ਵੀ ਬੈਠੇ ਐ ਸੱਚ ਸੁਣਨ ਵਾਲੇ ਅੱਜ ਵੀ ਹੈ ਐ ਤੁਸੀਂ ਸੁਣਾਓ ਤੇ ਸਹੀ ਲੋਕ ਸੁਣਨਾ ਚਾਹੁੰਦੇ ਆ ਪਰ ਸੱਚ ਹੋਵੇ ਕੋਈ ਸ਼ੱਕ ਨਹੀਂ ਸੁਣਦੇ ਐ ਪਰ ਸੁਣਾਉਣ ਵਾਲਾ ਹੋਵੇ ਪੜ੍ਹ ਤੇ ਪੜਨਗੇ ਅੱਜ ਵੀ ਪਰ ਕੋਈ ਪੜਾਉਣ ਵਾਲਾ ਹੋਵੇ ਅੱਜ ਵੀ ਅੱਜ ਵੀ ਤੁਰ ਪੈਣਗੇ ਇਸ ਪਾਸੇ ਪਰ ਅੱਗੇ ਅਗਲੀ ਪੰਕਤੀ ਹੈ ਝੂਠ ਵਿੱਚ ਸੱਚ ਮਿਲ ਨਹੀਂ ਸਕਦਾ ਕਹਿੰਦੇ ਇੱਕ ਮਿੱਕੇ ਹੋ ਹੀ ਨਹੀਂ ਸਕਦਾ ਇਹ ਰਲਣਾ ਨਹੀਂ ਹਾਂਜੀ ਵਿੱਚ ਸੱਚੇ ਕੂੜ ਨਾ ਗੜਈ ਮਨ ਵੇਖੋ ਕੋ ਨਿਰਜਾ ਬਸ ਜੋ ਮਰਜ਼ੀ ਕਰ ਲੋ ਸੱਚ ਵਿੱਚ ਝੂਠ ਰਲ ਨਹੀਂ ਸਕਦਾ ਤੇ ਕੂੜਿਆਰਾਂ ਨੇ ਝੂਠਿਆਂ ਨੇ ਝੂਠ ਬਹਿ ਜਾਣਾ ਜਾ ਕੇ ਲਾਸਟ ਪੰਕਤੀ ਸੁਣੋ ਉੜਿਆਰ ਪੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾ ਸਚਿਆਰ ਸਿੱਖ ਬੈਠੇ ਸਤ ਗੁਰ ਪਾਸ ਸਚਿਆਰ ਸਿੱਖ ਬੈਠੇ ਸਤ ਗੁਰ ਪਾਸ ਸਤਿਆਰ ਸਿੱਖ ਬੈਠੇ ਸਤ ਗੁਰ ਪਾਸ ਸਤਿਆਰ ਸਿੱਖ ਬੈਠੇ ਸਤ ਗੁਰ ਪਾਸ ਸਤਿਆਰ ਸਿੱਖ ਬੈਠੇ ਸਤ ਗੁਰ ਪਾਸ ਸਤਿਆਰ ਸਿੱਖ ਬੈਠੇ ਸਤ ਗੁਰ ਪਾਸ ਸਤਿਆਰ ਸਿੱਖ ਉਹ ਨਹੀਂ ਜਾਂਦੇ ਕਬਰਾਂ ਮੜੀਆਂ ਤੇ ਵਾਹ ਵਾਹ ਉਹਨਾਂ ਨੇ ਪਖੰਡੀਆਂ ਮਗਰ ਨਹੀਂ ਜਾਣਾ ਦੇਹਾਂ ਮਗਰ ਨਹੀਂ ਭੱਜੇ ਫਿਰਦੇ ਉਹ ਸੱਪਾਂ ਨੂੰ ਬਾਬੇ ਨਹੀਂ ਕਹਿੰਦੇ ਉਹ ਦਰਖਤਾਂ ਨੂੰ ਨਹੀਂ ਪੂਜਦੇ ਉਹ ਪੱਥਰਾਂ ਨੂੰ ਨਹੀਂ ਪੂਜਦੇ ਉਹ ਪਸ਼ੂਆਂ ਨੂੰ ਨਹੀਂ ਪੂਜਦੇ ਅੱਜ ਵੀ ਨੇ ਇਹ ਉਹਨਾਂ ਦੀ ਗੱਲ ਹੈ ਜਿੰਨੇ ਮੇਰੇ ਵੀਰ ਤੁਹਾਡੇ ਵਿੱਚ ਐਦਾਂ ਨਹੀਂ ਕਹਿ ਸਕਦੇ ਵੀ ਆ ਬੈਠੇ ਨੇ ਸਾਰੇ ਐ ਨਹੀਂ ਜਿਨ੍ਹਾਂ ਦਾ ਮਨ ਗੁਰੂ ਗਿਆਨ ਦੇ ਨੇੜੇ ਜਾ ਰਿਹਾ मन सुरत करके ने जो सुन रहे ने चंकी तरह सुन रहे ने सुरत दे नेड़े सारा कुछ आ सुरत बैठी सुरत सुरत सिख है सिख सुरत है ज्ञान गुरु है सच्चे आर सिख बैठे सत गुर पा आर सिख ਬੈਠੇ ਸਤਿਗੁਰ ਪਾਸ ਸਜਿਆਰ ਸਿੱਖ ਬੈਠੇ ਸਤਿਗੁਰ ਪਾਸ ਸਜਿਆਰ ਸਿੱਖ ਬੈਠੇ ਸਤਿਗੁਰ ਪਾਸ ਪੜੋ ਸਜਿਆਰ ਸਿੱਖ ਸਿੱਖ ਬੈਠੇ ਸਤਿਗੁਰ ਪਾਸ ਸਤਿਆਰ ਸਿੱਖ ਬੈਠੇ ਸਤਿਗੁਰ ਪਾਸ ਸਤਿਆਰ ਸਿੱਖ ਬੈਠੇ ਸਤਿਗੁਰ ਪਾਸ ਸਤਿਆਰ ਸਿੱਖ ਬੈਠੇ ਸਤਿਗੁਰ ਪਾਸ ਸਤਿਆਰ ਸਿੱਖ ਬੈਠੇ ਸਤਿਗੁਰ ਪਾਸ ਸਤਿਆਰ ਸਿੱਖ ਬੈਠੇ ਸਤਿਗੁਰ ਪਾਤੋ ਕੁੜਿਆਰ ਕੁੜਿਆਰੀ ਜਾਏ ਰਲੇ ਕੁੜਿਆਰ ਕੁੜਿਆਰੀ ਜਾਏ ਰਲੇ ਜਾਏ ਰਲੇ ਜਾਏ ਰਲੇ ਯਾਰ ਸਿੱਖ ਸਤਿਗੁਰ ਦਾ ਸਚਿਆਰ ਸਿੱਖ ਬੈਠੇ ਸਤਿਗੁਰ ਦਾ ਸਚਿਆਰ ਸਿੱਖ ਬੈਠੇ ਸਤਿਗੁਰ ਦਾ ਸਚਿਆਰ ਸਿੱਖ ਬੈਠੇ ਸਤਿਗੁਰ ਦਾ ਸਚਿਆਰ ਸਿੱਖ ਪਾਸ ਸਚਿਆਰ ਸਿੱਖ ਬੈਠੇ ਸਤਿਗੁਰ ਦਾ ਸਚਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰੂ ਸੁਰਤ ਕਰਕੇ ਉਹ ਸਤਿਗੁਰੂ ਦੇ ਕੋਲ ਰਹਿੰਦੇ ਆ ਜੀ ਕੋਲ ਹਰ ਵੇਲੇ ਨੇੜੇ ਨੇੜੇ ਰਹਿੰਦੇ ਆ ਗੁਰੂ ਜੀ ਦੇ ਬਚਨਾਂ ਤੋਂ ਪਰੇ ਨਾ ਜਾਇਓ ਜਿਹੜਾ ਬਚਨਾਂ ਤੋਂ ਪਰੇ ਗਿਆ ਗੁਰੂ ਤੋਂ ਪਰੇ ਗਿਆ ਗੁਰ ਉਪਦੇਸ਼ ਤੋਂ ਦੂਰ ਜਾਣਾ ਹੀ ਗੁਰੂ ਤੋਂ ਦੂਰ ਜਾਣਾ ਕਿਉਂਕਿ ਸਤਿਗੁਰੂ ਬਚਨ ਨੂੰ ਕਹਿੰਦੇ ਐ ਸਤਿਗੁਰੂ ਬਾਣੀ ਨੂੰ ਕਹਿੰਦੇ ਐ ਸਤਿਗੁਰੂ ਦੇ ਬਚਨਾਂ ਤੋਂ ਦੂਰ ਜਾਣਾ ਸਤਿਗੁਰੂ ਤੋਂ ਦੂਰ ਜਾਣਾ ਹੈ ਤੇ ਸਤਿਗੁਰਾਂ ਦੇ ਬਚਨਾਂ ਦੇ ਨੇੜੇ ਆਉਣਾ ਸੁਰਤ ਕਰਕੇ ਸਤਿਗੁਰ ਦੇ ਨੇੜੇ ਆਉਣਾ ਹੈ ਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਰਤ ਕਰਕੇ ਮੰਨਣਾ ਹੀ ਸਤਿਗੁਰੂ ਜੀ ਨੂੰ ਮੱਥਾ ਟੇਕਣਾ ਹੈ ਸੁਰਤ ਕਰਕੇ ਇੱਕ ਮਿਕ ਹੋਈਏ ਇਸ ਟੌਪਿਕ ਤੇ ਕੱਲ ਦੁਬਾਰਾ ਗੱਲ ਕਰਾਂਗੇ ਵਿਸਥਾਰ ਨਾਲ ਲਓ ਹੁਣ ਆਪਾਂ ਕੱਲ ਜੋ ਇਤਿਹਾਸ ਵਿਚਾਰਦੇ ਸੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਜੇ ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ ਨਾ ਇਹ ਵੈਸੇ ਹਰ ਸਾਲ ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਉਦੋਂ ਹੀ ਸੁਣਾਈਦਾ ਸਭਾ ਵੇਲੇ ਅੱਗੇ ਪਿੱਛੇ ਨਹੀਂ ਬਹੁਤਾ ਸੁਣਾਈਦਾ ਪਰ ਚਲੋ ਇੱਥੋਂ ਦੀ ਸੰਗਤ ਕਹਿੰਦੀ ਸੀ ਤੇ ਤਾਂ ਕਰਕੇ ਥੋੜਾ ਜਿਹਾ ਆਪਾਂ ਇਤਿਹਾਸ ਨਾਲ ਨਾਲ ਸੁਣਾਉਨੇ ਆ ਆਪਾਂ ਰਲ ਮਿਲ ਕੇ ਵਿਚਾਰ ਕਰ ਲੈਨੇ ਆ ਤੇ ਆ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਤਿਹਾਸ ਤਾਰੂ ਸਿੰਘ ਜੀ ਦਾ ਸਭ ਨੇ ਸੁਣਿਆ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਈ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਸਭ ਨੂੰ ਪਤਾ ਹੈ ਵੀ ਐ ਹੋਇਆ ਐ ਹੋਇਆ ਐ ਹੋਇਆ ਪਰ ਜਦੋਂ ਗੁਰਬਾਣੀ ਦੀ ਵਿਚਾਰ ਸੁਣੋਗੇ ਇਹ ਤੁਹਾਨੂੰ ਇਤਿਹਾਸ ਬਣਾਉਣ ਵਾਲੇ ਪਾਸੇ ਲੈ ਕੇ ਜਾਂਦਾ ਹੈ ਗੁਰਬਾਣੀ ਦੀ ਸੱਚ ਦੀ ਵਿਚਾਰ ਸੁਣ ਸੁਣ ਕੇ ਫਿਰ ਬੰਦਾ ਇਤਿਹਾਸ ਨਹੀਂ ਸੁਣਦਾ ਇਤਿਹਾਸ ਬਣਾਉਂਦਾ ਹੈ ਆਪਣਾ ਇਤਿਹਾਸ ਬਣ ਜਾਂਦਾ ਫਿਰ ਆਪਣਾ ਇਸ ਕਰਕੇ ਧਿਆਨ ਨਾਲ ਸੁਣੋ ਇਹ ਗੁਰਬਾਣੀ ਦੀ ਵਿਚਾਰ ਕਰਨੀ ਜਿਹੜੀ ਹੈ ਇਹ ਅਤ ਜ਼ਰੂਰੀ ਹੈ ਗੁਰਬਾਣੀ ਦੀ ਵਿਚਾਰ ਸੁਣਨ ਦਾ ਸਾਨੂੰ ਸ਼ੌਂਕ ਪੈਦਾ ਹੋਵੇ ਅਸੀਂ ਆਲਸੀ ਨਾ ਹੋਈਏ ਅਸੀਂ ਕਾਲੇ ਨਾ ਪਈਏ ਅਸੀਂ ਸਤਿਗੁਰ ਜੀ ਦੀ ਬਾਣੀ ਦੀ ਵਿਚਾਰ ਬੜੀ ਸ਼ਰਧਾ ਭਾਵਨਾ ਨਾਲ ਸੁਣਿਆ ਕਰੀਏ ਸਾਨੂੰ ਸ਼ੌਂਕ ਪੈ ਜੇ ਵੀ ਬਾਣੀ ਦੀ ਵਿਚਾਰ ਸੁਣਨੀ ਹੈ ਇਹਦੇ ਨਾਲ ਸਾਡੇ ਮਨ ਦੀ ਮੈਲ ਲੈਣੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਨੇ ਵੇਖਣਾ ਹੈ ਮਲ ਜਨਮ ਜਨਮ ਦੀ ਕੱਟੀ ਹੈ ਮੈਲ ਮੈਲ ਨਿਕਲੇ ਜਨਮ ਜਨਮ ਕੇ ਦੁੱਖ ਨਿਵਾਰੇ ਸੁੱਕਾ ਮਨ ਸਾਧਾਰੈ ਮਨ ਜਿਹੜਾ ਕਾਇਮ ਹੋਵੇ ਹਰਾ ਭਰਾ ਹੋਵੇ ਮਨ ਸਤਿਗੁਰ ਦੀ ਬਾਣੀ ਦੀ ਵਿਚਾਰ ਸੁਣ ਕੇ ਹੁਣ ਦਾ ਚਿੱਤ ਉਦਾਸ ਝੂਠਿਆਂ ਨੂੰ ਸੱਚ ਕਿੱਥੇ ਪਸੰਦ ਹੁੰਦਾ ਹੈ ਜੀ ਜਿਹੜਾ ਸੱਚ ਦੀ ਗੱਲ ਕਰੇ ਝੂਠਿਆਂ ਨੂੰ ਅੱਗ ਲੱਗ ਜਾਂਦੀ ਹੈ ਸੜਬਲ ਕੇ ਕੋਲੇ ਹੋ ਜਾਂਦੇ ਐ ਉਹ ਬਰਦਾਸ਼ਤ ਨਹੀਂ ਕਰ ਸਕਦੇ ਤੜਫਣ ਲੱਗ ਪੈਂਦੇ ਐ ਜੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਵੀ ਇਹੀ ਕੁਝ ਹੋਇਆ ਉਸ ਵੇਲੇ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੁਣਾਇਆ ਜਾ ਰਿਹਾ ਸੱਚ ਪਸੰਦ ਨਹੀਂ ਕੀਤਾ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਸੀ ਜਾਤਾਂ ਪਾਤਾਂ ਖਤਮ ਕਰ ਦਿਓ ਸਾਰਿਆਂ ਨੂੰ ਬਰਾਬਰ ਦੇ ਹੱਕ ਦਿਓ ਸਾਰਿਆਂ ਨੂੰ ਜਿਉਣ ਦਾ ਅਧਿਕਾਰ ਹੈ ਹਰ ਇੱਕ ਨੂੰ ਆਪਣੇ ਹਿਸਾਬ ਨਾਲ ਚੱਲਣ ਦਾ ਅਧਿਕਾਰ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਹੱਕਾਂ ਦੀ ਗੱਲ ਕਰਦੇ ਐ ਉਹਨਾਂ ਵੇਲਿਆਂ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਬਰਦਾਸ਼ਤ ਨਹੀਂ ਕੀਤਾ ਤੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਫੇਰ ਕਰਦਾ ਦੁਬਾਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਇਹ ਕੁਝ ਹੋਏਗਾ ਸਤਿਗੁਰ ਜੀ ਨੂੰ ਭਾਈ ਪਤਾ ਸੀ ਵੀ ਜਿਹੜੇ ਰਾਹ ਤੇ ਅਸੀਂ ਤੁਰੇ ਆ ਇਹ ਸਭ ਕੁਝ ਹੋਏਗਾ ਜਦੋਂ ਪਤਾ ਹੋਵੇ ਨਾ ਫਿਰ ਉਹਨਾਂ ਪਹਿਲਾਂ ਪਲੈਨਿੰਗ ਕੀਤੀ ਹੋਵੇ ਵੀ ਆ ਵੀ ਹੋ ਸਕਦਾ ਹੈ ਆ ਵੀ ਹੋ ਸਕਦਾ ਹੈ ਆ ਵੀ ਹੋ ਸਕਦਾ ਜਿਵੇਂ ਹੁਣ ਕਈ ਵਾਰੀ ਮੁਕੱਦਮਾ ਆਪਾਂ ਕੇਸ ਕਰ ਦਿੰਨੇ ਆ ਬੰਦਾ ਜਦੋਂ ਕੇਸ ਕਰਦਾ ਹੈ ਨਾ ਕਿਸੇ ਉੱਤੇ ਵੀ ਤੇ ਮਨ ਵਿੱਚ ਇਹ ਵੀ ਆਉਂਦਾ ਵੀ ਜਿੱਤ ਵੀ ਸਕਦੇ ਆ ਹਾਰ ਵੀ ਸਕਦੇ ਰਿਸਕ ਲੈਣਾ ਪੈਂਦਾ ਜਦੋਂ ਇਦਾਂ ਦੇ ਰਾਹ ਤੇ ਤੁਰੀਏ ਕੱਲ ਵੀ ਮੈਂ ਐਗਜ਼ੈਂਪਲ ਦਿੱਤੀ ਸੀ ਵੀ ਜਿਹੜੇ ਲੋਕ ਅਮਰੀਕਾ ਨੂੰ ਜਾਂਦੇ ਆ ਨਾ ਬਾਹਰਲੇ ਦੇਸ਼ਾਂ ਨੂੰ ਬੱਚੇ 2 ਨੰਬਰ ਵਿੱਚ ਜਿਹੜੇ 2 ਨੰਬਰ ਵਿੱਚ ਏਜੰਟਾਂ ਨੂੰ ਪੈਸਾ ਦੇ ਕੇ ਜਾਂਦੇ ਆ ਧਿਆਨ ਨਾਲ ਸੁਣੋ ਜੀ ਉਹ 40 40 ਲੱਖ ਰੁਪਈਆ ਦੇ ਕੇ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ 6 ਮਹੀਨੇ ਵੀ ਲੱਗ ਸਕਦੇ ਆ ਪਹਿਲਾਂ ਹੀ ਦਿਮਾਗ 'ਚ ਹੁੰਦਾ ਵੀ 6 ਮਹੀਨੇ ਵੀ ਲੱਗ ਸਕਦੇ ਆ ਸਾਲ ਵੀ ਲੱਗ ਸਕਦਾ ਹੈ ਅਮਰੀਕਾ ਪਹੁੰਚਣ ਤੇ ਸਾਲ ਵੀ ਲੱਗ ਸਕਦਾ ਹੈ ਇਹ ਵੀ ਪਤਾ ਹੁੰਦਾ ਹੈ ਵੀ ਮੌਤ ਵੀ ਹੋ ਸਕਦੀ ਹੈ ਪੰਜਾਬ ਕੱਲੇ ਪੰਜਾਬ ਪੰਜਾਬ ਦੇ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ ਅਮਰੀਕਾ ਜਾਂਦੇ ਰਾਹ ਵਿੱਚ ਹੀ ਚੜਾਈਆਂ ਕਰਕੇ ਮੌਤ ਹੋ ਗਈ ਕੋਈ ਜੰਗਲ ਵਿੱਚ ਮਰ ਗਿਆ ਕੋਈ ਪਾਣੀ 'ਚ ਡੁੱਬ ਗਿਆ ਕਿਤੇ ਕਿਸ਼ਤੀ ਪਲਟ ਗਈ ਕਿਤੇ ਕੁਝ ਬੜਾ ਕੁਝ ਹੋਇਆ ਪਰ ਹਰ ਬੰਦਾ ਰਿਸਕ ਲੈਂਦਾ ਹੈ ਪਤਾ ਹੁੰਦਾ ਹੈ ਵੀ ਮਰ ਵੀ ਸਕਦਾ ਮੈਂ ਮੇਰੀ ਮੌਤ ਵੀ ਹੋ ਸਕਦੀ ਹੈ ਇਸੇ ਤਰ੍ਹਾਂ ਜਦੋਂ ਭਾਈ ਤੇ ਸੱਚ ਦੇ ਰਾਹ ਤੇ ਤੁਰਨਾ ਹੈ ਨਾ ਫਿਰ ਇਹ ਸੋਚ ਕੇ ਚੱਲੋ ਵੀ ਰਿਸ਼ਤੇਦਾਰ ਵੀ ਰੁੱਸ ਸਕਦੇ ਨੇ ਸਾਰੇ ਦੁਨੀਆ ਨਾਰਾਜ਼ ਹੋ ਸਕਦੀ ਹੈ ਪਹਿਲਾਂ ਸੋਚੋ ਬਾਅਦ ਚ ਫਿਰ ਰੋਵਾਂਗੇ ਨਹੀਂ ਹੁਣ ਬਾਅਦ ਚ ਕਈ ਵਾਰੀ ਰੋਂਦੇ ਵੇਖਿਆ ਲੋਕ ਲਓ ਜੀ ਹੁਣ ਐ ਹੋ ਗਿਆ ਹੁਣ ਐ ਹੋ ਗਿਆ ਲੋਕੀ ਟੁੱਟ ਗਏ ਦੁਨੀਆ ਨਾਰਾਜ਼ ਹੋ ਗਈ ਫਲਾਣਾ ਰੁੱਸ ਗਿਆ ਫਲਾਣਾ ਰੁੱਸ ਗਿਆ ਫੇਰ ਨਾ ਵੇਖੋ ਫੇਰ ਨਾ ਕਿਸੇ ਕੰਨੀ ਵੇਖੋ ਵੀ ਕੌਣ ਕੀ ਕਹਿੰਦਾ ਹੈ ਬਸ ਜੇ ਤੁਰਿਆ ਫਿਰ ਤੁਰਿਆ ਚੱਲ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਜਿਹੜੇ ਰਾਹ ਤੇ ਮੈਂ ਤੁਰਿਆ ਇਸ ਰਾਹ ਤੇ ਮੇਰੇ ਬੱਚੇ ਵੀ ਸ਼ਹੀਦ ਹੋ ਸਕਦੇ ਆ ਪਤਾ ਸੀ ਵੀ ਗੁਰੂ ਅਰਜਨ ਦੇਵ ਜੀ ਨਾਲ ਕੀ ਬਣੀ ਸੀ ਇਹ ਜਿਹੜਾ ਰਾਹ ਹੈ ਇਸ ਰਾਹ ਤੇ ਤੁਰਨਾ ਇੰਨਾ ਸੌਖਾ ਨਹੀਂ ਪਰ ਜੇ ਮਨਾ ਫੈਸਲਾ ਕੀਤਾ ਹੈ ਫਿਰ ਤੁਰਨਾ ਹੈ ਫਿਰ ਜ਼ਰੂਰੀ ਨਹੀਂ ਤੂੰ ਬੜੇਪਾ ਵੇਖੇਗਾ ਦਾੜੀ ਚਿੱਟੀ ਹੋਊਗੀ 60 ਤੱਕ ਪਹੁੰਚ ਜਾਏਗਾ 70 ਤੱਕ ਜਾਏਗਾ ਫਿਰ 40 ਸਾਲ ਦੀ ਉਮਰ ਵਿੱਚ ਵੀ ਸਮਾਂ ਆ ਸਕਦਾ ਹੈ 20 ਸਾਲ ਦਾ ਵੀ ਹੋ ਸਕਦਾ ਜਾਣਾ ਪੈ ਜੇ ਇਹ ਪਲੈਨਿੰਗ ਹੋਣੀ ਚਾਹੀਦੀ ਹੈ ਜੇ ਬੰਦਾ ਤੁਰਿਆ ਹੈ ਪਹਿਲਾਂ ਸੋਚ ਲਵੇ ਵੀ ਆ ਵੀ ਹੋ ਸਕਦਾ ਹੈ ਆ ਵੀ ਹੋ ਸਕਦਾ ਹੈ ਐ ਵੀ ਹੋ ਸਕਦਾ ਪਹਿਲਾਂ ਪਲੈਨਿੰਗ ਬਣਾ ਕੇ ਤੁਰੋ ਵੀ ਸਾਰੀ ਦੁਨੀਆ ਮੁੱਖ ਮੋੜ ਸਕਦੀ ਹੈ ਸਾਰੀ ਦੁਨੀਆ ਪਾਸਾ ਵੱਟ ਸਕਦੀ ਹੈ ਪਰ ਜੇ ਤੁਰੇ ਆ ਫਿਰ ਪਰਵਾਹ ਨਾ ਕਰੀਏ ਸਾਰੇ ਭਾਵੇਂ ਇੱਕ ਪਾਸੇ ਹੋ ਜਾਣ ਫਿਰ ਨਾ ਵੇਖੀਏ ਫਿਰ ਤੇ ਤੁਰੇ ਚੱਲੀਏ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਰਾਹ ਇਖਤਿਆਰ ਕੀਤਾ ਜਿਸ ਰਾਹ ਤੇ ਤੁਰੇ ਆਪਾਂ ਵੀ ਤੁਰ ਕੇ ਵਿਖਾਈਏ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤ ਸਨ ਬਿੰਦੀ ਪੁੱਤ ਆਪਾਂ ਸਤਿਗੁਰ ਦੇ ਨਾਦੀ ਪੁੱਤ ਆ ਜਿਹੜਾ ਬੱਚਾ ਮਾੜਾ ਜਾਂ ਵੀ ਰੋਵੇ ਨਾ ਜਾਂ ਮਾੜਾ ਜਾਂ ਖਿਆਲ ਕਰ ਲਿਆ ਕਰੋ ਪੈਣਾ ਜਦੋਂ ਸੰਗਤ ਟਿਕੀ ਹੁੰਦੀ ਹੈ ਫਿਰ ਹਿਲਜੁਲ ਨਹੀਂ ਚੰਗੀ ਲੱਗਦੀ ਭੈਣਾ ਖਿਆਲ ਕਰੋ ਥੋੜਾ ਜਿਹਾ ਜਿਹੜਾ ਵੀ ਬੱਚਾ ਮਾੜਾ ਜਾਂ ਰੋਵੇ ਧਿਆਨ ਰੱਖੋ ਬਸ ਸੋਚ ਕੇ ਰੱਖੀਏ ਹਮੇਸ਼ਾ ਮੇਰਾ ਦੁਸੇ ਨਾ ਕਲਗੀਆਂ ਵਾਲਾ ਜੀ ਜਗ ਭਾਵੇਂ ਸਾਰਾ ਰਸੂ ਉਸੇ ਨਾਲ ਕੱਲ ਗਿਆ ਵਾਲਾ ਜਗ ਭਾਵੇਂ ਸਾਰਾ ਰੁੱਸ ਹੋ ਤੇਰਾ ਉਸੇ ਨਾਲ ਕੱਲ ਗਿਆ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਉਸੇ ਨਾਲ ਕੱਲ ਗਿਆ ਵਾਲਾ ਜਗ ਭਾਵੇਂ ਸਾਰਾ ਰੁੱਸ ਤੇਰਾ ਉਸੇ ਨਾਲ ਕੱਲ ਗਿਆ ਵਾਲਾ ਜਦ ਪਾਵੇਂ ਸਾਰਾ ਰੁੱਸ ਜੇ ਤੇਰਾ ਰੁੱਸੇ ਨਾ ਕਲਗੀਆਂ ਵਾਲਾ ਜਦ ਪਾਵੇਂ ਸਾਰਾ ਰੁੱਸ ਜੇ ਤੇਰਾ ਰੁੱਸੇ ਨਾ ਕਲਗੀਆਂ ਵਾਲਾ ਜਦ ਪਾਵੇਂ ਸਾਰਾ ਰੁੱਸ ਜੇ ਤੇਰਾ ਰੁੱਸੇ ਨਾ ਕਲਗੀਆਂ ਵਾਲਾ ਜਦ ਪਾਵੇਂ ਸਾਰਾ ਜਗ ਪਾਵੇ ਸਾਰਾ ਰੁੱਕ ਜੇ ਸਤਿਗੁਰੂ ਨਾ ਰੁੱਸਣ ਸਤਿਗੁਰਾਂ ਦੇ ਸਿਧਾਂਤਾਂ ਤੇ ਚੱਲਦੇ ਰਹੀਏ ਗੁਰੂ ਸਾਹਿਬ ਦੇ ਬਚਨਾਂ ਤੇ ਪਹਿਰਾ ਦਿੰਦੇ ਰਹੀਏ ਬਸ ਫਿਰ ਜਦੋਂ ਇਦਾਂ ਸੋਚ ਕੇ ਤੁਰੋਗੇ ਨਾ ਫਿਰ ਬੰਦਾ ਪਰਵਾਹ ਨਹੀਂ ਕਰਦਾ ਪਰ ਇਸ ਰਾਹ ਤੇ ਤੁਰਨ ਵਾਲੀਆਂ ਮੁਸ਼ਕਲਾਂ ਜਿਹੜੀਆਂ ਨੇ ਜ਼ਰੂਰ ਧਿਆਨ ਵਿੱਚ ਰੱਖੋ ਜਿਵੇਂ ਹੁਣ ਕਈ ਬੱਚੇ ਵਿਆਹ ਕਰਾ ਲੈਂਦੇ ਆ ਆਪਣੀ ਮਰਜ਼ੀ ਨਾਲ ਕਰਾ ਲਿਆ ਅੱਜ ਕੱਲ ਤੇ ਚਲੋ ਵੀ ਧੱਕਾ ਕਈ ਬੱਚੇ ਕਰਦੇ ਵੀ ਨਹੀਂ ਮੈਂ ਤੇ ਉੱਥੇ ਹੀ ਕਰਦਾ ਮੈਂ ਤੇ ਉੱਥੇ ਹੀ ਕਰਦਾ ਐਦਾਂ ਕਰਦੇ ਨੇ ਨਾ ਬੱਚੇ ਸੁਣੋ ਧਿਆਨ ਨਾਲ ਉਹਦੇ ਵਿੱਚ ਫਿਰ ਜਦੋਂ ਉਹ ਗੱਲਬਾਤ ਕਰਨ ਲੱਗ ਜਾਂਦੇ ਆ ਤੁਸੀਂ ਕਹੋਗੇ ਵੀ ਇਦਾਂ ਦੀ ਗੱਲ ਮੈਂ ਕਿਉਂ ਕਰਦਾ ਇਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਨਵੀਂ ਪਨੀਰੀ ਸੁਣਦੀ ਹੈ ਕਈ ਵਾਰੀ ਗੱਲ ਦਿਮਾਗ 'ਚ ਆ ਜਾਂਦੀ ਹੈ ਕਿਉਂਕਿ ਗੁਰੂ ਜੀ ਦੀ ਬਾਣੀ ਨੇ ਬੜੇ ਤਰੀਕਿਆਂ ਨਾਲ ਸਮਝਾਇਆ ਵੇਖੀ ਕਿਤੇ ਗੰਦਗੀ ਦਾ ਕੀੜਾ ਬਣ ਜੇ ਜੋ ਜਾਣਾ ਮੈਂ ਜੋ ਬਨਵੰਤ ਸੋ ਹੋਵਤ ਵਿਸਤਾ ਕਾ ਜਾਣ ਕਿਉਂਕਿ ਵੇਖਣਾ ਜ਼ਰੂਰੀ ਹੈ ਕਿ ਸੱਚ ਹੈ ਕਿ ਕਾਮ ਵਿੱਚ ਬੰਦਾ ਨਾ ਹੋ ਗਿਆ ਛੇਵੇਂ ਕਾਮ ਨਾ ਪੁੱਛੇ ਜਾਤ ਵੀ ਹੋ ਸਕਦੀ ਹੈ ਖੇਡ ਭਲੇਖਾ ਵੀ ਪੈ ਸਕਦਾ ਹੈ ਇਸ਼ਕ ਮਜਾਜੀ ਨੂੰ ਇਸ਼ਕ ਹਕੀਕੀ ਸਮਝ ਸਕਦਾ ਵੱਡੇ ਵੱਡੇ ਭਲੇਖੇ ਪੈ ਜਾਂਦੇ ਹੁਣ ਆਮ ਕੀ ਹੁੰਦਾ ਹੈ ਜਦੋਂ ਹੁਣ ਮੰਨ ਲਓ ਗੱਲ ਕਰਦੇ ਹੋ ਗੱਲ ਕਰਦੇ ਆ ਬੜੇ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਦਾਂ ਦੇ ਬੱਚੇ ਵੇਖੇ ਐ ਸਾਨੂੰ ਵੀ ਕਈ ਵਾਰੀ ਮਾਪਿਓ ਮਿਲਣ ਵਾਸਤੇ ਮੈਨੂੰ ਵੀ ਕਈ ਆ ਜਾਂਦੇ ਐ ਬਾਬਾ ਜੀ ਕੀ ਕਰੀਏ ਫਸ ਗਏ ਮੁੰਡਾ ਮੰਨਦਾ ਨਹੀਂ ਇਹ ਕਹਿੰਦਾ ਜੀ ਮੇਰਾ ਵਿਆਹ ਉੱਥੇ ਕਰੋ ਕਈ ਲੜਕੀਆਂ ਅੜੀ ਕਰਕੇ ਬਹਿ ਗਈਆਂ ਜੀ ਮੇਰਾ ਵਿਆਹ ਉੱਥੇ ਕਰੋ ਮੈਨੂੰ ਕਈ ਆ ਕੇ ਪੁੱਛਣਗੇ ਕਿਵੇਂ ਕਰੀਏ ਜੀ ਤੇ ਮੈਂ ਤਾਂ ਕਹਿੰਦਾ ਉਹਨਾਂ ਭਾਈ ਇਹਦੀ ਮਰਜ਼ੀ ਹੈ ਫਿਰ ਇਹਦੀ ਜ਼ਿੰਮੇਵਾਰੀ ਹੈ ਠੀਕ ਹੈ ਕਰਦੇ ਨੇ ਕਰ ਲੈਣ ਦੇ ਕਿੰਨਾ ਚਿਰ ਬੈਠੇ ਰਹੋਗੇ ਧੱਕਾ ਕਰੀਏ ਚੱਲੋ ਚਲੋ ਹੁਣ ਉਹ ਕਈ ਵਾਰੀ ਬੱਚਿਆਂ ਨਾਲ ਗੱਲਬਾਤ ਕਰੀਦੀ ਹੈ ਨਾ ਉਹ ਕਈ ਵਾਰੀ 10-10 ਘੰਟੇ ਗੱਲ ਕਰਨਗੇ 12-12 ਘੰਟੇ ਫੋਨ ਤੇ ਲੱਗੇ ਰਹਿਣਗੇ ਉਦੋਂ ਫਿਰ ਉਹ ਪ੍ਰੋਬਲਮਾਂ ਥੋੜਾ ਡਿਸਕਸ ਕਰਦੇ ਉਹਦੇ ਐਂ ਗੱਲਾਂ ਕਰਦੇ ਆ ਆਪਾਂ ਚੰਡੀਗੜ੍ਹ ਘੁੰਮਣ ਜਾਇਆ ਕਰਾਂਗੇ ਮੈਂ ਰੋਟੀ ਬਣਾ ਕੇ ਰੱਖਿਆ ਕਰੂੰ ਤੂੰ ਕੰਮ ਤੇ ਜਾਇਆ ਕਰੀ ਤੂੰ ਫਿਰ ਆ ਜਾਇਆ ਕਰੇਗਾ ਫਿਰ ਆਪਾਂ ਰੋਟੀ ਖਾਇਆ ਕਰਾਂਗੇ ਬਸ ਫੇਰ ਆਪਾਂ ਚਲੋ ਮਾਲਕ ਨੇ ਮਿਹਰ ਕਰ ਦੇਣੀ ਹੈ ਸਾਲ ਨੂੰ ਫਿਰ ਬੱਚਾ ਹੋ ਜਾਏਗਾ ਮੁੰਡਾ ਹੋਇਆ ਉਹਦਾ ਆ ਨਾਂ ਰੱਖਾਂਗੇ ਕੁੜੀ ਹੋਈ ਉਹਦਾ ਆ ਨਾਂ ਰੱਖਾਂਗੇ ਇਹੋ ਜੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੀ ਹੁੰਦੀਆਂ ਨੇ ਪਰ ਇਹ ਪਤਾ ਨਹੀਂ ਹੁੰਦਾ ਵੀ ਸੱਸ ਵੀ ਹੈ ਉੱਤੇ ਸੱਸ ਬਾਰੇ ਵਿਚਾਰ ਹੀ ਨਹੀਂ ਹੁੰਦੀ ਵੀ ਸੱਸ ਸਹੁਰਾ ਵੀ ਤੇ ਹੋਣਾ ਹੈ ਨਨਦ ਵੀ ਤੇ ਹੋਣੀ ਹੈ ਉੱਥੇ ਨਨਾਣ ਵੀ ਹੋਊ ਫਿਰ ਗਾਂ ਜਠਾਣੀਆਂ ਵੀ ਹੋਣਗੀਆਂ ਨਣਦਾ ਹੋਣਗੀਆਂ ਦਰਾਣੀਆਂ ਹੋਣਗੀਆਂ ਇਹ ਪੰਗਿਆਂ ਦੀ ਤੇ ਗੱਲ ਹੀ ਨਹੀਂ ਹੁੰਦੀ ਵੀ ਆ ਵੀ ਜੱਪ ਛਿੜਨੇ ਨੇ ਆ ਵੀ ਜੱਪ ਪੈਣੇ ਨੇ ਇਹ ਇਹ ਗੱਲ ਤੇ ਹੁੰਦੀ ਕੋਈ ਨਹੀਂ ਬਸ ਇਦਾਂ ਹੀ ਗੱਲ ਹੋਈ ਜਾਂਦੀ ਹੈ ਵੀ ਬਹੁਤ ਵਧੀਆ ਹੀ ਹੋਣਾ ਸਿਰਫ ਚੰਗੀਆਂ ਚੰਗੀਆਂ ਗੱਲਾਂ ਦੀ ਵਿਚਾਰ ਹੁੰਦੀ ਹੈ ਵਧੀਆ ਖਾਇਆ ਕਰਾਂਗੇ ਘੁੰਮਿਆ ਕਰਾਂਗੇ ਜਾਇਆ ਕਰਾਂਗੇ ਐ ਨਹੀਂ ਗੱਲ ਹੁੰਦੀ ਵੀ ਆ ਪੰਗੇ ਪੈਣਗੇ ਇਹ ਡਿਸਕਸ਼ਨ ਹੁੰਦੀ ਕੋਈ ਨਹੀਂ ਤੇ ਜੇ ਪਹਿਲਾਂ ਇਹ ਗੱਲ ਸੋਚੀ ਹੋਵੇ ਵੀ ਐਵੇਂ ਹੀ ਹੋ ਸਕਦਾ ਹੈ ਐਵੇਂ ਹੀ ਹੋ ਸਕਦਾ ਹੈ ਆ ਵੀ ਆ ਵੀ ਮੁਸ਼ਕਲਾਂ ਆ ਸਕਦੀਆਂ ਨੇ ਗੱਲਬਾਤ ਕਰਦੇ ਆ ਬੰਦਾ ਸਿਰਫ ਸਹੂਲਤ ਦੀ ਸੁੱਖ ਦੀ ਗੱਲ ਕਰਦਾ ਵੀ ਵਧੀਆ ਹੀ ਵਧੀਆ ਹੈ ਸਾਰਾ ਕੁਝ ਪਰ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ ਉਹ ਜਿਹੜੀਆਂ ਪ੍ਰੋਬਲਮਸ ਆਉਣੀਆਂ ਨੇ ਉਹ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਉਹ ਜਿੱਦਣ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਇਸ ਰਾਹ ਤੇ ਜੇ ਤੁਰਿਆ ਹੈ ਤੇ ਦਿਲ ਦਿਮਾਗ ਵੱਡਾ ਕਰਕੇ ਤੁਰੀ ਫੇਰ ਨਾ ਭੈੜਾ ਜਾਂ ਮੂੰਹ ਬਣਾ ਕੇ ਫਿਰਦਾ ਰਹੀ ਫੇਰ ਕਿਤੇ ਮੁੜ ਕੇ ਉਹ ਲਾਂਬੇ ਦਿੰਦਾ ਫਿਰੇ ਵੀ ਐ ਹੋ ਗਿਆ ਹੁਣ ਆ ਹੋ ਗਿਆ ਤੇ ਹੋਊ ਹੀ ਸਾਰੀਆਂ ਮੁਸ਼ਕਲਾਂ ਨਾਲ ਹੀ ਆਉਣੀਆਂ ਨੇ ਜੇ ਸਿੱਖੀ ਦੇ ਰਾਹ ਤੇ ਤੁਰਿਆ ਪਹਿਲਾਂ ਸਾਰੀਆਂ ਪ੍ਰੋਬਲਮਾਂ ਵੇਖ ਲੈ ਵੀ ਇਸ ਰਾਹ ਤੇ ਤੁਰਨ ਨਾਲ ਹੋ ਸਕਦਾ ਕੁੜਮ ਰੁੱਸ ਜਾਣ ਜਿਨ੍ਹਾਂ ਨੇ ਕਹਿਣਾ ਪਿਆ ਇਸ ਰਾਹ ਤੇ ਤੁਰਨ ਲੱਗਿਆ ਬੜੇ ਪਿੰਡ ਦੇ ਨਾਰਾਜ਼ ਯਾਰ ਬੇਲੀ ਹੋਣਗੇ ਇਸ ਰਾਹ ਤੇ ਤੁਰਨ ਲੱਗਿਆ ਬੜੀਆਂ ਦਿੱਕਤਾਂ ਆਉਣਗੀਆਂ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਸੀ ਮੇਰਿਆਂ ਲਾਲਾਂ ਨੂੰ ਸ਼ਹੀਦ ਕਰਾਉਣਾ ਪੈ ਸਕਦਾ ਹੈ ਇਹ ਨਹੀਂ ਵੀ ਉਹਨਾਂ ਨੂੰ ਉਹਨਾਂ ਨੇ ਬੱਚਿਆਂ ਨੂੰ ਕਦੇ ਕਿਹਾ ਨਹੀਂ ਹੋਣਾ ਆਨੰਦਪੁਰ ਸਾਹਿਬ ਰਹਿੰਦਿਆਂ ਹੀ ਕਹਿੰਦੇ ਹੋਣਗੇ ਵੀ ਬੱਚਿਓ ਜ਼ਰੂਰੀ ਨਹੀਂ ਤੁਸੀਂ ਜਵਾਨੀਆਂ ਦੇਖੋਗੇ ਜ਼ਰੂਰੀ ਤੁਸੀਂ ਜਵਾਨ ਹੋਵੋਗੇ ਜੋ ਹਾਲਾਤ ਚੱਲ ਰਹੇ ਨੇ ਨਾ ਜੋ ਸਮਾਂ ਦੱਸਦਾ ਹੈ ਸਮਾਂ ਦੱਸਦਾ ਹੈ ਜ਼ਰੂਰੀ ਨਹੀਂ ਜਵਾਨੀਆਂ ਤੱਕ ਪਹੁੰਚੋਗੇ ਐਵੇਂ ਹੋ ਸਕਦਾ ਹੈ ਇਹ ਸਭ ਗੱਲਬਾਤ ਹੁੰਦੀ ਹੋਏਗੀ ਉਹ ਅੰਦਰੋਂ ਪ੍ਰਪੇਅਰ ਐਵੇਂ ਨਹੀਂ ਨੀਆਂ 'ਚ ਖੜ ਕੇ ਜਾ ਕੇ ਨੀਆਂ ਵਿੱਚ ਜਿਹੜੀ ਗੱਲ ਵਜੀਦੇ ਸਾਹਮਣੇ ਕਹੀ ਹੈ ਇਹ ਕਦੀ ਨਾ ਕਦੀ ਗੁਰੂ ਗੋਬਿੰਦ ਸਿੰਘ ਨੇ ਦੱਸੀ ਹੋਈ ਹੈ ਉਹਨਾਂ ਨੂੰ ਵੀ ਆ ਇਦਾਂ ਜਵਾਬ ਦੇਣਾ ਤਿਆਰੀ ਰੱਖਿਓ ਸ਼ੁਰੂ ਤੋਂ ਹੀ ਉਹਨਾਂ ਨੂੰ ਸਮਝਾਇਆ ਇਹ ਗਿਆ ਸੀ ਵੀ ਜਿਹੜੀ ਜੇ ਲੋਕਾਂ ਦੇ ਘਰ ਵਸਾਉਣੇ ਨੇ ਤੇ ਮੈਨੂੰ ਆਪਣਾ ਘਰ ਉਜਾੜਨਾ ਪੈਣਾ ਹੈ ਜੇ ਲੋਕਾਂ ਦੇ ਪੁੱਤਾਂ ਦੇ ਵਿਆਹ ਹੋਣ ਸਿਹਰੇ ਬੰਨਣ ਤੇ ਮੈਨੂੰ ਆਪਣੇ ਪੁੱਤ ਪਹਿਲਾਂ ਸ਼ਹੀਦ ਕਰਾਉਣੇ ਪੈਣਗੇ ਲੋਕੀ ਮਾਂ ਦਾ ਗੋਦ ਨਿਗ ਮਾਨ ਸਕਣ ਆਪਣੀ ਮਾਂ ਮੈਨੂੰ ਸ਼ਹੀਦ ਕਰਾਉਣੀ ਪਏਗੀ ਉਜੜਨਾ ਪੈਣਾ ਹੈ ਛੱਡਣਾ ਪੈਣਾ ਹੈ ਸਾਰਾ ਕੁਝ ਸਾਰੀ ਤਿਆਰੀ ਸੀ ਕਮਾਲ ਦੀ ਪਲੈਨਿੰਗ ਸੀ ਸਭ ਪਤਾ ਸੀ ਵੀ ਆਹ ਕੁਝ ਹੋਏਗਾ ਫਿਰ ਵੀ ਗੱਲ ਕਮਾਲ ਦੀ ਹੈ ਵੀ ਫਿਰ ਵੀ ਉਹਨਾਂ ਨੇ ਇਹੀ ਰਾਹ ਚੁਣਿਆ ਕਹਿੰਦੇ ਜਾਣਾ ਇੱਧਰ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਣਾ ਇੱਧਰ ਨਹੀਂ ਹੈ ਸਵਾਦ ਵਾਲੀ ਗੱਲ ਤੇ ਵੀ ਇੰਨਾ ਕੁਝ ਪਤਾ ਹੋਵੇ ਫਿਰ ਵੀ ਜਾਣਾ ਇੱਧਰ ਨਹੀਂ ਹੈ ਸਮਝੌਤਾ ਨਹੀਂ ਕਰਨਾ ਸਿਧਾਂਤ ਨਾਲ ਕਾਹਦਾ ਸਮਝੌਤਾ ਹੈ ਜੀ ਸੱਚ ਤੋਂ ਮੂੰਹ ਫੇਰ ਕੇ ਜਾਵਾਂਗੇ ਵੀ ਕਿੱਧਰ ਨੂੰ ਫਿਰ ਮਰਨਾ ਨਹੀਂ ਇੱਕ ਦਿਨ ਮੌਤ ਤੇ ਸਭ ਦੀ ਆਉਂਦੀ ਹੈ ਸੱਚ ਨਾਲ ਧੋਖਾ ਆਪਣੇ ਆਪ ਨਾਲ ਹੀ ਧੋਖਾ ਹੈ ਜਿਹੜਾ ਬੰਦਾ ਸੱਚ ਤੋਂ ਪਾਸਾ ਪਟ ਲਵੇ ਵੀ ਛੱਡ ਪਰੇ ਸੱਚ ਤੋਂ ਮੂੰਹ ਫੇਰੇਗਾ ਆਪਣੇ ਆਪ ਤੋਂ ਹੀ ਮੂੰਹ ਫੇਰੇਗਾ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਕਿਉਂ ਕਰੀਏ ਆਪਣੇ ਆਪ ਨਾਲ ਧੋਖਾ ਕਿਉਂ ਕਰੀਏ ਰਾਹ ਤੇ ਸਾਰੇ ਹੀ ਹੁੰਦੇ ਨੇ ਜੀ ਝੂਠ ਵਾਲਾ ਮਾਰਗ ਵੀ ਹੈ ਸੱਚ ਵਾਲਾ ਵੀ ਹੈ ਪਰ ਦਿਲ ਕੱਢ ਕੇ ਤਕੜਾ ਕਰਕੇ ਸੱਚ ਦੇ ਰਾਹ ਤੇ ਤੁਰ ਪੈਣਾ ਚਾਹੀਦਾ ਹੈ ਜਿੰਨੀਆਂ ਮੁਸੀਬਤਾਂ ਆਉਣਗੀਆਂ ਝੱਲਾਂਗੇ ਫਿਰ ਵੇਖੀ ਜਾਏਗੀ ਜੋ ਹੋਏਗਾ ਜੋ ਹੋਏਗਾ ਵੇਖੀ ਜਾਏਗੀ ਬਸ ਤਿਆਰੀ ਕਰਕੇ ਤੁਰੋ ਜਿਸ ਪੱਧਰ ਤੇ ਵੀ ਤੁਰਦੇ ਹੋ ਸਾਡੇ ਵਰਗਾ ਪ੍ਰਚਾਰ ਕਰਨ ਤੁਰਿਆ ਪਹਿਲਾਂ ਤਿਆਰੀ ਕਰਕੇ ਤੁਰੇ ਜਾਂ ਕੁਝ ਹੋ ਸਕਦਾ ਤੇ ਜੇ ਬੰਦਾ ਆਪਣੇ ਤੌਰ ਤੇ ਤੁਸੀਂ ਵੇਖਦੇ ਹੋ ਤਿਆਰੀ ਕਰਕੇ ਰੱਖੋ ਪੂਰੀ ਵੀ ਐਮ ਹੀ ਹੋ ਸਕਦਾ ਐਮ ਹੀ ਹੋ ਸਕਦਾ ਪਰ ਸਤਿਗੁਰੂ ਤੇਰੇ ਰਾਹ ਤੇ ਤੁਰੇ ਆ ਤੇ ਤੁਰੇ ਚੱਲੀਏ ਬਸ ਫਿਰ ਪਿੱਛੇ ਨਾ ਮੁੜ ਕੇ ਵੇਖੀਏ ਤੇ ਹੈ ਇਹ ਮੰਜ਼ਲ ਇਹਦੇ ਚ ਕੋਈ ਦੋ ਰਾਵਾਂ ਨਹੀਂ ਸਿੱਖੀ ਤਿੱਖੀ ਐ ਖੰਡੇ ਦੀ ਧਾਰ ਨਾਲੋਂ ਇਹ ਰਾਹ ਔਖਾ ਹੈ ਜਦੋਂ ਬੰਦਾ ਦੋ ਰਾਹ ਵੇਖਦਾ ਹੈ ਉਥੇ ਫਿਰ ਕਮਜ਼ੋਰ ਦੇਣਾ ਵਾਲੇ ਨਹੀਂ ਤੁਰ ਸਕਦੇ ਜਦੋਂ ਵੇਖ ਲੈਂਦੇ ਨਾ ਬੰਦੇ ਵੀ ਐ ਵੀ ਹੋ ਸਕਦਾ ਯਾਰ ਉਹ ਕਹਿੰਦੇ ਛੱਡ ਪਰੇ ਯਾਰ ਦੁਨੀਆ ਰਸਾਈ ਨਹੀਂ ਜਾ ਸਕਦੀ ਮੇਰਾ ਨਹੀਂ ਸਰਦਾ ਦੁਨੀਆ ਬਿਨਾ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਪਰ ਸਭ ਤੋਂ ਵੱਡੀ ਮੁਸ਼ਕਲ ਹੈ ਸਭ ਤੋਂ ਬੜਾ ਇਹ ਰੋਗ ਕਿਆ ਕਹੇਗੇ ਲੋਕ ਦੁਨੀਆ ਕੀ ਕਹੇਗੀ ਪਰ ਗੁਰੂ ਗੋਬਿੰਦ ਸਿੰਘ ਨੇ ਪਰਵਾਹ ਨਹੀਂ ਕੀਤੀ ਕੱਲ ਸੁਣਿਆ ਸੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਦੇ ਕੰਢੇ ਤੇ ਆਏ ਸਰਸਾ ਚੜਿਆ ਹੋਇਆ ਉਥੇ ਘਾਹ ਤੇ ਹੀ ਬਹਿ ਕੇ ਮਹਾਰਾਜ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਉੱਥੇ ਵੀ ਬਾਣੀ ਪੜੀ ਆ ਸਤਸੰਗ ਉੱਥੇ ਵੀ ਕੀਤਾ ਜੇ ਐਦਾਂ ਬਚਨਾਂ ਨੂੰ ਦੁਹਰਾਇਆ ਜਾਏਗਾ ਗੁਰਬਾਣੀ ਪੜੀ ਸੁਣੀ ਸੁਣਾਈ ਜਾਏਗੀ ਇਹਦੇ ਨਾਲ ਹੀ ਮਜ਼ਬੂਤੀ ਆਉਣੀ ਹੈ ਮਨ ਵਿੱਚ ਇਹਦੇ ਨਾਲ ਹੀ ਦ੍ਰਿੜਤਾ ਆਉਣੀ ਹੈ ਇਹਦੇ ਨਾਲ ਹੀ ਪਰਪੱਕਤਾ ਆਉਣੀ ਹੈ ਇਹਦੇ ਨਾਲ ਹੀ ਚੜ੍ਹਦੀ ਕਲਾ ਆਉਣੀ ਹੈ ਇਹਦੇ ਨਾਲ ਹੀ ਸਪਿਰਟ ਭਰਿਆ ਜਾਣਾ ਹੈ ਕਿਧਰੇ ਤੇਗਾ ਤੇ ਢਾਲਾਂ ਖੜਕਦੀਆਂ ਰਹੀਆਂ ਕਿਧਰੇ ਸੁਰੰਦੇ ਤੇ ਖੜਤਾਲਾਂ ਖੜਕਦੀਆਂ ਰਹੀਆਂ ਕੀਰਤਨ ਹੁੰਦਾ ਰਿਹਾ ਫਿਰ ਸਰਸਾ ਪਾਰ ਕੀਤਾ ਤੇ ਤੁਸੀਂ ਸਭ ਸੁਣਦੇ ਹੋ ਸਰਸਾ ਨਦੀ ਦੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾ ਜਾਦਿਆਂ ਦਾ ਵਿਛੋੜਾ ਪਿਆ ਵੱਡੇ ਜਾਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਪਾਸੇ ਚਲੇ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਚਲੇ ਸਾਰੇ ਪਰਿਵਾਰ ਦਾ ਇੱਥੇ ਵਿਛੋੜਾ ਪੈ ਗਿਆ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਸਰਸਾ ਦੇ ਕੰਢੇ ਤੇ 6 ਪੋਹ ਦੀ ਸਵੇਰ ਨੂੰ ਵਿਛੜ ਗਿਆ 6 ਪੋਹ ਦੀ ਸਵੇਰ ਨੂੰ ਸਤਗੁਰ ਦਾ ਸਾਰਾ ਪਰਿਵਾਰ ਵਿਛੜ ਗਿਆ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਚੱਲਦੇ ਚੱਲਦੇ ਥੋੜੀ ਜੀ ਨੇੜੇ ਸਤਲੁਜ ਦੇ ਕੰਢੇ ਕੰਢੇ ਤੁਰਦੇ ਗਏ ਬਸਤਰ ਗਿੱਲੇ ਐ ਠੱਕਾ ਚੱਲਦਾ ਠੰਡ ਬਹੁਤ ਜ਼ਿਆਦਾ ਸੀ ਚੱਲਦਿਆਂ ਚੱਲਦਿਆਂ ਇੱਕ ਛੱਪਰੀ ਵੇਖੀ ਕਾਫੀ ਸਫਰ ਹੋ ਗਿਆ ਸਭ ਜਾਂਦੇ ਕਹਿੰਦੇ ਮਾਤਾ ਜੀ ਉਹ ਇੱਕ ਛੱਪਰੀ ਐ ਲਾਲਟੈਨ ਜਗਦੀ ਐ ਚੱਲੀਏ ਉੱਥੇ ਮਾਤਾ ਗੁਜਰ ਕੌਰ ਜੀ ਕਹਿੰਦੇ ਚਲੋ ਆਪਾਂ ਵੇਖੀਏ ਛੱਪਰੀ ਦੇ ਬਾਹਰ ਖੜ ਕੇ ਮਾਤਾ ਗੁਜਰ ਕੌਰ ਜੀ ਨੇ ਆਵਾਜ਼ ਦਿੱਤੀ ਇਹ ਛੱਪਰੀ ਸੀ ਕਰੀਮ ਬਖਸ਼ ਮਾਛੀ ਮਲਾ ਮਲਾਹ ਉੱਥੇ ਨੇੜੇ ਬੇੜੀ ਹੈ ਸਤਲੁਜ ਕੰਨ ਪਾਰ ਕਰਾਉਂਦਾ ਹੈ ਮੁਸਾਫਰਾਂ ਨੂੰ ਬੇੜੀ ਤੇ ਬਿਠਾਉਂਦਾ ਹੈ ਪਾਰ ਕਰ ਦਿੰਦਾ ਹੈ ਛੱਪਰੀ ਦੇ ਬਾਹਰ ਖੜ ਕੇ ਮਾਤਾ ਜੀ ਨੇ ਆਵਾਜ਼ ਮਾਰੀ ਛੱਪਰੀ ਦੇ ਆ ਮਾਲਕਾ ਬੂਆ ਖੋਲ ਇਹ ਅੰਦਰੋਂ ਬਾਹਰ ਆਇਆ ਦੱਸੋ ਜੀ ਕੀ ਕੰਮ ਹੈ ਮਾਤਾ ਜੀ ਕਹਿੰਦੇ ਨੇ ਬਈ ਅਸੀਂ ਰਾਤ ਕੱਟਣੀ ਹੈ ਸਾਨੂੰ ਆਪਣੀ ਛੱਪਰੀ 'ਚ ਰਹਿਣ ਨੂੰ ਥਾਂ ਦੇ ਦੇ ਕੁੰਮਾ ਮਾਸ਼ਕੀ ਪੁੱਛਦਾ ਤੁਸੀਂ ਹੈ ਕੌਣ ਹੋ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣਿਆ ਕਦੀ ਕਹਿੰਦਾ ਜੀ ਬੜੀ ਬੜੀ ਵਾਰ ਨਾਮ ਸੁਣਿਆ ਉਹਨਾਂ ਦੇ ਸੇਵਕ ਉਹਨਾਂ ਦੀਆਂ ਸੰਗਤਾਂ ਮੇਰੀ ਬੇੜੀ ਵਿੱਚ ਕਈ ਵਾਰੀ ਬੈਠਦੀਆਂ ਨੇ ਮੈਂ ਉਹਨਾਂ ਦਾ ਨਾਮ ਬਹੁਤ ਸੁਣਿਆ ਮਾਤਾ ਜੀ ਕਹਿਣ ਲੱਗੇ ਇਹ ਜਿਹੜੇ ਬੱਚੇ ਨੇ ਨਾ ਛੋਟੇ ਛੋਟੇ ਇਹ ਉਹਨਾਂ ਦੇ ਲਾਲ ਨੇ ਇਹ ਉਹਨਾਂ ਦੇ ਸਾਹਿਬਜ਼ਾਦੇ ਨੇ ਦੋਨੇ ਤੇ ਮੈਂ ਉਹਨਾਂ ਦੀ ਮਾਂ ਇਹ ਉਹਨਾਂ ਦੇ ਪੁੱਤ ਨੇ ਅਸੀਂ ਆਨੰਦਪੁਰ ਸਾਹਿਬ ਤੋਂ ਤੁਰੇ ਸੀ ਸਰਸਾ ਦੇ ਕੰਢੇ ਤੇ ਸਾਡੇ ਸਾਰੇ ਟੱਪਰ ਦਾ ਵਿਛੋੜਾ ਪੈ ਗਿਆ ਗੁੰਮੇ ਮਾਸ਼ਕੀ ਨੇ ਮੱਥਾ ਟੇਕਿਆ ਕਹਿਣ ਲੱਗਾ ਮਾਤਾ ਜੀ ਮੇਰੀ ਛੱਪਰੀ ਤੁਹਾਡੀ ਹੈ ਜੋ ਅੱਜ ਮੇਰਾ ਤੁਹਾਡਾ ਹੈ ਆਓ ਜੀ ਆਇਆਂ ਨੂੰ ਅੰਦਰ ਬਿਠਾਇਆ ਨੇੜੇ ਇੱਕ ਬਜ਼ੁਰਗ ਮਾਤਾ ਸੀ ਉਹਦੇ ਤੋਂ ਪ੍ਰਸ਼ਾਦਾ ਲਿਆਇਆ ਦੁੱਧ ਲਿਆਇਆ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਤੇ ਦੁੱਧ ਛਕਾਇਆ ਆਪ ਸਾਰੀ ਰਾਤ ਬਾਹਰ ਪਿਆ ਰਿਆ ਮਾਤਾ ਜੀ ਅੰਦਰ ਆਰਾਮ ਕਰਦੇ ਸਵੇਰ ਹੋਈ ਮਾਤਾ ਜੀ ਕਹਿਣ ਲੱਗੇ ਗੰਗੂ ਜਾ ਵੇਖ ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਕਿਹਾ ਕੁੰਮਿਆ ਜਾਂ ਵੇਖ ਕੋਈ ਸਿੰਘ ਮਿਲ ਪਵੇ ਤੈਨੂੰ ਜਾ ਬਾਹਰ ਲੱਭ ਖਾਲਸੇ ਨਾਲ ਮਲਾਪ ਹੋ ਜਾਏ ਸਾਡਾ ਗੁੰਮਾ ਮਾਸ਼ਕੀ ਲੱਭਣ ਤੁਰ ਪਿਆ ਫਿਰਦਿਆਂ ਫਿਰਦਿਆਂ ਇਹਨੂੰ ਗੰਗੂ ਮਿਲ ਪਿਆ ਗੰਗੂ ਨਾਲ ਗੱਲਬਾਤ ਕੀਤੀ ਗੰਗੂ ਨੂੰ ਨਾਲ ਲੈ ਆਇਆ ਮਾਤਾ ਜੀ ਨੂੰ ਗੰਗੂ ਨੇ ਜਦੋਂ ਵੇਖਿਆ ਖੁਸ਼ ਹੋ ਗਿਆ ਮਾਤਾ ਜੀ ਕਹਿੰਦੇ ਗੰਗੂ ਤੂੰ ਕਿੰਨੇ ਚਿਰ ਬਾਅਦ ਮਿਲਿਆ ਹੈ ਕਹਿੰਦਾ ਮਾਤਾ ਜੀ ਆਓ ਮੇਰੇ ਨਾਲ ਤੁਹਾਨੂੰ ਖਾਲਸੇ ਨੂੰ ਮਿਲਾ ਦਿਆਂ ਮਾਤਾ ਜੀ ਕਹਿੰਦੇ ਚੱਲ ਚੱਲੀਏ ਤੁਰਨ ਲੱਗਿਆਂ ਨੇ ਇੱਕ ਕਮਰ ਕੱਸੇ ਦੇ ਵਿੱਚ ਮਾਤਾ ਜੀ ਦੇ ਮਾਇਆ ਮੋਹਰਾਂ ਵਾਲੀ ਥੈਲੀ ਰਹਿ ਗਈ ਮੋਹਰਾਂ ਵਾਲੀ ਥੈਲੀ ਮਾਤਾ ਜੀ ਦੇ ਕਮਰ ਕੱਸੇ ਵਿੱਚ ਟੰਗੀ ਹੋਈ ਸੀ ਇੱਕ ਮਾਤਾ ਜੀ ਨੇ ਦੋ ਮੋਹਰਾਂ ਉਸ ਮਾਈ ਨੂੰ ਦਿੱਤੀਆਂ ਜਿਨੇ ਪ੍ਰਸ਼ਾਦਾ ਛਕਾਇਆ ਸੀ ਧੱਕੇ ਨਾਲ ਤੇ ਪੰਜ ਮੋਹਰਾ ਕੁੰਮੇ ਮਾਸ਼ਕੀ ਨੂੰ ਦਿੱਤੀਆਂ ਗੰਗੂ ਨੇ ਮਾਇਆ ਜਦੋਂ ਵੇਖ ਲਈ ਉਸੇ ਵੇਲੇ ਦਿਮਾਗ ਪਾਗਲ ਹੋ ਗਿਆ ਲਾਲਚ ਆ ਗਿਆ ਮਨ ਵਿੱਚ ਫਿਰ ਤੁਹਾਨੂੰ ਪਤਾ ਹੈ ਵੀ ਗੰਗੂ ਸਾਹਿਬ ਜਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਘਰ ਲੈ ਗਿਆ ਘਰ ਲਿਜਾ ਕੇ ਰਾਤ ਵੇਲੇ ਗੰਗੂ ਨੇ ਮਾਇਆ ਚੋਰੀ ਕਰਨ ਵਾਸਤੇ ਯਤਨ ਕੀਤਾ ਪਹਿਲਾਂ ਤੇ ਜਾ ਕੇ ਇਹਨੇ ਆਪਣੀ ਮਾਂ ਨੂੰ ਆਖਿਆ ਮਾਂ ਪ੍ਰਸ਼ਾਦਾ ਪਕਾ ਦੇ ਖਾਣਾ ਬਣਾ ਵਿੱਚ ਜ਼ਹਿਰ ਪਾ ਦੇ ਜ਼ਹਿਰ ਪਾਏਗੀ ਖਾਣਗੇ ਮਰ ਜਾਣਗੇ ਮਾਇਆ ਇਹਨਾਂ ਦੇ ਕੋਲ ਹੈ ਆਪਣਾ ਗੁਜ਼ਾਰਾ ਵਧੀਆ ਚੱਲੇਗਾ ਮਾਂ ਕਹਿੰਦੀ ਪਾਪੀਆ ਇਹ ਸੋਚਿਆ ਵੀ ਕਿਵੇਂ ਐਡਾ ਵੱਡਾ ਕਹਿਰ ਕਮਾਉਣ ਲੱਗਿਆ ਸਾਹਿਬਜ਼ਾਦਿਆਂ ਨੂੰ ਘਰ ਚ ਲਿਆ ਕੇ ਇਹ ਤੂੰ ਕਿਵੇਂ ਸੋਚ ਲਿਆ ਚਲੋ ਜੀ ਮਾਤਾ ਇਹਦੀ ਮੰਨੀ ਨਹੀਂ ਖਾਣੇ ਵਿੱਚ ਜ਼ਹਿਰ ਨਹੀਂ ਉਹਨੇ ਪਾਇਆ ਇਹਨੇ ਫਿਰ ਰਾਤ ਵੇਲੇ ਥੈਲੀ ਚੁੱਕਣ ਵਾਸਤੇ ਆਇਆ ਤੇ ਮਾਤਾ ਜੀ ਨੇ ਵੇਖ ਲਿਆ ਥੈਲੀ ਚੁੱਕ ਕੇ ਲੈ ਗਿਆ ਸਵੇਰੇ ਮਾਤਾ ਜੀ ਨੇ ਉਦਾਂ ਹੀ ਸਹਿਜ ਸੁਭਾਏ ਪੁੱਛਿਆ ਵੇ ਗੰਗੂ ਮਾਇਆ ਕਿਤੇ ਸਾਂਭ ਕੇ ਰੱਖ ਲਈ ਕਹਿੰਦਾ ਕਿਹੜੀ ਮਾਇਆ ਜਿਹੜੀ ਰਾਤ ਲੈ ਕੇ ਗਿਆ ਚੁੱਕ ਕੇ ਕਹਿੰਦਾ ਨਾਲੇ ਤੁਹਾਨੂੰ ਰਾਤ ਰੱਖਿਆ ਨਾਲੇ ਇਲਜ਼ਾਮ ਲਾਉਂਦੇ ਹੋ ਮੈਂ ਸ਼ਿਕਾਇਤ ਕਰਾਂਗਾ ਜਾ ਕੇ ਦੱਸਾਂਗਾ ਮਾਤਾ ਜੀ ਕਹਿੰਦੇ ਇਦਾਂ ਨਾ ਕਰ ਕਿਉਂਕਿ ਹੁਣ ਇਹਨੂੰ ਲਾਲਚ ਪੈ ਗਿਆ ਵੀ ਥੈਲੀ ਤੇ ਵੇਲੀ ਗਈ ਹੁਣ ਸਰਕਾਰ ਤੋਂ ਫੜਾ ਕੇ ਇਹਨਾਂ ਨੂੰ ਇਨਾਮ ਵੀ ਲੈ ਲਈਏ ਥੈਲੀ ਤੇ ਮਿੜ ਗਈ ਇਨਾਮ ਵੀ ਲੈ ਲਈਏ ਫੇਰ ਤੁਹਾਨੂੰ ਪਤਾ ਹੈ ਸਹੇੜੀ ਤੋਂ ਤੁਰ ਕੇ ਇਹਨੇ ਮਰਿੰਡੇ ਗਿਆ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਜਾਨੀ ਖਾਂ ਮਾਨੀ ਖਾਂ ਦਰੋਗੇ ਆਏ ਸਭ ਜਾਤਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਮਾਤਾ ਜੀ ਨੇ ਬੜੇ ਤਰਲੇ ਲਏ ਗੰਗੂ ਪਾਪ ਨਾ ਕਰ ਇਹ ਨਾ ਕਰ ਕੰਮ ਮੰਨਿਆ ਨਹੀਂ ਸੀ ਰਾਤ ਮਰਿੰਡੇ ਥਾਣੇ ਰੱਖਿਆ ਥਾਣੇ ਵਿੱਚ ਮਰਿੰਡੇ ਰੱਖਿਆ ਫਿਰ ਅਗਲੇ ਦਿਨ ਲੈ ਕੇ ਗਏ ਸਰਹੰਦ ਕਈ ਇਤਿਹਾਸਕਾਰ ਕਹਿੰਦੇ ਰੱਥਾਂ ਵਿੱਚ ਭਾ ਕੇ ਲਗਾਏ ਪਰ ਰੱਥ ਵਿੱਚ ਭਾ ਕੇ ਤੇ ਬੇਗਮਾਂ ਨੂੰ ਬੜੀ ਸਹੂਲਤ ਨਾਲ ਲਜਾਇਆ ਜਾਂਦਾ ਸੀ ਜੀ ਕੁਝ ਇਤਿਹਾਸਕਾਰਾਂ ਨੇ ਇਦਾਂ ਦਾ ਵੀ ਵਰਣਨ ਕੀਤਾ ਵੀ ਮਾਤਾ ਗੁਜਰ ਕੌਰ ਜੀ ਨੂੰ ਜਾਤਿਆਂ ਨੂੰ ਖੁਰਜੀਆਂ ਵਿੱਚ ਪਾ ਲਿਆ ਸੀ ਖੱਚਰਾਂ ਦੇ ਆਲੇ ਦੁਆਲੇ ਬੋਰੀ ਦੀਆਂ ਬਣਾਈਆਂ ਹੋਈਆਂ ਖੁਰਜੀਆਂ ਹੁੰਦੀਆਂ ਨਾ ਜਿਵੇਂ ਉਹਦੇ ਵਿੱਚ ਤੁੰਨ ਲਈਦਾ ਜਿਵੇਂ ਸਾਹ ਨਹੀਂ ਆਉਂਦਾ ਸਾਹ ਘੁੱਟਦਾ ਹੈ ਉਹਦੇ ਵਿੱਚ ਐਦਾਂ ਵਿੱਚ ਉਹਦੇ ਵਿੱਚ ਬੱਚਿਆਂ ਨੂੰ ਪਾ ਕੇ ਲੈ ਕੇ ਗਏ ਤੇ ਮਾਤਾ ਗੁਜਰ ਕੌਰ ਜੀ ਦੇ ਇਦਾਂ ਵੀ ਲਿਖਿਆ ਹੈ ਕਿ ਮਿਰਚਾਂ ਵਾਲਾ ਤੋਪੜਾ ਮੂੰਹ ਤੇ ਪਾ ਦਿੱਤਾ ਜਿਵੇਂ ਫਾਂਸੀ ਦੇਣ ਵੇਲੇ ਨਹੀਂ ਮੂੰਹ ਤੇ ਪਾ ਦਿੰਦੇ ਹੁੰਦੇ ਕੱਪੜੇ ਦਾ ਮਾਤਾ ਗੁਜਰ ਕੌਰ ਦੇ ਮਰਿੰਡੇ ਤੋਂ ਲੈ ਕੇ ਸਰਹੰਦ ਤੱਕ ਉੱਤੇ ਮੂੰਹ ਦੇ ਉੱਤੇ ਉਹ ਟੋਪੜਾ ਵਿੱਚ ਮਰਚਾਂ ਵਾਲਾ ਸੀ ਉਹ ਸਾਹ ਨਹੀਂ ਸੀ ਆਉਂਦਾ ਜਦੋਂ ਸਾਹ ਲੈਂਦੇ ਸੀ ਅੰਦਰ ਉਹ ਇੰਨਾ ਬੁਰਾ ਹਾਲ ਕਰਦਾ ਸੀ ਉਹ ਚਾੜਿਆ ਗਿਆ ਮੂੰਹ ਤੇ ਹੱਥ ਬੰਨ ਦਿੱਤੇ ਗਏ ਤੇ ਤੋੜ ਕੇ ਤੋੜ ਕੇ ਸਰਹੰਦ ਤੱਕ ਲੈ ਕੇ ਗਏ ਮੁਰਿੰਡੇ ਤੋਂ ਤੋੜ ਕੇ ਕਦੀ ਤੇਜ ਭਜਾ ਕੇ ਲੈ ਕੇ ਜਾਂਦੇ ਐ ਤੇ 80 ਸਾਲ ਦੀ ਮਾਂ ਗੁਜਰ ਕੌਰ ਗੁਰੂ ਗੋਬਿੰਦ ਸਿੰਘ ਦੀ ਮਾਤਾ ਐਦਾਂ ਹੱਥ ਬੰਨੇ ਹੋਏ ਸੀ ਤੇ ਖਿੱਚ ਖਿੱਚ ਕੇ ਲੈ ਕੇ ਭੱਜ ਭੱਜ ਕੇ ਸਰੰਦ ਤੱਕ ਕਿਉਂਕਿ ਇਤਿਹਾਸ ਕਈ ਇਤਿਹਾਸਕਾਰਾਂ ਨੇ ਲਿਖਿਆ ਪਰ ਇਹ ਗੱਲ ਜ਼ਰੂਰ ਮਨ ਲੱਗਦੀ ਹੈ ਵੀ ਉਹਨਾਂ ਨੇ ਜਦੋਂ ਫੜ ਲਿਆ ਫਿਰ ਘੱਟ ਨਹੀਂ ਕੀਤੀ ਹੋਈ ਇਹਦੇ 'ਚ ਤੇ ਕੋਈ ਸ਼ੱਕ ਨਹੀਂ ਜਦੋਂ ਨੀਆਂ 'ਚ ਚਿਣਨ ਵਾਲੀ ਗੱਲ ਨੂੰ ਮੰਨਦੇ ਆ ਫਿਰ ਆਹ ਗੱਲਾਂ ਮੰਨਣੀਆਂ ਤੇ ਬੜੀਆਂ ਸੌਖੀਆਂ ਨੇ ਜਦੋਂ ਚੱਪਣੀਆਂ ਲਾਈਆਂ ਨੇ ਉਹਨਾਂ ਨੇ ਉਦੋਂ ਤਰਸ ਨਹੀਂ ਕੀਤਾ ਫਿਰ ਖੁਰਜੀਆਂ 'ਚ ਪਾਉਣ ਲੱਗੇ ਕੀ ਤਰਸ ਕਰਨਗੇ ਜਦੋਂ ਮਾਂ ਗੁਜਰੀ ਨੂੰ ਕੋਈ ਰੋਟੀ ਪਾਣੀ ਨਹੀਂ ਦਿੱਤਾ ਉਹ ਉੱਥੇ ਇੰਨਾ ਕੁਝ ਕੀਤਾ ਤੇ ਫਿਰ ਇੱਥੇ ਤਰਸ ਵਾਲੀ ਗੱਲ ਕੀਤੀ ਕਿੱਥੇ ਕੀਤੀ ਆ ਉਹਨਾਂ ਨੇ ਜਦੋਂ ਸਰਹੰਦ ਗਏ ਸੀ ਕਹਿੰਦੇ ਬੜਾ ਬੜੇ ਲੋਕ ਇਕੱਠੇ ਹੋਏ ਸੀ ਵੀ ਜਾਦੇ ਆ ਰਹੇ ਨੇ ਜਦੋਂ ਕਹਿੰਦੇ ਸਰੰਦ ਗਏ ਤੇ ਕਈਆਂ ਨੇ ਵੱਟੇ ਮਾਰੇ ਨਿੱਕੇ ਨਿੱਕੇ ਬੱਚੇ ਨਾ ਬੱਚੇ ਉਹਨਾਂ ਅਹਲਕਾਰਾਂ ਦੇ ਨਿਆਣੇ ਇਦਾਂ ਬਾਹਰ ਇਕੱਠੇ ਹੋਏ ਆ ਬੱਚੇ ਤੇ ਜਦੋਂ ਸਾਹਿਬਜ਼ਾਦਿਆਂ ਨੂੰ ਕੱਢਿਆ ਨਾ ਬਾਹਰ ਇਦਾਂ ਤੁਰੇ ਜਾਂਦੇ ਆ ਸਾਹਿਬਜ਼ਾਦੇ ਤੇ ਵੱਟੇ ਮਾਰਦੇ ਆ ਤੇ ਇੱਥੋਂ ਤੱਕ ਵੀ ਇੱਕ ਇਤਿਹਾਸਕਾਰ ਨੇ ਜ਼ਿਕਰ ਕੀਤਾ ਹੈ ਵੀ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਅੱਖ ਦੇ ਉੱਤੇ ਜਿੱਥੇ ਪਰਵੱਟੇ ਦੇ ਉੱਤੇ ਅੱਖ ਦੇ ਉੱਤੇ ਬਿਲਕੁਲ ਅੱਖ ਦੇ ਉਪਲੇ ਉੱਪਰਲੇ ਪਾਸੇ ਵੱਟਾ ਮਾਰਿਆ ਗਲੇਲ ਮਾਰੀ ਗਲੇਲ ਜ਼ੋਰ ਨਾਲ ਜਦੋਂ ਵੱਟਾ ਵੱਜਿਆ ਤੇ ਰੋੜੀ ਇੱਥੇ ਖੁੱਭ ਗਈ ਤੇ ਖੂਨ ਦੀ ਤਤੀਰੀ ਵਗਦੀ ਸੀ ਖੂਨ ਵਗਦਾ ਸੀ ਤੇ ਫਤਿਹ ਸਿੰਘ ਆਪਣਾ ਐਦਾਂ ਹੱਥ ਰੱਖ ਕੇ ਤੁਰਿਆ ਜਾਂਦਾ ਬਾਬਾ ਫਤਿਹ ਸਿੰਘ ਨੇ ਐਦਾਂ ਹੱਥ ਧਰਿਆ ਹੋਇਆ ਸੀ ਜੀ ਅੱਖ ਦੇ ਉੱਤੇ ਐ ਹੱਥ ਧਰ ਕੇ ਜਾ ਰਹੇ ਸੀ ਜਦੋਂ ਤੁਰਦੇ ਸੀ ਹੱਥ ਐ ਐ ਐ ਅੱਖ ਦੇ ਉੱਤੇ ਹੱਥ ਰੱਖਿਆ ਹੋਇਆ ਸੀ ਐਦਾਂ ਤੁਰੇ ਫਿਰ ਪੁੱਛਿਆ ਗਿਆ ਵੀ ਇਹਨਾਂ ਨੂੰ ਬੰਦ ਕਿੱਥੇ ਕਰਨਾ ਹੈ ਕਹਿੰਦੇ ਬੁਰਜ ਵਿੱਚ ਬੰਦ ਕਰ ਦਿਓ ਉੱਪਰ ਠੰਡਾ ਬੁਰਜ ਇਸ ਕਰਕੇ ਸੀ ਵੀ ਜੇ ਉੱਚੀ ਜਗ੍ਹਾ ਦੇ ਉੱਤੇ ਹੁਣ ਵੀ ਤੁਸੀਂ ਉੱਚੀ ਟੈਂਕੀ ਤੇ ਵੇਖੋ ਚੜ ਕੇ ਉੱਥੇ ਠੰਡੀ ਹਵਾ ਪੈਣੀ ਨਾ ਉੱਤੋਂ ਉੱਚ ਹਵਾ ਬੁਰਜ ਬਹੁਤ ਉੱਚਾ ਸੀ ਤੇ ਗਰਮੀਆਂ ਦੇ ਮੌਸਮ ਵਿੱਚ ਵਜੀਦਾ ਉੱਪਰ ਬੈਠਦਾ ਸੀ ਨੇੜੇ ਨਦੀ ਵਗਦੀ ਸੀ ਉਹ ਨਦੀ ਦੇ ਉੱਤੋਂ ਹਵਾ ਪਾਣੀ ਹਵਾ ਜਦੋਂ ਹੋ ਕੇ ਲੱਗਦੀ ਸੀ ਪਾਣੀ ਨਾਲ ਟੱਚ ਹੋ ਕੇ ਹਵਾ ਆਉਂਦੀ ਸੀ ਐ ਠੰਡੀ ਹਵਾ ਉੱਪਰ ਪੈਂਦੀ ਸੀ ਤੇ ਗਰਮੀਆਂ ਦੇ ਵਿੱਚ ਉੱਤੇ ਗਰਮੀਆਂ ਦੇ ਵਿੱਚ ਵਜੀਦਾ ਉੱਪਰ ਬੈਠਦਾ ਸੀ ਹਵਾ ਸਿੱਧੀ ਪੈਂਦੀ ਸੀ ਜਿੱਥੇ ਗਰਮੀਆਂ ਵਿੱਚ ਠੰਡ ਲੱਗਦੀ ਸੀ ਉੱਥੇ ਪੋਹ ਵਿੱਚ ਕਿੰਨੀ ਕੁ ਠੰਡ ਲੱਗਦੀ ਹੋਣੀ ਕੋਈ ਗਰਮ ਕੱਪੜਾ ਨਹੀਂ ਉੱਤੇ ਫਿਰ ਇਹਨਾਂ ਨੂੰ ਕੈਦ ਕੀਤਾ ਗਿਆ 10 ਪੋਹ ਦੀ ਰਾਤ ਨੂੰ ਸਾਹਿਬਜ਼ਾਦੇ ਪਹੁੰਚੇ ਵਜੀਦਾ ਵੀ ਅੱਕਿਆ ਥੱਕਿਆ ਆਇਆ ਚਮਕੌਰ ਦੀ ਗੜੀ ਤੋਂ ਗੁਰੂ ਗੋਬਿੰਦ ਸਿੰਘ ਨੂੰ ਫੜ ਨਹੀਂ ਸਕਿਆ ਆਉਂਦੇ ਨੂੰ ਖਬਰ ਦੇਤੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕੀਤਾ ਹੈ ਇਹਨੇ ਹੁਕਮ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਬੁਰਜ ਵਿੱਚ ਬੰਦ ਕਰ ਦਿਓ ਫਿਰ ਭੁੱਖੇ ਮਰਿੰਡੇ ਕੁਝ ਖਾਣ ਨੂੰ ਨਹੀਂ ਮਿਲਿਆ ਗੰਗੂ ਦੇ ਘਰ ਵਿੱਚ ਥੋੜਾ ਬਹੁਤ ਛਕਿਆ ਸੀ ਬਰਿੰਡੇ ਵੀ ਪੈਦਲ ਚੱਲ ਕੇ ਵੀ ਆਏ ਭੁੱਖੇ ਭਾਣੇ ਕੋਈ ਗਰਮ ਕੱਪੜਾ ਨਹੀਂ ਉੱਪਰ ਠੰਡੇ ਬੁਰਜ ਵਿੱਚ ਥਰੂ ਥਰੂ ਕਰਦੇ ਨੇ ਪੋਹ ਦੇ ਮਹੀਨੇ ਵਿੱਚ ਮਾਤਾ ਜੀ ਇਦਾਂ ਨਾਲ ਲਾ ਕੇ ਬੈਠੇ ਐ ਉਦੋਂ ਫਿਰ ਮੋਤੀ ਰਾਮ ਆਇਆ ਮੋਤੀ ਰਾਮ ਦੁੱਧ ਪਿਉਣ ਵਾਸਤੇ ਮਾਤਾ ਗੁਜਰ ਕੌਰ ਜੀ ਨੂੰ ਆਇਆ ਕਿਰਤੀ ਹਾਂ हे ਮਾਤਾ ਜੀ ਮੈਂ ਇੱਕ ਕੀਰਤੀ ਲੋ ਪੜੋ ਨਮਾਣਾ ਜਿਹਾ ਤੁਹਾਡਾ ਸੇਵਕ ਦੁੱਧ ਪਿਉਣ ਵਾਸਤੇ ਆਇਆ ਮੈਂ ਬਹੁਤੀ ਵੱਡੀ ਸੇਵਾ ਤੇ ਕਰ ਨਹੀਂ ਸਕਦਾ ਹੱਲ ਤੇ ਮੈਂ ਕੁਝ ਨਹੀਂ ਕਰ ਸਕਦਾ ਆਪਣੇ ਗਹਿਣੇ ਘਰ ਵਾਲੀ ਦੇ ਪਹਿਰੇਦਾਰਾਂ ਨੂੰ ਦੇ ਕੇ ਬੁਰਜ ਨੂੰ ਪੌੜੀ ਲਾ ਕੇ ਫਿਰ ਦੁੱਧ ਪਿਉਣ ਵਾਸਤੇ ਪਹਿਰੇਦਾਰਾਂ ਨਾਲ ਗੱਲਬਾਤ ਕਰਕੇ ਫਿਰ ਦੁੱਧ ਪਿਉਣ ਵਾਸਤੇ ਆਇਆ हे माता जी हल मैं कोई नहीं कर सकदा बस ਮੇਰੀ ਅਰਜ ਹੈ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਉਣ ਆਇਆ ਹੁਣ ਸੁਣਿਓ ਧਿਆਨ ਮੋਤੀ RAM ਮਹਿਰਾ ਜਿਨੇ ਉਸ ਵੇਲੇ ਐਡੀ ਵੱਡੀ ਸੇਵਾ ਕੀਤੀ ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆ ਇਕ ਕਿਰਤੀ ਹਾਂ ਹਲ ਕਰ ਨਾ ਸਕਾਂ ਲਓ ਵੀ ਹੁਣ ਹਾਜ਼ਰ ਵੀ ਰਿਓ ਸੁਰਤ ਕਰਕੇ ਹਾਜ਼ਰ ਰਹਿਣਾ ਇਤਿਹਾਸ ਨੂੰ ਇਹ ਹੁਣ ਸਾਹਮਣੇ ਬਣਾਇਓ ਨਕਸ਼ਾ ਹੁਣ ਆਪਾਂ ਦੋ ਕਵਿਤਾ ਦੋ ਦੋ ਕਵਿਤਾ ਪੜਾਂਗੇ ਪਰ ਤੁਸੀਂ ਸਾਹਮਣੇ ਲਿਆਇਓ ਨਕਸ਼ਾ ਸਾਰਾ 15-20 ਮਿੰਟ ਵਿੱਚ ਆਪਾਂ ਸਮਾਪਤੀ ਕਰ ਦਿਆਂਗੇ ਬਹੁਤਾ ਲੰਮਾ ਸਮਾਂ ਨਹੀਂ ਕਿਉਂਕਿ ਸਵਾ 2 ਘੰਟੇ ਤੁਸੀਂ ਟਿਕ ਕੇ ਹੁਣ ਤੱਕ ਬੈਠੇ ਹੋ ਰਹਿੰਦਾ ਸਮਾਂ ਇਕਾਗਰਤਾ ਬਣਾ ਕੇ ਰੱਖਿਓ ਜੇ ਹੁਣ ਕਿਸੇ ਨੇ ਵਿੱਚ ਹਿਲਜੁਲ ਕਰਨੀ ਹੈ ਉਹ ਤੇ ਫਿਰ ਮਾਫ ਕਰਨਾ ਵੈਸੇ ਹੀ ਭੈੜਾ ਲੱਗਦਾ ਵੀ ਇਹੋ ਜਿਹਾ ਇਤਿਹਾਸ ਚੱਲਦਾ ਹੋਵੇ ਮਨ ਵੈਸੇ ਹੀ ਖਿਲਦਾ ਹੀ ਨਹੀਂ ਕਿਸੇ ਪਾਸੇ ਲੋ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਆਇਆ ਮੋਤੀ RAM ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਇੱਕ ਕਿਰਤੀ ਹਾਂ ਮੈਂ ਗਰੀਬ ਜਿਹਾ ਬੰਦਾ ਹੱਲ ਕਰ ਨਾ ਸਕਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਦਾ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਦਾ ਲਓ ਸੁਣੋ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਆਪ ਸ਼ਕੋ ਸ਼ਕਾਉ ਲਾਲਾਨੂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋ ਸ਼ਕਾਓ ਲਾਲਾ ਠੰਡਾ ਬੁਰਜ ਤੇ ਤੱਕਰ ਚਲਦਾ ਏ ਮੇਰਾ ਵਸ ਚੱਲੇ ਮੈਂ ਟਾਲ ਦਿਆਂ ਮੇਰਾ ਵਸ ਚੱਲੇ ਮੈਂ ਟਾਲ ਦਿਆਂ ਠੰਡ ਬਹੁਤ ਹੈ ਨਾ ਮੇਰਾ ਵਸ ਚੱਲੇ ਮੈਂ ਟਾਲ ਦਿਆਂ ਹਾਂਜੀ ਅੱਗੇ ਤੁਸੀਂ ਹੁਕਮ ਕਰੋ ਤੇ ਅਗ ਕੇ ਮੈਂ ਤਾਂ ਆਪਣੇ ਆਪ ਨੂੰ ਬਾਲ ਦਿਆ ਤੁਸੀਂ ਹੁਕਮ ਕਰੋ ਤੇ ਅਗ ਕੇ ਮੈਂ ਆਪਣੇ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾਲ ਤੇਰੇ ਦਿਆ ਲਾਲਾ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਯਾਰ ਇਦਾਂ ਕੁਰਬਾਨ ਕਿਵੇਂ ਹੋਇਆ ਜਾਂਦਾ ਜਿਹੜਾ ਅੱਗੇ ਲੱਗੇ ਨੇ ਉਹ ਵੀ ਤੇ ਕੁਰਬਾਨ ਹੋਣ ਵਾਸਤੇ ਤੁਰੇ ਐ ਜੇ ਕੋਈ ਬੰਦਾ ਐਡਾ ਦ੍ਰਿੜ ਭਰੋਸਾ ਰੱਖੇ ਵੀ ਬੱਚੇ ਮੇਰੇ ਸ਼ਹੀਦ ਹੋ ਜਾਣ ਐਡਾ ਫੈਸਲਾ ਜੇ ਕੋਈ ਕਰਕੇ ਤੁਰੇ ਉਹਨਾਂ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ ਦੋਗਲੇ ਜੇ ਬੰਦਿਆਂ ਤੋਂ ਕੀ ਕੁਰਬਾਨ ਹੋਵੋਗੇ ਤੁਸੀਂ ਕਿਸੇ ਪਿੱਛੇ ਮਰਨ ਵਾਸਤੇ ਵੀ ਬੰਦਾ ਦੋਗਲਾ ਜਿਹਾ ਹੋਵੇ ਉਹਦੇ ਲਈ ਕਿਹੜਾ ਮਰਦਾ ਹੈ ਅੱਜ ਜੇ ਮੋਤੀ RAM ਮਹਿਰਾ ਕਹਿੰਦਾ ਹੈ ਨਾ ਮੋਤੀ RAM ਜੇ ਇਹ ਕਹਿੰਦਾ ਹੈ ਕਿ ਆਪਣੇ ਆਪ ਨੂੰ ਅੱਗ ਲਾ ਕੇ ਮੈਂ ਧੂਣੀ ਲਾ ਦਿਆਂ ਸਾੜ ਦਿਆਂ ਮੈਂ ਆਪਣੇ ਆਪ ਨੂੰ ਉਹ ਤਾਂ ਕਹਿੰਦਾ ਹੈ ਉਹ ਜਿਹੜੇ ਅੱਗੇ ਵਾਲੇ ਨੇ ਉਹ ਵੀ ਤੇ ਸੜਨ ਨੂੰ ਤੁਰੇ ਫਿਰਦੇ ਐ ਉਹ ਵੀ ਤੇ ਕੁਰਬਾਨ ਹੋਣ ਲਈ ਤਿਆਰ ਨੇ ਜਿਹੜਾ ਕੁਰਬਾਨ ਹੋਣ ਲਈ ਆਪ ਤਿਆਰ ਹੋਵੇ ਲੋਕੀ ਵੀ ਉਹਦੇ ਤੋਂ ਹੀ ਕੁਰਬਾਨ ਹੁੰਦੇ ਆ ਹਰੇਕ ਤੋਂ ਨਹੀਂ ਜੇ ਕੁਰਬਾਨ ਹੋਣ ਲਈ ਤਿਆਰ ਹੋਵੋਗੇ ਤਾਂ ਹੀ ਕੋਈ ਤੁਹਾਡੇ ਲਈ ਕੁਰਬਾਨ ਹੋਏਗਾ ਦੋਗਲੇ ਜੇ ਬੰਦਿਆਂ ਨੂੰ ਲੋਕੀ ਨਹੀਂ ਪ੍ਰਵਾਨ ਕਰਦੇ ਕਦੀ ਵੀ ਤੇ ਇੱਕ ਵਾਰੀ ਤੁਰਨਾ ਪੈਣਾ ਤੁਰ ਪਏ ਬਹੁਤਿਆਂ ਨੇ ਸਾਥ ਨਹੀਂ ਦੇਣਾ ਪਰ ਜੇ ਕੋਈ ਤੁਰਿਆ ਤੇ ਦਿਲੋਂ ਤੁਰੇਗਾ ਬਹੁਤੀ ਦੁਨੀਆ ਹੱਸੇਗੀ ਵੱਟੇ ਮਾਰੇਗੀ ਬਹੁਤੀ ਦੁਨੀਆ ਗੁਲੇਲੇ ਮਾਰੇਗੀ ਬਹੁਤੀ ਦੁਨੀਆ ਪੱਥਰ ਮਾਰੇਗੀ ਪਰ ਕੋਈ ਨਾ ਕੋਈ ਮੋਤੀ RAM ਵਰਗਾ ਤੇਰੇ ਤੋਂ ਜਾਨ ਵਾਰਨ ਵਾਲਾ ਵੀ ਆਏਗਾ ਮੋਤੀ RAM ਵੀ ਆਏਗਾ ਕੋਈ ਨਾ ਜੇ ਤੁਰੇਗਾ ਤੇ ਮੋਤੀ RAM ਵੀ ਤੈਨੂੰ ਤਾਂ ਹੀ ਮਿਲਣਾ ਨਹੀਂ ਤੇ ਨਹੀਂ ਕੋਈ ਨਾ ਕੋਈ ਤੇ ਤੇਰੀ ਕਦਰ ਕਰਨ ਵਾਲਾ ਵੀ ਆਏਗਾ ਵੱਟੇ ਮਾਰਨ ਵਾਲੇ ਵੀ ਬਹੁਤ ਆਉਣਗੇ ਪਰ ਮੋਤੀ ਰਾਮ ਨੂੰ ਦੁਨੀਆ ਯਾਦ ਕਰਦੀ ਹੈ ਵੱਟੇ ਮਾਰਨ ਵਾਲਿਆਂ ਦਾ ਨਾਂ ਨਹੀਂ ਇੱਥੇ ਲੋ ਅਗਲੀ ਲਾਈਨਾਂ ਸੁਣ ਲਈਏ ਘਰ ਸਭ ਕੇ ਨਾਲ ਫੜਾ ਦਿੱਤੇ ਚੂਰੇ ਦਾ ਖੋਟੇ ਕਰੂ ਮਾਨੂ ਮੋਤੀ ਰਾਮ ਜੀ ਗੱਲ ਕਰਦੇ ਨੇ ਗੰਗੂ ਦੀ ਵੀ ਗੰਗੂ ਨੇ ਘਰ ਸੱਦ ਕੇ ਆ ਧੱਕਾ ਕੀਤਾ ਹੈ ਸਦਾ ਹੀ ਰੋਏਗਾ ਝੁਰਦਾ ਰਹੇਗਾ ਗਲਤ ਕੰਮ ਕਰ ਬੈਠਾ ਹੈ ਹਾਂਜੀ ਉਸ ਗੰਗੂ ਥਾਂ ਤੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਉਸ ਗੰਗੂਠਾਂ ਤੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਪਲਕਾਂ ਤੇ ਬਿਠਾਉਂਦਾ ਲਾਲਾ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋ ਛਕਾਓ ਲਾਲਾ ਲਾਸਟ ਲਾਈਨ ਦਾ ਸੁਣੋ ਏ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬੋਤਾ ਚਿਰ ਨਹੀਂ ਬੈ ਸਕਦਾ ਵਾਹ ਵਾਹ ਕਿਸਮਤ ਹੋ ਚੱਲੋ ਘਰ ਮੇਰੇ ਮੈਂ ਤਾਂ ਇਹ ਨਾ ਵੀ ਨਹੀਂ ਕਹਿ ਸਕਦਾ ਵੇਖੋ ਬਈ ਬਦ ਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਤੇ ਇੰਨਾ ਵੀ ਨਹੀਂ ਕਹਿ ਸਕਦਾ ਸਾਹਿਬਜ਼ਾਦਿਆਂ ਨੂੰ ਮੈਂ ਘਰ ਨਹੀਂ ਲਿਜਾ ਸਕਦਾ ਜੇ ਸਾਨੂੰ ਕਿਤੇ ਮਿਲ ਪੈਣ ਅਸੀਂ ਲਿਆ ਸਕਦੇ ਹਾਂ ਘਰੇ ਆਪਣੇ ਪਤਾ ਸਾਡੇ ਮਨ 'ਚ ਕੀ ਆਉਣਾ ਓਏ ਉੱਥੇ ਤੇ ਸ਼ਰਾਬ ਦੀਆਂ ਬੋਤਲਾਂ ਧਰੀਆਂ ਫ੍ਰਿਜ ਵਿੱਚ ਕੀ ਕੁਝ ਪਿਆ ਹੈ ਸਾਡੇ ਘਰ ਦਾ ਮਾਹੌਲ ਹੈ ਉਦਾਂ ਦਾ ਲਿਆਉਣ ਜੋਗਾ ਸਾਡੇ ਘਰ ਕਿਦਾਂ ਦੇ ਆ ਭਲਾ ਮੋਤੀ RAM ਕਹਿੰਦਾ ਮੈਂ ਤੇ ਬਦ ਕਿਸਮਤ ਆ ਜੇ ਸਾਨੂੰ ਮਿਲ ਪੈਣ ਕਿਤੇ ਸਾਡੇ ਘਰਾਂ ਦੇ ਵਿੱਚ ਕੀ ਕੁਝ ਚੱਲਦਾ ਵੇਖੋ ਬਦ ਕਿਸਮਤ ਹਾਂ ਚੱਲੋ ਫਿਰ ਲਾਈਨਾਂ ਸੁਣੋ ਇਹ ਲਾਸਟ ਵਾਲੀ ਏ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬੋਤਾ ਚਿਰ ਨਹੀਂ ਬੈ ਸਕਦਾ ਬਦ ਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਪਾਏ ਨਾ ਵੀ ਨਹੀਂ ਕਹਿ ਸਕਦਾ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਨੂੰ ਸੱਚੀ ਘਰ ਲੈ ਜਾਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਨੂੰ ਖੁਦ ਸ਼ਕੋ ਸ਼ਕਾਓ ਲਾਨੂੰ ਧੰਨ ਮੋਤੀ ਰਾਮ ਦੁੱਧ ਛਕਾ ਕੇ ਮੁੜਦਾ ਹੁਣ ਇਤਿਹਾਸ ਨੂੰ ਅੱਗੇ ਥੋੜਾ ਜਿਹਾ ਲੈ ਕੇ ਚੱਲੀਏ 11 ਪੋਹ ਦੀ ਸਵੇਰ ਹੁੰਦੀ ਹੈ ਸਿਪਾਈ ਲੈਣ ਵਾਸਤੇ ਆਉਂਦੇ ਆ 11 ਪੋਹ ਨੂੰ ਕਚਹਿਰੀ ਲੱਗੀ ਸਵੇਰੇ ਸਵੇਰੇ ਸਿਪਾਈ ਲੈਣ ਵਾਸਤੇ ਆ ਗਏ ਮਾਤਾ ਜੀ ਕਹਿੰਦੇ ਬੱਚਿਓ ਵੇਖਿਓ ਕਿਤੇ ਬਾਪੂ ਦੀ ਪੱਗ ਨੂੰ ਦਾਗ ਨਾ ਲੱਗ ਜਾਏ ਸਾਰੀ ਰਾਤ ਸਮਝਾਉਂਦੇ ਰਹੇ ਸੀ ਮਾਤਾ ਜੀ ਫਿਕਰ ਨਾ ਕਰੋ ਜੋ ਸਮਝਾਇਆ ਅੱਖਰ ਅੱਖਰ ਯਾਦ ਹੈ ਸਾਰੇ ਤਰੀਕੇ ਦੱਸੇ ਸੀ ਸਾਮ ਦਾਮ ਦੰਦ ਭੇਦ ਬੜੇ ਤਰੀਕਿਆਂ ਨਾਲ ਸਮਝਾਉਣਗੇ ਕਦੇ ਕੱਲੇ ਕੱਲੇ ਨੂੰ ਕਰਨਗੇ ਕਦੇ ਖਡਾਉਣੇ ਦੇਣਗੇ ਕਦੇ ਮਠਿਆਈਆਂ ਦੇਣਗੇ ਕਦੇ ਲਾਲਚ ਦੇਣਗੇ ਕਦੇ ਡਰਾਉਣਗੇ ਸਾਰੇ ਤਰੀਕੇ ਦੱਸੇ ਸੀ ਵੀ ਆ ਆ ਆ ਤਰੀਕੇ ਰਾਜਨੀਤਿਕ ਬੰਦੇ ਵਰਤਦੇ ਹੁੰਦੇ ਆ ਸਾਰਾ ਕੁਝ ਮਾਤਾ ਗੁਜਰ ਕੌਰ ਜੀ ਨੇ ਸਮਝਾਇਆ ਸੀ ਰਾਜਨੀਤੀ ਪੂਰੀ ਸਮਝਾਈ ਸੀ ਵੀ ਆ ਕੁਝ ਕਰਨਗੇ ਤੁਹਾਨੂੰ ਪਾੜਨਗੇ ਇੱਕ ਦੂਜੇ ਨਾਲੋਂ ਚੇਤਾ ਰੱਖਿਓ ਕਦੇ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ ਫਤਿਹ ਸਿੰਘ ਤੂੰ ਵੀ ਮੰਨ ਜਾ ਕਦੇ ਫਤਿਹ ਸਿੰਘ ਨੂੰ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ ਕਦੇ ਖਾਣ ਨੂੰ ਦੇਣਗੇ ਖੇਡਣ ਨੂੰ ਦੇਣਗੇ ਖਡਾਉਣੇ ਦੇਣਗੇ ਬੜਾ ਕੁਝ ਕਰਨਗੇ ਦਾਮ ਕਦੇ ਤੁਹਾਨੂੰ ਡਰਾਉਣਗੇ ਮਾਰ ਦੇਾਂਗੇ ਟੁਕੜੇ ਟੁਕੜੇ ਕਰ ਦੇਾਂਗੇ ਵੇਖਿਓ ਕਿਤੇ ਸਾਰਾ ਕੁਝ ਸੁਣ ਕੇ ਤੁਰਨ ਲੱਗੇ ਸਿਪਾਈਆਂ ਨੂੰ ਮਾਤਾ ਜੀ ਕਹਿੰਦੇ ਇਹਨਾਂ ਨੇ ਕੀ ਕਸੂਰ ਕੀਤਾ ਮੈਨੂੰ ਲੈ ਕੇ ਜਾਓ ਕਹਿਣ ਲੱਗੇ ਨਹੀਂ ਬੇਬੇ ਤੂੰ ਇੱਥੇ ਬਹਿ ਅਸੀਂ ਲੈ ਕੇ ਚੱਲੇ ਆ ਮਾਤਾ ਗੁਜਰ ਕੌਰ ਜੀ ਨੂੰ ਬੈਠ ਗਏ ਉੱਥੇ ਫਿਰ ਲੈ ਕੇ ਗਏ ਜਾਂਦਿਆਂ ਨੂੰ ਕਚਹਿਰੀ ਵਿੱਚ ਲੈ ਕੇ ਗਏ ਜਾਣਸਾਰ ਸਾਰੇ ਰਾਹ ਸਮਝਾਉਂਦੇ ਗਏ ਉਥੇ ਨਮਸਕਾਰ ਕਰਿਓ ਮੱਥਾ ਟੇਕਿਓ ਸਲਾਮ ਕਰਿਓ ਨਿੱਕੇ ਨਿੱਕੇ ਬੱਚੇ ਨੇ ਇਦਾਂ ਹੀ ਮੰਨ ਜਾਣਗੇ ਉਮਰਾਂ ਬਹੁਤ ਛੋਟੀਆਂ 7 ਤੇ 9 ਸਾਲ ਦੀ ਕਿੰਦੀ ਉਮਰ ਹੁੰਦੀ ਭਾਈ ਤਾਂ ਜਦੋਂ ਲੈ ਕੇ ਗਏ ਸੂਬੇ ਦੀ ਕਚਹਿਰੀ 'ਚ ਐ ਸਾਹਮਣੇ ਖੜੇ ਜਦੋਂ ਵੇਖਣ ਸਾਰੀ ਕਹਿੰਦੇ ਕਰੋ ਸਲਾਮ ਦੋਨਾਂ ਨੇ ਗੱਜ ਕੇ ਫਤਿਹ ਬੁਲਾਤੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਫਤਿਹ ਬੁਲਾਈ ਹੈਰਾਨ ਹੋ ਗਏ ਅੱਗ ਲੱਗ ਗਈ ਨਿੱਕੀਆਂ ਜੀਆਂ ਉਮਰਾਂ ਇੱਥੇ ਹੌਸਲੇ ਚਲੋ ਕਹਿੰਦੇ ਹੌਲੀ ਹੌਲੀ ਵੇਖੋ ਬੜੇ ਲਾਲਚ ਦਿੱਤੇ ਬਹੁਤ ਤਰ੍ਹਾਂ ਦੇ ਖਡਾਉਣੇ ਪੇਸ਼ ਕੀਤੇ ਆ ਵੇਖੋ ਆ ਬਣੋ ਆ ਕਿੱਥੇ ਮਠਿਆਈਆਂ ਲਿਆਂਦੀਆਂ ਖਾਓ ਆ ਖਾ ਲਓ ਆ ਨਾ ਕਿੱਥੇ ਵੇਖਿਆ ਵੀ ਨਹੀਂ ਉਹਨਾਂ ਫਿਰ ਉਹਨਾਂ ਨੇ ਤੁਹਾਡੇ ਵੱਡੇ ਵੱਡੇ ਘਰਾਂ 'ਚ ਵਿਆਹ ਹੋਣਗੇ ਵੱਡੇ ਵੱਡੇ ਮਹਿਲ ਹੋਣਗੇ ਬੜੀਆਂ ਸਹੂਲਤਾਂ ਹੋਣਗੀਆਂ ਕੋਈ ਅਸਰ ਨਹੀਂ ਹੋਇਆ ਫਿਰ ਅੱਡ ਅੱਡ ਕਰਕੇ ਵੀ ਸਮਝਾਇਆ ਬਹੁਤ ਕੋਸ਼ਿਸ਼ ਕੀਤੀ ਪਾੜਨ ਦੀ ਫਤਿਹ ਸਿੰਘ ਮੰਨ ਗਿਆ ਕਦੇ ਕਹਿਣ ਜੋਰਾਵਰ ਸਿੰਘ ਮੰਨ ਗਿਆ ਫਿਰ ਨਹੀਂ ਡੋਲੇ ਸਾਰੇ ਤਰੀਕੇ ਅਪਣਾ ਲਏ ਬਸ ਇੱਕੋ ਹੀ ਗੱਲ ਸਾਹਿਬਜ਼ਾਦੇ ਕਹਿੰਦੇ ਰਹੇ ਜੋ ਮਰਜ਼ੀ ਕਰ ਲੋ ਸਿੱਖੀ ਨਹੀਂ ਛੱਡਣੀ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਪੁੱਤ ਬਣ ਕੇ ਰਹਿਣਾ ਹੈ ਪੁੱਤ ਬਣ ਕੇ ਰਹਿਣਾ ਚਲੋ 11 ਪੋਹ ਨੂੰ ਵਾਪਸ ਆਏ 12 ਪੋਹ ਦੀ ਫੇਰ ਕਚਹਿਰੀ ਲੱਗੀ ਸਿਪਾਹੀ ਫੇਰ ਲੈਣ ਵਾਸਤੇ ਆ ਗਏ ਅੱਜ ਮਾਤਾ ਜੀ ਫੇਰ ਪਿਆਰ ਕਰਕੇ ਇਦਾਂ ਗਲਵਕੜੀ ਲੈ ਕੇ ਪਿਆਰ ਨਾਲ ਤੋਰਿਆ ਅਗਲੇ ਦਿਨ ਜਦੋਂ ਕਚਹਿਰੀ ਵਿੱਚ ਗਏ ਮੇਨ ਦਰਵਾਜ਼ਾ ਬੰਦ ਕਰਕੇ ਛੋਟੀ ਮੋਰੀ ਖੋਲਤੀ ਜਦੋਂ ਸਿਰ ਝੁਕਾਉਣਗੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਝੁੱਕ ਕੇ ਸਿਰ ਝੁਕਾਤੇ ਸਿਰ ਝੁਕਾਤੇ ਮਨੋਬਲ ਡਿੱਗ ਜਾਏਗਾ ਡਾਊਨ ਹੋ ਜਾਣਗੇ ਚੜ੍ਹਦੀ ਕਲਾ ਨਹੀਂ ਰਹਿਣੀ ਪਾ ਜਦੋਂ ਇਦਾਂ ਅੰਦਰ ਜਾਣਗੇ ਤਾੜੀਆਂ ਮਾਰ ਦੇਣਗੇ ਦਰਬਾਰੀ ਜਦੋਂ ਇਹ ਗਏ ਵੇਖਿਆ ਵੱਡਾ ਦਰਵਾਜ਼ਾ ਬੰਦ ਹੈ ਛੋਟੀ ਜੀ ਖਿੜਕੀ ਖੋਲੀ ਹੈ ਸਿਰ ਨਹੀਂ ਪਹਿਲਾਂ ਲਗਾਏ ਪਹਿਲਾਂ ਪੈਰ ਲਗਾਏ ਉਡੀਕਦੇ ਸੀ ਸਿਰ ਆਉਣਗੇ ਆ ਗਈਆਂ ਜੁੱਤੀਆਂ ਪੈਰ ਪਹਿਲਾਂ ਲਗਾਏ ਅੰਦਰ ਗਏ ਫੇਰ ਗੱਜ ਕੇ ਜਕਾਰਾ ਲਾਤਾ ਇਹ ਦੂਜੇ ਦਿਨ ਦੀ ਗੱਲ ਹੈ ਬੜਾ ਡਰਾਇਆ ਬਹੁਤ ਕੋਸ਼ਿਸ਼ ਕੀਤੀ ਜਦੋਂ ਨਾ ਹੀ ਮੰਨੇ ਫੇਰ ਕਿਹਾ ਕਾਜੀ ਨੂੰ ਕਹਿੰਦੇ ਸੁਣਾ ਫਤਵਾ ਕਾਜੀ ਨੂੰ ਕਹਿੰਦੇ ਜੱਜ ਨੂੰ ਹੁਣ ਸਰਕਾਰ ਤੇ ਕਾਨੂੰਨ ਰਲਿਆ ਹੋਇਆ ਸੀ ਜੱਜ ਤੇ ਵਜੀਦਾ ਵਜੀਦਾ ਕੌਣ ਹੈ ਚੀਫ ਮਿਨਿਸਟਰ ਇਦਾਂ ਕਹਿ ਲੋ ਵਜੀਦਾ ਚੀਫ ਮਿਨਿਸਟਰ ਮੁੱਖ ਮੰਤਰੀ ਹੈ ਵਜੀਦਾ ਤੇ ਜਿਹੜਾ ਕਾਜੀ ਹੈ ਉਹ ਕੌਣ ਹੈ ਜੱਜ ਹੁਣ ਰਲ ਕੇ ਰਲ ਕੇ ਫੈਸਲਾ ਹੋਣਾ ਸੀ ਬਾਹਰ ਥੋੜਾ ਜੱਜ ਕਿਤੇ ਜਦੋਂ ਐਦਾਂ ਫੈਸਲਾ ਹੋਇਆ ਕਹਿੰਦੇ ਪੜ ਕਾਨੂੰਨ ਕੀ ਕਹਿੰਦਾ ਸ਼ਰਾ ਕੀ ਕਹਿੰਦੀ ਹੈ ਇਸਲਾਮ ਕੀ ਕਹਿੰਦਾ ਹੈ ਜਦੋਂ ਕਿਤਾਬ ਖੋਲ ਲਈ ਐਦਾਂ ਜਿਹਾ ਬਸ ਪੜਦਾ ਹੈ ਕੀ ਕਰੀਏ ਹੁਣ ਕੀ ਸੁਣਾਈਏ ਵਿੱਚੋਂ ਸੁੱਚਾ ਉਧਰੋਂ ਮਲੇਰਕੋਟਲੇ ਵਾਲੇ ਨਵਾਬ ਨੇ ਕਿਹਾ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਹ ਇਹ ਇਹ ਇਸਲਾਮ ਨਹੀਂ ਕਹਿੰਦਾ ਇਹ ਧਰਮ ਨਹੀਂ ਕਹਿੰਦਾ ਇਹ ਸ਼ਰਾ ਨਹੀਂ ਕਹਿੰਦੀ ਏਡੀ ਨਿੱਕੀ ਉਮਰਾਂ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਨਵਾਬ ਨੇ ਜਦੋਂ ਹਾ ਦਾ ਨਾਰਾ ਮਾਰਿਆ ਸੁੱਚਾ ਆਨੰਦ ਨੇ ਵੇਖਿਆ ਵੀ ਇਹ ਤੇ ਕੰਮ ਖਰਾਬ ਹੁੰਦਾ ਜਾਂਦਾ ਤੇ ਸੁੱਚਾ ਆਨੰਦ ਨੇ ਫਿਰ ਫਿਰ ਰੌਲਾ ਪਾਤਾ ਉਹਨੇ ਜਾਣ ਕੇ ਪੁੱਛਿਆ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਕੀ ਕਰੋਗੇ ਕਹਿੰਦੇ ਕਰਾਂਗੇ ਕੀ ਇੱਥੋਂ ਜਾਵਾਂਗੇ ਫੌਜਾਂ ਇਕੱਠੀਆਂ ਕਰਾਂਗੇ ਇਕੱਠੇ ਕਰਕੇ ਸਿੰਘਾਂ ਨੂੰ ਇਕੱਠੇ ਕਰਾਂਗੇ ਚੜ ਕੇ ਆਵਾਂਗੇ ਤੁਹਾਡੇ ਨਾਲ ਆ ਕੇ ਲੜਾਂਗੇ ਦੋ ਹੱਥ ਕਰਾਂਗੇ ਉਸ ਵੇਲੇ ਸੁੱਚਾ ਆਨੰਦ ਕਹਿੰਦਾ ਵੇਖਿਆ ਜੀ ਕਿਉਂਕਿ ਸਲਾਹ ਰਲ ਚੱਲੀ ਸੀ ਵੀ ਛੱਡ ਦਈਏ ਪਰ ਸੁੱਚਾ ਆਨੰਦ ਵਿੱਚ ਚੁਗਲਖੋਰ ਬੰਦਾ ਬੈਠਾ ਉਹਨੇ ਜਦੋਂ ਇਦਾਂ ਕਿਹਾ ਵੇਖਿਓ ਕਿਤੇ ਆ ਵੇਖੋ ਇਹ ਸਪੋਲੀਏ ਨੇ ਸਪੋਲੀਏ ਸੱਪ ਦੇ ਪੁੱਤਾਂ ਨੂੰ ਜ਼ਹਿਰ ਨਾ ਪਿਆਇਓ ਉਹ ਕਹਿੰਦੇ ਸ਼ਰਾ ਕਹਿੰਦੀ ਐ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਤੇ ਇੱਥੇ ਸੁਣਿਓ ਜੀ ਆ ਧਿਆਨ ਨਾਲ ਗੱਲ ਸੁਣਿਓ ਸੁੱਚਾ ਆਨੰਦ ਨੇ ਸਲਾਹ ਦਿੱਤੀ ਕਹਿੰਦਾ ਗੱਲ ਸੁਣੋ ਉਹ ਕਾਜੀ ਨਿੱਕੇ ਨਿੱਕੇ ਬੱਚਿਆਂ ਨੂੰ ਤੇ ਨਹੀਂ ਸਜ਼ਾ ਦਿੱਤੀ ਜਾ ਸਕਦੀ ਕਹਿੰਦੇ ਨਹੀਂ ਕਹਿੰਦੇ ਸਪੋਲੀਆਂ ਦੀਆਂ ਸਿਰੀਆਂ ਫੇ ਦੇਣੀਆਂ ਤੇ ਪਾਪ ਨਹੀਂ ਸਪੋਲੀਆਂ ਦੀਆਂ ਸਿਰੀਆਂ ਫੇ ਦੇਣੀਆਂ ਪਾਪ ਤਾਂ ਨਹੀਂ ਕਾਜੀ ਕਹਿੰਦਾ ਇਹ ਤੇ ਪਾਪ ਨਹੀਂ ਕਹਿੰਦੇ ਫਿਰ ਇੱਥੇ ਬੱਚੇ ਨਾ ਲਿਖ ਇੱਥੇ ਸਪੋਲੀਏ ਲਿਖ ਇੱਥੇ ਬੱਚੇ ਨਾ ਲਿਖ ਤੇਰਾ ਕਾਨੂੰਨ ਕਹਿੰਦਾ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਇੱਥੇ ਬੱਚੇ ਨਾ ਲਿਖ ਇੱਥੇ ਲਿਖ ਵੀ ਸਪੋਲੀਆਂ ਦੀਆਂ ਸਿਰੀਆਂ ਫੇੜੀਆਂ ਨੇ ਇੱਥੇ ਬੱਚੇ ਨਹੀਂ ਲਿਖਣੇ ਇੱਥੇ ਸਪੋਲੀਏ ਲਿਖ ਇਹ ਸੱਪ ਦੇ ਪੁੱਤ ਨੇ ਆਹ ਗੱਲ ਕਹੀ ਫਿਰ ਸ਼ਰਾ ਤੇ ਨਹੀਂ ਕਹਿੰਦੀ ਉੱਥੇ ਲਿਖ ਦਿੱਤਾ ਗਿਆ ਕੱਲ ਨੂੰ ਨੀਆਂ 'ਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣਗੇ ਸਪੋਲੀਏ ਲਿਖਿਆ ਸ਼ਰਾ 'ਚ ਜਦੋਂ ਸਾਈਨ ਕੀਤੇ ਸਜ਼ਾ ਦਿਓ ਬਸ ਫਿਰ ਅੱਜ ਰਾਤ ਨੂੰ ਘਰ ਆਏ ਮਾਤਾ ਨੂੰ ਵੀ ਪਤਾ ਸੀ ਵੀ ਅੱਜ ਤੇ ਆਏ ਆ ਹੁਣ ਇਹਨਾਂ ਨੇ ਆਉਣਾ ਨਹੀਂ ਮੁੜ ਕੇ ਫਿਰ ਤੁਸੀਂ ਜਾਣਦੇ ਹੀ ਹੋ 13 ਪੋ ਆਇਆ ਸਿਪਾਈ ਲੈਣ ਵਾਸਤੇ ਆਏ ਮਾਤਾ ਜੀ ਉਸ ਵੇਲੇ ਅੱਗੇ ਹੋਏ ਕਹਿੰਦੇ ਵੇ ਸਿਪਾਈਓ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਮੈਨੂੰ ਲੈ ਜਾਓ ਜਾਓ ਮੈਨੂੰ ਮੈਨੂੰ ਦੇ ਲਓ ਜਿਹੜੀ ਸਜ਼ਾ ਦੇਣੀ ਹੈ ਕਿੱਥੇ ਮੰਨਣਾ ਸੀ ਉਹਨਾਂ ਨੇ ਕਹਿੰਦੇ ਬੇਬੇ ਅਸੀਂ ਤੇ ਹੁਕਮ ਮੰਨਦੇ ਆ ਸਰਕਾਰ ਦਾ ਮਾਤਾ ਅਸੀਂ ਤੇ ਹੁਕਮ ਵਜਾਉਣ ਆਏ ਆ ਮਾਤਾ ਗੁਜਰ ਕੌਰ ਜੀ ਨੇ ਫਿਰ ਅੱਜ ਇੱਕ ਗਠੜੀ ਸੀ ਕੱਪੜਿਆਂ ਵਾਲੀ ਉਹਦੇ ਵਿੱਚੋਂ ਚੋਲੇ ਕੱਢੇ ਨੀਲੇ ਰੰਗ ਦੇ ਕੇਸਰੀ ਕਮਰ ਕੱਸੇ ਕੀਤੇ ਦਸਤਾਰੇ ਸਜਾਏ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਸਜਾਈਆਂ ਮਾਤਾ ਗੁਜਰ ਕੌਰ ਜੀ ਨੂੰ ਜਾਂਦੇ ਕਹਿੰਦੇ ਆ ਆ ਚੋਲੇ ਤੇ ਤੂੰ ਮਾਤਾ ਸਾਨੂੰ ਪਵਾਏ ਹੀ ਨਹੀਂ ਪਹਿਲਾਂ ਨਵੇਂ ਚੋਲੇ ਸਾਂਭ ਕੇ ਰੱਖੇ ਹੋਏ ਸੀ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਬੱਚਿਓ ਮੈਂ ਅੱਜ ਵਾਲੇ ਦਿਨ ਲਈ ਸਾਂਭ ਕੇ ਰੱਖੇ ਸੀ ਵੀ ਜਦੋਂ ਸ਼ਹੀਦ ਹੋਣ ਜਾਣਗੇ ਮੈਂ ਆਪ ਪਵਾਣੇ ਅੱਜ ਤਿਆਰ ਕਰਕੇ ਨਿੱਕੀਆਂ ਨਿੱਕੀਆਂ ਦਸਤਾਰਾਂ ਲਿਆਓ ਤੁਹਾਡੇ ਮੂੰਹ ਧਵਾ ਦਿਆਂ ਤੁਹਾਨੂੰ ਮੈਂ ਦਸਤਾਰਾਂ ਸਜਾ ਦਿਆਂ ਜਾਂਦੀ ਵਾਰੀ ਤੁਹਾਨੂੰ ਮੈਂ ਦੁੱਲੇ ਬਣਾ ਦਿਆਂ ਲਾੜੇ ਬਣਾ ਦਿਆਂ ਮੈਂ ਤੁਹਾਨੂੰ ਲਾੜਿਆਂ ਵਾਂਗੂ ਤਿਆਰ ਕਰਕੇ ਵੀ ਲਾੜੀ ਮੌਤ ਨਾਲ ਵਿਆਹਣ ਚੱਲੇ ਐ ਲਾੜੀ ਮੌਤ ਨਾਲ ਇਹਨਾਂ ਦਾ ਵਿਆਹ ਹੋਣਾ ਐ ਇਦਾਂ ਮਾਤਾ ਗੁਜਰ ਕੌਰ ਨੇ ਤਿਆਰ ਕਰਕੇ ਦਸਤਾਰਾਂ ਸਜਾ ਕੇ ਕਲਗੀਆਂ ਸਜਾ ਕੇ ਫਿਰ ਜਾਂਦਿਆਂ ਨੂੰ ਤੋਰਿਆ ਤੁਰਨ ਲੱਗੇ ਮਾਤਾ ਗੁਜਰ ਕੌਰ ਨੇ ਮਾਤਾ ਜੀਤਾ ਨੂੰ ਯਾਦ ਕੀਤਾ ਜੀਤਾ ਜੇ ਅੱਜ ਜਿਉਂਦੀ ਹੁੰਦੀ ਆਪਣੇ ਬੱਚਿਆਂ ਨੂੰ ਜਾਂਦੀ ਵਾਰੀ ਵੇਖਦੀ ਤੁਰੇ ਫਿਰ ਆਪਾਂ ਪੜਦੇ ਆ ਨਾ ਕਈ ਵਾਰੀ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੇਰੀ ਇਹ ਮਾਂ ਅੱਜ ਦੇ ਗਿਆ ਨੇ ਅਸੀਂ ਮੁੜ ਕੇ ਨਹੀਂ ਆਉਣਾ ਮਾਤਾ ਗੁਜਰ ਕੌਰ ਕੋਲੋਂ ਤੁਰਨ ਲੱਗੇ ਸਾਹਿਬਜ਼ਾਦੇ ਤੇ ਜਾਂਦੀ ਜਾਂਦੀ ਵਾਰੀ ਉਹ ਕਹਿ ਰਹੇ ਐ ਮਾਤਾ ਅੱਗੇ ਤੇ ਜਾਂਦੇ ਸੀ ਮੁੜ ਆਉਂਦੇ ਸੀ ਪਰ ਅੱਜ ਦੇ ਗਿਆ ਨੇ ਅਸੀਂ ਮੁੜ ਕੇ ਨਹੀਂ ਆਉਣਾ ਲੋ ਪੜੋ ਨਾਉ ਡੀਕੀ ਦਾਦੀਏ ਨਾਉ ਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾਉ ਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਚੱਲੇ ਮੌਤ ਆਉਣ ਨੂੰ ਤੂੰ ਸ਼ਗਨ ਬਣਾ ਦੇ ਜ਼ਰੂਰ ਚੇਤਾ ਕਰਿਓ ਜੀ ਸਾਰੇ ਪੋਤਿਆਂ ਵਾਲਿਓ ਬੱਚਿਆਂ ਵਾਲਿਓ ਤੁਹਾਡੇ ਨਿਆਣੇ ਵੀ ਸਕੂਲ ਜਾਂਦੇ ਐ ਸਕੂਲ ਵੈਨ ਤੇ ਚੜ੍ਹ ਕੇ ਆਉਂਦੇ ਹੋ ਬੰਦਾ ਵੇਟ ਕਰਦਾ ਬੱਚੇ ਸ਼ਾਮ ਨੂੰ ਭੱਜੇ ਆਉਂਦੇ ਐ ਕਿੱਡਾ ਵੱਡਾ ਜਿਗਰਾ ਰਿਹਾ ਹੋਣਾ ਮਾਂ ਗੁਜਰੀ ਦਾ ਜਿਹਨੂੰ ਪਤਾ ਹੈ ਵੀ ਐਨੇ ਪਿਆਰੇ ਲਾਲ ਗੁਰੂ ਗੋਬਿੰਦ ਸਿੰਘ ਦੇ ਪੁੱਤ ਇਹਨਾਂ ਨੇ ਮੁੜ ਕੇ ਨਹੀਂ ਕਿੱਡਾ ਜਿਗਰਾ ਹੋਣਾ ਕਿੱਡਾ ਦਿਲ ਚਾਹੀਦਾ ਇਹਦੇ ਵਾਸਤੇ ਪਰ ਕੱਢਿਆ ਦਿਲ ਉਹਨਾਂ ਨੇ ਫੈਸਲਾ ਕੀਤਾ ਮਾਂ ਮੌਤ ਵਿਆਉਣ ਵਾਸਤੇ ਚੱਲੇ ਆ ਤੂੰ ਸ਼ਗਨ ਮਨਾ ਦੇ ਲੋ ਸੁਣੋ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਬਣਾ ਦੇ ਸਿਰ ਤੇ ਕਫਨ ਬਨ ਲਏ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਅੰਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਾਂ ਹਾਂ ਨੌ ਸਾਲ ਦਾ ਬਹੁਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਮੈਂ ਤਾਂ ਹਾਂ ਸਾਲ ਦਾ ਮੇਰਾ ਵੀਰ ਨੇ ਆਣਾ ਮੌਤ ਵੱਡੀ ਹੈ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਫੇਰਾ ਪਾਉਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਨਾ ਉਹਦੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਕੌਣ ਖਵਾਉ ਚੂਰੀ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋ ਕੌਣ ਖਵਾਉ ਚੂਰੀਆਂ ਮਾਂ ਤੇਰੇ ਪਾਜੋ ਕਿਵੇਂ ਸਾਜੋ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਮੁੜ ਨਹੀਂ ਹੋਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਲ ਲਡਾਉਣਾ ਧੰਨ ਮਾ ਗੁਜਰੀ ਜਿਨੇ ਸਭ ਜਾਦਿਆਂ ਨੂੰ 13 ਪੋ ਨੂੰ ਤੋਰਿਆ ਕਿੱਡਾ ਵੱਡਾ ਜਿਗਰਾ ਕੀਤਾ ਹੋਣਾ ਹੈ ਆਖਰੀ ਵਾਰੀ ਮਾਤਾ ਜੀ ਨੂੰ ਫਤਿਹ ਬੁਲਾ ਕੇ ਦੂਰੋਂ ਨਮਸਕਾਰ ਕਰਕੇ ਮਾਤਾ ਜੀ ਬੁਰਜ ਦੇ ਉੱਤੇ ਖੜੇ ਵੇਖਦੇ ਰਹੇ ਤੇ ਸਾਹਿਬਜ਼ਾਦੇ ਜਿਹੜੇ ਐ ਉਹ ਅੱਖਾਂ ਤੋਂ ਓਲੇ ਹੋ ਗਏ ਕਿਵੇਂ ਕਚਹਿਰੀ ਵਿੱਚ ਜਾਂਦੇ ਐ ਕਿਵੇਂ ਸ਼ੀਧੀ ਹੁੰਦੀ ਐ ਜੇ ਤੇ ਆਪਾਂ ਹੁਣੀ ਸੁਣਾਈਏ ਫਿਰ ਤੇ ਨਵੇੜਾ ਜਾ ਹੋ ਜਾਣਾ ਕਿਉਂਕਿ ਸਮਾਂ ਕਾਫੀ ਹੋ ਗਿਆ ਆਪਾਂ ਥੋੜੀ ਜੀ ਵਿਚਾਰ ਜਿਹੜੀ ਰਹਿ ਗਈ ਐ ਇਹ ਆਪਾਂ ਕੱਲ ਕਰ ਲਵਾਂਗੇ ਕਿਉਂਕਿ ਫਿਰ ਇਹਦੇ ਲਈ ਸਮਾਂ ਚਾਹੀਦਾ ਨਵੇੜਾ ਨਹੀਂ ਕਰ ਸਕਦੇ ਰਸ ਵੀ ਤਾਂ ਹੀ ਬਣਦਾ ਹੌਲੀ ਹੌਲੀ ਆਰਾਮ ਨਾਲ ਬਾਕੀ ਦੀ ਗੱਲ ਕੱਲ ਕਰਾਂਗੇ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਇੱਧਰ ਸੁਣੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਕੌਣ ਸਨ ਜੀ ਪੁੱਤ ਤੇ ਆਪਾਂ ਕੀ ਬਣਦੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤ ਉਹਨਾਂ ਨੇ ਦੱਸੋ ਪਿਤਾ ਹੋਣ ਦਾ ਫਰਜ਼ ਨਿਭਾਇਆ ਕਿ ਨਹੀਂ ਨਿਭਾਇਆ ਬੋਲੋ ਗੁਰੂ ਗੋਬਿੰਦ ਸਿੰਘ ਨੇ ਪਿਤਾ ਹੋਣ ਦਾ ਫਰਜ਼ ਨਿਭਾਇਆ ਤੇ ਅਸੀਂ ਵੀ ਤੇ ਪੁੱਤ ਬਣੀਏ ਹੁਣ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਡਲੇ ਪੁੱਤ ਸਾਡੇ ਲਈ ਕੁਰਬਾਨ ਕੀਤੇ ਐ ਆਪਣੇ ਲਾਡਲੇ ਪੁੱਤ ਗੁਰੂ ਸਾਹਿਬ ਨੇ ਸਾਡੇ ਲਈ ਵਾਰੇ ਆ ਪੁੱਤ ਬਣੀਏ ਗੁਰੂ ਗੋਬਿੰਦ ਸਿੰਘ ਸਤਿਗੁਰੂ ਜੀ ਦੇ ਪੁੱਤ ਬਣੀਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਬਣੀਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦਾਖਲਾ ਲਈਏ ਸੱਚੇ ਪਾਤਸ਼ਾਹ ਤੁਸੀਂ ਸਾਡੇ ਲਈ ਆਪਣੇ ਲਾਇਕ ਪੁੱਤ ਵਾਰੇ ਅਸੀਂ ਤੁਹਾਡੇ ਪੁੱਤ ਬਣ ਕੇ ਵਿਖਾਵਾਂਗੇ ਕੋਈ ਨਸ਼ਾ ਨਹੀਂ ਕਰਨਾ ਕੋਈ ਮਾੜਾ ਕੰਮ ਨਹੀਂ ਕਰਨਾ ਸਿਰ ਤੇ ਦਸਤਾਰ ਦਾੜਾ ਰੱਖ ਕੇ ਉੱਪਰ ਦੀ ਸ੍ਰੀ ਸਾਹਿਬ ਪਾ ਕੇ ਚੜ੍ਹਦੀ ਕਲਾ 'ਚ ਜਕਾਰੇ ਲਾਉਣੇ ਚੜ੍ਹਦੀ ਕਲਾ ਦੇ ਵਿੱਚ ਫਤਿਹ ਦੀ ਸਾਂਝ ਐਦਾਂ ਫਤਿਹ ਤੇ ਕਚਹਿਰੀਆਂ 'ਚ ਵੀ ਫਤਿਹ ਬੁਲਾਉਂਦੇ ਆ ਕਚਹਿਰੀਆਂ ਦੇ ਵਿੱਚ ਵੀ ਦ੍ਰਿੜਤਾ ਰੱਖੀ ਹੋਈ ਆਪਣੇ ਕੋਲ ਅੱਜ ਅੱਜ ਕਿਹੜੀ ਤੰਗੀ ਕਿਹੜੀ ਧੌਣ ਤੇ ਤਲਵਾਰ ਧਰੀਏ ਸਾਡੇ ਕਿਹੜਾ ਸਾਡੇ ਸ਼ਸਤਰ ਲਾਉਂਦਾ ਕਿਹੜਾ ਬੰਦ-ਬੰਦ ਕੱਢਦਾ ਕਿਹੜਾ ਚਰਖੜੀ ਤੇ ਚਾੜਦਾ ਕਿਹੜਾ ਸਾਨੂੰ ਦੇਗਾਂ 'ਚ ਕੱਢਦਾ ਕਿੰਨੇ ਸਾਨੂੰ ਨੀਆਂ ਵਿੱਚ ਚਿੰਨਾ ਭਾਈ ਅੱਜ ਕੱਲ ਤੇ ਕੰਮ ਬੜਾ ਸੌਖਾ ਹੈ ਇਸ ਕਰਕੇ ਆਓ ਸਤਿਗੁਰ ਦੇ ਧੀਆਂ ਪੁੱਤ ਬਣੀ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਕੱਲ ਇਸ ਨਗਰ ਵਿੱਚ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਇਸੇ ਪਿੰਡ ਦੇ ਸਾਹਮਣੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ ਪੰਡਾਲ ਦੇ ਕੱਲ ਭਾਈ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿੱਥੇ ਵੀ ਕਿਤੇ ਦੀਵਾਨ ਲੱਗੇ ਹੈ ਤੁਹਾਡੇ ਇਲਾਕੇ ਵਿੱਚ ਹਰ ਜਗ੍ਹਾ ਹੀ ਤੁਹਾਨੂੰ ਪਤਾ ਹੈ ਅੰਮ੍ਰਿਤ ਸੰਚਾਰ ਨਾਲ ਕਰਵਾਈਦਾ ਹੀ ਹੈ ਤੇ ਇੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ ਕੱਲ ਦਾ ਲਾਸਟ ਦੀਵਾਨ ਰਹਿੰਦਾ ਹੈ ਜਿੱਥੇ ਆਪ ਆਉਣਾ ਹੈ ਉੱਥੇ ਹੋਰਾਂ ਸੰਗਤਾਂ ਨੂੰ ਵੀ ਨਾਲ ਪ੍ਰੇਰ ਕੇ ਲੈ ਕੇ ਆਉਣਾ ਹੈ ਮੈਂ ਕੱਲ ਕਿਹਾ ਵੈਸੇ ਕਾਫੀ ਸੀ ਪਰ ਸੰਗਤ ਅੱਜ ਵੀ ਲੇਟ ਹੀ ਆਈ ਸੀ 8 ਵਜੇ ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ ਪਹਿਲਾਂ 7:30 ਵਜੇ ਜਥਾ ਸ਼ੁਰੂ ਕਰ ਲੈਂਦਾ 8 ਵਜੇ ਮੈਂ ਆ ਗਿਆ ਸੀ ਕੱਲ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਾਂਗੇ ਤੇ ਕਿਰਪਾ ਕਰਕੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸ਼ਾਮ ਨੂੰ 5 ਵਜੇ ਆ ਜਾਓ ਹੱਦ 6 ਵਜੇ ਤੱਕ ਵੀ 7 ਵਜੇ ਤੱਕ ਵੀ ਪਹੁੰਚ ਜੋ ਤਾਂ ਵੀ ਕੋਈ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਤਿਆਰੀ ਕਰਕੇ ਆਓ ਤੇ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਕਾਲ ਨਹੀਂ ਕਰਨੀ ਜਿੱਥੇ ਇੰਨਾ ਚਿਰ ਟਿਕ ਕੇ ਬੈਠੇ ਹੋ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚੱਲਣਾ ਪਾਉਣਾ ਸਤਿਗੁਰ ਜੀ ਦਾ ਅਦਬ ਮੁੱਖ ਰੱਖਣਾ ਹੈ ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਮਨ ਬਣਾਓ ਭਾਈ ਤਿਆਰੀ ਕਰੋ ਨਾਮ ਲਿਖਾਓ ਸਾਰੀ ਜ਼ਿੰਦਗੀ ਲੰਘੀ ਨਸ਼ੇ ਕਰਦਿਆਂ ਦੀ ਮਾੜੇ ਕੰਮ ਕਰਦਿਆਂ ਦੀ ਆਓ ਦਾਖਲਾ ਲਈਏ ਗੁਰੂ ਸਾਹਿਬ ਦੇ ਪੁੱਤ ਬਣੀਏ ਕੋਈ ਉਮਰ ਦੀ ਗੱਲ ਨਹੀਂ ਇੱਥੇ ਇੱਥੇ 80 ਸਾਲ ਦਾ ਵੀ ਅੰਮ੍ਰਿਤ ਛਕਦਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣ ਗਿਆ ਕੋਈ ਬੱਚਾ ਬਜ਼ੁਰਗ ਕੋਈ ਮਾਤਾ ਭੈਣ ਜਿਹਦਾ ਵੀ ਮਨ ਬੰਨੇ ਬਸ ਤਿਆਰੀ ਕਰ ਲਓ ਪ੍ਰਬੰਧਕਾਂ ਕੋਲ ਨਾਮ ਲਿਖਾਓ ਤੇ ਜੇ ਨਾਮ ਨਹੀਂ ਵੀ ਦਰਜ ਹੋਏ ਤਾਂ ਵੀ ਕੋਈ ਨਹੀਂ ਆ ਜਿਓ ਜਿਨ੍ਹਾਂ ਨੇ ਸ਼ੱਕ ਕੇ ਕੋਈ ਪਹਿਲਾਂ ਭੁੱਲ ਗਲਤੀ ਕੀਤੀ ਹੈ ਦੁਬਾਰਾ ਸੁਧਾਈ ਕਰਾਓ ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਸੁਧਾਈ ਕਰਾ ਲਈਏ ਦੁਬਾਰਾ ਦਾਖਲਾ ਲਈਏ ਬੱਚੇ ਖੇਡਦੇ ਖੇਡਦੇ ਡਿੱਗ ਪੈਂਦੇ ਆ ਫਿਰ ਕੱਪੜੇ ਝਾੜ ਕੇ ਨਾਲ ਭੱਜ ਲਈਦਾ ਇਹ ਨਹੀਂ ਹੁੰਦਾ ਵੀ ਵਿੱਚ ਹੀ ਲਿਟਣ ਲੱਗ ਜਾਓ ਹੁਣ ਗਲਤੀ ਹੋ ਗਈ ਤੇ ਹੁਣ ਮਾੜੇ ਕੰਮ ਕਰਨੀ ਲੱਗ ਪਏ ਇੱਕ ਵਾਰੀ ਪੀਤੀ ਗਈ ਮੁੜ ਕੇ ਪੀਣੀ ਲੱਗ ਪਏ ਭੁੱਲ ਹੋ ਗਈ ਦੁਬਾਰਾ ਸੁਧਾਈ ਕਰਾਓ ਦਾਖਲਾ ਲਓ ਮਨ ਬਣਾਓ ਤਿਆਰੀ ਕਰੋ ਵੱਧ ਤੋਂ ਵੱਧ ਅੰਮ੍ਰਿਤ ਛਕੀਏ ਸੋ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਆ ਵੀ ਬੇਨਤੀ ਧਿਆਨ ਨਾਲ ਸੁਣੋ ਬਾਹਰ ਸਿੰਘਾਂ ਨੇ ਸਟਾਲ ਲਾਇਆ ਹੋਇਆ ਕੋਈ ਪੈਸਾ ਨਹੀਂ ਲੱਗਣਾ ਤੁਸੀਂ ਨਾਮ ਲਿਖਾ ਦਿਓ ਐਡਰੈਸ ਲਿਖਾ ਦਿਓ ਫੋਨ ਨੰਬਰ ਲਿਖਾਓ ਤੁਹਾਨੂੰ ਫੋਨ ਕਰਕੇ ਬੁਲਾਣਗੇ ਸਹਿਜ ਪਾਠ ਤੁਹਾਡਾ ਆਰੰਭ ਕਰਾ ਦੇਣਗੇ ਪੋਥੀਆਂ ਫ੍ਰੀ ਦਿੱਤੀਆਂ ਜਾਣਗੀਆਂ ਅਰਥਾਂ ਵਾਲੀਆਂ ਪੋਥੀਆਂ ਘਰਾਂ ਵਿੱਚ ਪੜੋ ਸਹਿਜ ਪਾਠ ਕਰੋ ਖੁਦ ਪੜੋ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਕੁਝ ਲਿਖਿਆ ਆਪ ਪੜੋ ਗੁਰਬਾਣੀ ਆਪ ਜੁੜੋ ਪੋਥੀਆਂ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਹਿਜ ਪਾਠ ਕਰਨੇ ਆ ਬਾਹਰ ਆਪਣੇ ਨਾਮ ਦਰਜ ਕਰਾ ਕੇ ਜਾਇਓ ਜੇ ਅੱਜ ਨਾਮ ਭੀੜ ਇਕੱਠ ਜ਼ਿਆਦਾ ਕਰਕੇ ਅੱਜ ਨਾਮ ਨਾ ਨਾ ਦਰਜ ਹੋਏ ਤੇ ਕੱਲ ਨੂੰ ਵੇਲੇ ਨਾਲ ਆ ਕੇ ਬਾਹਰ ਨਾਮ ਦਰਜ ਕਰਾਓ ਫਿਰ ਤੁਹਾਨੂੰ ਬੁਲਾ ਕੇ ਸਹਿਜ ਪਾਠ ਆਰੰਭ ਕਰਾਏ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਉਹਨਾਂ ਨੂੰ ਪੋਥੀਆਂ ਦਿੱਤੀਆਂ ਜਾਣਗੀਆਂ ਵੱਧ ਤੋਂ ਵੱਧ ਬਾਣੀ ਦੇ ਸਹਿਜ ਪਾਠ ਕਰੀਏ ਆਪ ਬਾਣੀ ਪੜ੍ਹੀਏ ਅੱਖਾਂ ਖੁੱਲ ਜਾਣ ਚਾਨਣ ਹੋ ਜੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਸੁਣਾਇਆ ਕੀ ਜਾ ਰਿਹਾ ਗੱਪ ਕਹਾਣੀਆਂ ਸੁਣਾ ਸੁਣਾ ਕੇ ਪਾਗਲ ਕਰਤਾ ਅੱਜ ਸਾਡੀ ਸਾਡਾ ਬੇੜਾ ਰੋੜਤਾ ਅੱਜ ਕੱਲ ਗੱਪ ਕਹਾਣੀਆਂ ਸੁਣਾ ਸੁਣਾ ਕੇ ਐਦਾਂ ਦਾ ਇਤਿਹਾਸ ਸੁਣਾਇਆ ਅਸੀਂ ਸੁਣ ਨਹੀਂ ਸਕਦੇ ਸਮਝ ਨਹੀਂ ਸਕਦੇ ਪਤਾ ਨਹੀਂ ਕਿੱਡੀਆਂ ਕਿੱਡੀਆਂ ਕਰਾਮਾਤਾਂ ਤੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਸੁਣਾਈਆਂ ਨੇ ਤਾਂ ਕਰਕੇ ਭਾਈ ਸਭ ਤੋਂ ਵੱਡੀ ਕਰਾਮਾਤ ਹੈ ਆ ਨਿੱਕੀਆਂ ਨਿੱਕੀਆਂ ਉਮਰਾਂ ਦੇ ਵਿੱਚ ਨੀਹਾਂ 'ਚ ਖੜੇ ਜਾਣਾ ਏਦੂ ਵੱਡੀ ਕਰਾਮਾਤ ਕੀ ਹੋਏਗੀ ਮਾਤਾ ਗੁਜਰ ਕੌਰ ਐ ਨਿਆਣਿਆਂ ਬੱਚਿਆਂ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਐਦਾਂ ਸ਼ਹੀਦ ਹੋਣ ਵਾਸਤੇ ਤੋਰ ਦੇਣਾ ਏਦੂ ਵੱਡੀ ਕਰਾਮਾਤ ਕੀ ਹੋਏਗੀ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਚੜ੍ਹਦੀ ਕਲਾ 'ਚ ਰਹਿਣਾ ਏਦੂ ਵੱਡੀ ਕਰਾਮਾਤ ਹੋਰ ਕੀ ਹੋਏਗੀ ਇਹ ਕਰਾਮਾਤਾਂ ਨੇ ਗੁਰੂ ਘਰ ਵਿੱਚ ਜਿਹੜੀਆਂ ਸੁੱਤੇ ਸਿੱਧ ਕਰਾਮਾਤਾਂ ਵਰਤਦੀਆਂ ਭਾਈ ਸੁੱਤੇ ਸਿੱਧ ਕਰਾਮਾਤਾਂ ਇੱਥੇ ਵਰਤਦੀਆਂ ਤਾਂ ਕਰਕੇ ਵੱਧ ਤੋਂ ਵੱਧ ਮਨ ਬਣਾ ਕੇ ਨਾਮ ਲਿਖਾਓ ਆਪ ਬਾਣੀ ਪੜੋ ਪਤਾ ਲੱਗ ਜੇ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਕੁਝ ਲਿਖਿਆ ਹੈ ਤੇ ਦੱਸਿਆ ਕੀ ਜਾ ਰਿਹਾ ਹੈ ਦੱਸਿਆ ਕੀ ਜਾ ਰਿਹਾ ਸਾਡੀ ਸ਼ਰਧਾ ਹੀ ਫੇਰ ਬਣੇਗੀ ਜਦੋਂ ਬਾਣੀ ਆਪ ਪੜਾਂਗੇ ਫਿਰ ਸ਼ਰਧਾ ਬਣੇਗੀ ਪਿਆਰ ਪਏਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਆਓ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਇੱਕ ਦੀਵਾਨ ਬਾਕੀ ਰਹਿ ਗਿਆ ਜੀ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰੀਏ ਲਾਹਾ ਲਈਏ ਭਾਈ ਸਾਹਿਬ ਧਰਮਵੀਰ ਸਿੰਘ ਜੀ ਘਰਾਂਗਣੇ ਵਾਲੇ ਸਾਡੇ ਨਾਲ ਸੇਵਾ ਕਰਦੇ ਜੋ ਕਿ ਦਲ ਵਿੱਚ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਵਿੱਚ ਉਹ ਵੀ ਆਏ ਹੋਏ ਐ ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਦਾ ਵੀਰਾਂ ਦਾ ਅੱਜ ਕਥਾਵਾਚਕ ਵੀ ਭਾਈ ਸਾਹਿਬ ਨੇ ਪਹਿਲਾਂ ਕਥਾ ਕੀਤੀ ਕਰਮ ਕਰਮਵੀਰ ਸਿੰਘ ਹੋਣਾ ਨੇ ਪਹਿਲਾਂ ਕਥਾ ਕੀਤੀ ਹਾਜ਼ਰੀ ਭਰੀ ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜੋਂ ਭਾਈ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਕੱਲ ਨੂੰ ਵੇਲੇ ਨਾਲ ਆਇਓ ਲੇਟ ਨਾ ਕਰਿਓ ਗੱਜ ਕੇ ਆਨੰਦ ਸਾਹਿਬ ਜੀ ਬੋਲੋ ਕੋਈ ਰਸਨਾ ਬਾਂਝੀ ਨਾ ਰਵੇ ਬੜੇ ਟਿਕਾ ਨਾਲ ਬੜੇ ਪਿਆਰ ਨਾਲ ਤਕਰੀਬਨ ਪੌਣੇ 3 ਘੰਟੇ ਬਹਿ ਕੇ ਸੁਣਿਆ ਸਭ ਦਾ ਧੰਨਵਾਦ ਗੱਜ ਕੇ ਆਨੰਦ ਸ਼ਬਦ ਬੋਲੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਦੀ ਮਨ ਅਜਿਹਾ ਵਰਤਾ ਰਾਜ ਰਤਨ ਪਰਵਾਰ ਕਰੀਆਂ ਸ਼ਬਦ ਗਾ ਵੜਾਈਆਂ ਸੋ ਦਾ ਸੋ ਕਰੀ ਤੇਰਾ ਨਾਮ ਜੀ ਵਸਾਇਆ ਦਾ ਨਾਮ ਹੋਵਾ ਸਤਿਗੁਰੂ ਮੈਂ ਪਾਇਆ ਮਨ ਮੇਰੇ ਆਤਮ ਹਰ ਨਾਲ ਰਹੋ ਤੁਮਨ ਮੇਰੇ ਦੁੱਖ ਸਭ ਵਿਸਾਰਣਾ ਮਾਰੋ ਕਰੇ ਤੇਰਾ ਕਾਰਜ ਸਵਾਰਨਾ ਹਮ ਲਗਲਾ ਸਮਰੱਥ ਸਵਾਪੀ ਤੇ ਜੋ ਮਨ ਹੋ ਸਾਰੇ ਨਾਨਕ ਮਾਨੋ ਤੇਰੇ ਵਿਚਾਰ ਹੋ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਵੇਲੇ ਸੋ ਪਾਏ ਸਦਾ ਸਿਮਤ ਸਲਾਹ ਤੇਰੀ ਤੋਂ ਸਤ ਸਵਏ ਆਪ ਜੀ ਜੈ ਨਾਨਕ ਸਤਿਆ ਵਾਹਿਗੁਰੂ ਸਤ ਜਏ ਜੈ ਹੈ ਨਾਨਕ ਸੱਚੇ ਸਾਹਿਬ ਕਿਆ ਮਾਹੀ ਘਰ ਤੇਰੇ ਸਾਚਾ ਮੇਰਾ ਰਾਜੋ ਸਾਚ ਨਾਮ ਰਾਜਾ ਮੇਰਾ ਜੀ ਤੁਮਾਰ ਸਾਧੁਗਵਾਰ ਹਰ ਸਾਮ ਸੁਖ ਮਨ ਆਇ ਵਸਿਆ ਮੇਰੀ ਇੱਛਾ ਸਭ ਪੁਜਾਈਆਂ ਹਰ ਪਿਤਾ ਗੁਣ ਵਤੋ ਆਏ ਬਲਿਆ ਹੈ ਨਾਨਕ ਸੁਣ ਹੋ ਸੰਤੋ ਸ਼ਬਦ ਕਰ ਹੋ ਪਿਆਰੋ ਸਾਚਾ ਤੇਰਾ ਯਾਦਾਰੂ ਬਾਜੇ ਪੰਜ ਰਵ ਜਿਤ ਪਾਲਿਸਵਾਵੇ ਹਰਤ ਭਾਗੇ ਸ਼ਬਦ ਲਾਗੇ ਸਵਾਜ ਕਰ ਧਾਰਿਆ ਹੋ ਪੰਜ ਰੂਪ ਵਾਸ ਜੀਤੇ ਕਾਲ ਪੰਜ ਧਾਰਿਆ ਹੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਹੈ ਅਨੰਤ ਪੈ ਸੁਖ ਹੋ ਅਨੰਤ ਪਰਿਆਨ ਹਜਵਾਈ ਅਨੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਵਨ ਪਰ ਪਾਇਆ ਤੇਰੇ ਸਗਲ ਮਨਸੂਰੇ ਤੂੰ ਖਲੋਗ ਸਕਤਾ ਪੁੱਤਰੇ ਸੁਣੀ ਸੱਚੀ ਬਾਣੀ ਸਤ ਸਾਜ ਭਏ ਸਰਸੇ ਪੂਰੇ ਗੁਰ ਤੇ ਜਾ ਤੇ ਪੁਨੀ ਪਿਤਾ ਮਾਤਾ ਧਰਮ ਮਹਤ ਜਿਸ ਰਾਜ ਦੇ ਦਾਈ ਦਾਇਆ ਠੀਕੈ ਸਭ ਜਾਗੋ ਨਵੇਂ ਆਈਆਂ ਪੁਰਿਆਈਆਂ ਵਾਚੈ ਧਰਮ ਹਜ਼ੂਰ ਧਰਮ ਆਪਣੀ ਆਪਣੀ ਕੇ ਰਹਿ ਕੇ ਦੂਰ ਨਾਮ ਤੇ ਆਇਆ ਨਾਮ ਪ੍ਰਗਟ ਗੁਰਾਂ ਕੀ ਦੇ ਰੱਜ ਕੇ ਵਾਹਿਗੁਰੂ ਨਾਮ ਹਾਰ ਜਹਾਜ ਹੈ ਚੜੇ ਸੁਤਰੇ ਪਾਰ ਉਹ ਕਰਦਾ ਕਰ ਸੇਵ ਦੇ ਗੁਰ ਪਾਰ ਪਾਰ ਮਾਰ ਨਾਮ ਜਹਾਜ ਬੜੇ ਸੁਤਰੇ ਦਾ ਕਰ ਸੇਵ ਦੇ ਗੁਰ ਪਾਰ ਕਾਰਨ ਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਉਹ ਟਲ ਗੁਰ ਸੇਵੀਏ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਹੈ ਨਰ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਹੈ ਨਰ ਨਾ ਜਾਨੀ ਹਰ ਹਰ ਪ੍ਰਭੂ ਕਿਰਪਾ ਧਾਰੀ ਸੰਤ ਹੋ ਸੁਖ ਹੋ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਾਵ ਰਹਿਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤੂ ਮਿਟਾਈ ਦਇਆਲ ਪੁਰਖੋ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ